ਚਿਰ ਕਵਨ ਠਾਕੁਰ ਊਚ ਭਗਵਾਨਾ ਤੂੰ ਠਾਕੁਰ ਊਚ ਭਗਵਾਨਾ ਤੂੰ ਠਾਕੁਰ ਬੈਰਵ ਮੈਂ ਦੇਹੀ ਕਣ ਚੇਰੀ ਰਾਮ ਤੂੰ ਸਗਰੋ ਰਤਨਗਰੋ ਹਉ ਸਾਰ ਨ ਜਾਣਾ ਤੇਰੀ ਰਾਮ ਸਾਰ ਨ ਜਾਣਾ ਤੂੰ ਵਡਦਾਣਾ ਕਰ ਮਿਹਰਮਤ ਸਾਈ ਕਿਰਪਾ ਕੀਜੈ ਸਮਤ ਮਤ ਦੀਜੈ ਕਿਰਪਾ ਕੀਜੈ ਸਾਮਤ ਦੀਜੈ ਆਠ ਪਹਿਰ ਤੁਦ ਧਿਆਨ ਗਰਬ ਨ ਕੀਜੈ ਰੇਣ ਹੋ ਹੋਵੀਜੈ ਤਾਂਗਤ ਅਰੇ ਤੇਰੀ ਹੱਥ ਜੀ ਅਰੇ ਤੇਰੀ ਸਭ ਉਪਰ ਨਾਨਕ ਕਾ ਠਾਕੁਰ ਸਭ ਉਪਰ ਨਾਨਕ ਕਾ ਠਾਕੁਰ ਤੇ ਮੇਰੇ ਸਾਹਿਬ ਗਹਿਰ ਗੰਭੀਰ ਗੁਣੀ ਗਹੀਰ 네. ਰਸ ਇੱਕ ਰਸ ਦਾ ਮਤਲਬ ਹੈ ਨਾ ਤੇਜ਼ ਨਾ ਹੌਲੀ ਇੱਕ ਰਸ ਤੇਰੇ ਨਾਮ ਦੇ ਸਹਾਰੇ ਪਾਲੰਗਣਾ ਬੇੜਾ ਮੇਰੀ ਜਿੰਦੜੀ ਤੇਰੇ ਨਾਮ ਦੇ ਸਹਾਰੇ ਪਾਲੰਗਣਾ ਬੇੜਾ ਮੇਰੀ ਜਿੰਦੜੀ ਨਾ ਤੇਰੇ ਨਾਮ ਦੇ ਸਹਾਰੇ ਪਾਲੰਗਣਾ ਬੇੜਾ ਮੇਰੀ ਜਿੰਦੜੀ

ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਫੜੋ ਫੜੋ ਫੜੋ ਤੇਰੇ ਨਾਮ ਦੇ ਸਹਾਰੇ ਪਾਰ ਲੰਘਣਾ ਬੇੜਾ ਮੇਰੀ ਜ਼ਿੰਦੜੀ ਦਾ ਤੇਰੇ ਨਾਮ ਦੇ ਸਹਾਰੇ ਬੇੜਾ ਮੇਰੀ ਜ਼ਿੰਦੜੀ ਦਾ ਪੜੋ ਪੜੋ ਗਈ ਆ ਮੇਰੀ ਦਾ ਜੀ ਗਰੀਬ ਦਾ ਤੇਰਾ ਜੀ ਗਰੀਬ ਦਾ ਤੇਰਾ ਜੀ ਗਰੀਬ ਦਾ ਤੇਰਾ ਜੀ ਗਰੀਬ ਦਾ ਤੇਰਾ ਜੀ ਗਰੀਬ ਦਾ ਜੀ ਗਰੀਬ ਦਾ ਮੇਰਾ ਕੀ ਗਰੀਬ ਦਾ ਮੇਰਾ ਕੀ ਗਰੀਬ ਦਾ ਮੇਰਾ ਕੀ ਗਰੀਬ ਦਾ ਮੇਰਾ ਕੀ ਗਰੀਬ ਦਾ ਮੇਰਾ ਕੀ ਗਰੀਬ ਦਾ ਮੇਰਾ ਕੀ ਗਰੀਬ ਦਾ ਤੇਰੇ ਆਸਰੇ ਮੇਰਾ ਬੇੜਾ ਸਾਜੀ ਨਵਾਜੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਇੱਕੇ ਵਾਰੀ ਕਹਿਣ ਤੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਫੀ ਸਮੇਂ ਤੋਂ ਆਪ ਜੀ ਨੇ ਜਥੇ ਪਾਸੋਂ ਗੁਰਮਤ ਵਿਚਾਰਾਂ ਕੀਰਤਨ ਕਥਾ ਦਾ ਆਨੰਦ ਮਾਣਿਆ ਹੈ ਰਹਿੰਦਾ ਸਮਾਂ ਆਪਾਂ ਸਫਲ ਬਣਾਉਣ ਵਾਸਤੇ ਯਤਨ ਕਰੀਏ ਮਨ ਬਿਰਤੀਆਂ ਇਕਾਗਰ ਕਰਕੇ ਬੈਠਣਾ ਹੈ ਪਹਿਰੇਦਾਰਾਂ ਨੂੰ ਬੇਨਤੀ ਹੈ ਤਕਰੀਬਨ ਸਾਰੇ ਆ ਗਏ ਨੇ ਅੱਧ ਚ ਰਸਤਾ ਬੰਦ ਕਰ ਦੇਣ ਪੰਜ ਚਾਰ ਸਿੰਘ ਪਹਿਰੇਦਾਰ ਅੱਧ ਚ ਬੈਠ ਜਾਓ ਆਉਣ ਵਾਲਿਆਂ ਨੂੰ ਰਸਤੇ 'ਚ ਹੀ ਟਿਕਾਈ ਜਾਇਓ ਉੱਥੇ ਹੀ ਬਿਠਾਈ ਜਾਇਓ ਭਾਈ ਜਿਵੇਂ ਜਿਵੇਂ ਆਈ ਜਾਣਗੇ ਬਾਕੀ ਸਾਰੀ ਸੰਗਤ ਹੁਣ ਮਨ ਇਕਾਗਰ ਰੱਖਿਓ ਪੂਰਾ ਧਿਆਨ ਜੋੜ ਕੇ ਰੱਖਿਓ ਆਪਾਂ ਧਾਰਨਾ ਪੜੀਏ ਤੇਰੇ ਆਸਰੇ ਮੇਰਾ ਬੇੜਾ ਜੀ ਗਰੀਬ ਦਾ ਗਰੀਬੀ ਬਾਹਰਲੀ ਨਹੀਂ ਅੰਦਰਲੀ ਦੀ ਗੱਲ ਹੋ ਰਹੀ ਜਿਹੜਾ ਬੰਦਾ ਜਿੰਨਾ ਚਿਰ ਇਹ ਨਹੀਂ ਨਾ ਸਮਝਦਾ ਕਿ ਮੈਂ ਅੰਦਰੋਂ ਗਰੀਬ ਆ ਉਹਨਾਂ ਚਿਰ ਬਖਸ਼ਿਸ਼ ਨਹੀਂ ਹੋ ਸਕਦੀ ਸਤਿਗੁਰੂ ਜੀ ਨਵਾਜਦੇ ਹਨ ਗਰੀਬ ਨਵਾਜ ਨੇ ਪਰ ਗਰੀਬ ਨੂੰ ਨਵਾਜਣਗੇ ਜਿਹੜਾ ਇਹ ਮੰਨੇ ਵੀ ਮੈਂ ਅੰਦਰੋਂ ਗਰੀਬ ਹਾਂ ਜਿਵੇਂ ਆਪਾਂ ਪੜਦੇ ਆ ਕਵਨ ਗੁਣ ਪ੍ਰਾਨ ਪਤ ਮਿਲੋਂ ਮੇਰੀ ਮਾਈ ਮੋਹਿ ਮੈਂ ਕਵਨ ਗੁਣ ਪ੍ਰਾਨ ਪਤ ਮਿਲੋਂ ਮੇਰੀ ਰੂਪਹੀਨ ਬੁੱਧ ਬਲਹੀਨੀ ਮੋਹਿ ਪ੍ਰਦੇਸ਼ਨ ਦੂਰ ਤੇ ਆਈ ਇਹ ਬਾਹਰਲੇ ਰੂਪ ਦੀ ਗੱਲ ਨਹੀਂ ਹੋ ਰਹੀ ਵੀ ਮੇਰਾ ਰੂਪ ਨਹੀਂ ਸੋਹਣਾ ਨਾ ਜਿਹੜਾ ਗੁਰਮੁਖਾਂ ਵਾਲਾ ਰੂਪ ਹੈ ਉਹ ਹੈ ਇੱਕ ਰੂਪ ਤੇ ਹੈ ਨਾ ਜੀ ਬਾਹਰਲਾ ਇੱਕ ਰੂਪ ਤੇ ਬਾਹਰਲਾ ਹੁੰਦਾ ਹੈ ਇੱਕ ਰੂਪ ਹੁੰਦਾ ਹੈ ਅੰਦਰ ਦਾ ਜਦੋਂ ਮਨ ਨੂੰ ਰੂਪ ਚੜਦਾ ਹੈ ਇੱਕ ਤਨ ਦਾ ਸੋਹਣਾਪਨ ਹੁੰਦਾ ਹੈ ਇੱਕ ਮਨ ਦਾ ਸੋਹਣਾਪਨ ਹੁੰਦਾ ਹੈ ਇੱਕ ਤਨ ਦੀ ਕਰੂਪਤਾ ਹੁੰਦੀ ਹੈ ਇੱਕ ਮਨ ਦੀ ਕਰੂਪਤਾ ਹੁੰਦੀ ਹੈ ਜਿਹੜੇ ਬੰਦੇ ਦਾ ਮਨ ਕਾਲਾ ਹੋ ਜਾਏ ਮਨ ਕਰੂਪ ਹੋ ਜਾਏ ਉਹਦਾ ਚਿਹਰਾ ਭਾਵੇਂ ਪੂਰਾ ਗੋਰਾ ਚਿੱਟਾ ਹੋਵੇ ਪਰ ਉਹ ਫਿਰ ਕਰੂਪ ਹੀ ਲੱਗਦਾ ਹੈ ਬਾਹਰੋਂ ਬੰਦਾ ਕਾਲੇ ਰੰਗ ਦਾ ਹੋਵੇ ਮਨ ਸੋਹਣਾ ਹੋਵੇ ਮਨ ਤੇ ਨੂਰ ਹੋਵੇ ਅੰਦਰ ਰੂਪ ਹੋਵੇ ਉਹ ਫਿਰ ਭਾਵੇਂ ਕਾਲਾ ਕੋਝਾ ਵੀ ਹੋਵੇ ਉਹ ਪਿਆਰਾ ਲੱਗਦਾ ਬਾਹਰਲੇ ਰੰਗ ਦੀ ਗੱਲ ਨਹੀਂ ਅੰਦਰਲੇ ਦੀ ਗੱਲ ਹੈ ਰੂਪਹੀਨ ਹੈ ਜਿਹੜਾ ਰੂਪ ਹੈ ਨਹੀਂ ਬਾਹਰਲਾ ਨਹੀਂ ਅੰਦਰਲਾ ਨਹੀਂ ਜਦੋਂ ਅੰਦਰ ਰੂਪ ਚੜ ਜਾਂਦਾ ਹੈ ਅੰਦਰ ਸਾਫ਼ ਹੋ ਜਾਂਦਾ ਹੈ ਮਨ ਸ਼ੁੱਧ ਹੋ ਜਾਂਦਾ ਜਦੋਂ ਫਿਰ ਬਾਹਰੋਂ ਵੀ ਚਮਕ ਆ ਜਾਂਦੀ ਹੈ ਤਿੱਥੇ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨਾ ਕਥਨੇ ਕਾ ਉਹ ਬੰਦਾ ਫਿਰ ਬਾਹਰੋਂ ਵੀ ਪਿਆਰਾ ਲੱਗਣ ਲੱਗ ਜਾਂਦਾ ਜਿਵੇਂ ਹੁਣ ਆਪਾਂ ਇੱਕ ਆਮ ਐਗਜ਼ਾਮਪਲ ਲੈਨੇ ਆ ਕਿ ਬਹੁਤ ਵਾਰ ਬੇਨਤੀ ਇਹ ਕਰੀਦੀ ਹੈ ਵੀ ਚਿੱਟਾ ਬਗਲੇ ਤੋਂ ਚਿੱਟਾ ਤੇ ਕੋਈ ਹੈ ਹੀ ਨਹੀਂ ਪਰ ਬਗਲਾ ਚਿੱਟਾ ਹੋ ਕੇ ਵੀ ਸੋਹਣਾ ਨਹੀਂ ਲੱਗਦਾ ਕੋਇਲ ਨਾਲੋਂ ਕਾਲਾ ਕੋਈ ਨਹੀਂ ਉਹ ਕਾਲੀ ਹੋ ਕੇ ਵੀ ਸੋਹਣੀ ਲੱਗਦੀ ਜੇ ਕਦਰ ਰੰਗ ਦੀ ਏ ਫਿਰ ਤੇ ਬਗਲੇ ਵੀ ਆਪਾਂ ਬੰਨ ਕੇ ਰੱਖ ਲੋ ਆਪਣੇ ਛੱਪੜਾਂ ਤੇ ਟੋਬਿਆਂ ਤੇ ਖੇਤਾਂ 'ਚ ਬਥੇਰੇ ਮਿਲ ਜਾਂਦੇ ਨੇ ਲੈ ਆਓ ਵੀ ਕਿੰਨਾ ਚਿੱਟਾ ਚਿੱਟਾ ਬਗਲਾ ਰੱਖੋ ਪਿੰਜਰੇ 'ਚ ਪਾਓ ਘਰ ਰੱਖੋ ਕਿੰਨਾ ਸੋਹਣਾ ਏ ਇਹਦੇ ਨਾਲੋਂ ਚਿੱਟਾ ਤੇ ਹੈ ਹੀ ਕੋਈ ਐ ਚਿੱਟੇ ਰੰਗ ਦਾ ਬਗਲਾ ਏ ਤੇ ਲੈ ਆਓ ਘਰ ਕਦੇ ਕਿਸੇ ਨੇ ਰੱਖਿਆ ਨਹੀਂ ਕਿਉਂ ਨਹੀਂ ਰੱਖਦੇ ਆਪਾਂ ਕਹਿੰਨੇ ਆ ਜੀ ਡੱਡੀਆਂ ਮੱਛੀਆਂ ਗੰਡੋਏ ਖਾਣ ਵਾਲਾ ਇਹਦੇ ਤੋਂ ਕਰਾਉਣਾ ਕੀ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਵੀ ਚਿੱਟਾ ਹੀ ਨੂੰ ਕੀ ਕਰਨਾ ਹੈ ਇਹਦੇ ਤੋਂ ਕੀ ਕਰਾਉਣਾ ਚਿੱਟਾ ਤੇ ਹੈ ਪਰ ਖਿੱਚਦਾ ਨਹੀਂ ਨਾ ਖਿੱਚ ਚਿੱਟਾ ਹੈ ਪਰ ਖਿੱਚ ਨਹੀਂ ਚਿੱਟਾ ਹੈ ਵੇਖੋ ਖਿੱਚ ਕੋਈ ਨਹੀਂ ਕੋਇਲ ਸ਼ਾਹ ਕਾਲੀ ਹੈ ਪਰ ਖਿੱਚ ਹੈ ਕੋਇਲ ਵਿੱਚ ਖਿੱਚ ਹੈ ਕੋਇਲ ਸੋਹਣੀ ਲੱਗਦੀ ਕਾਲੀ ਹੈ ਪਰ ਭੈੜੀ ਨਹੀਂ ਲੱਗਦੀ ਬਗਲਾ ਚਿੱਟਾ ਹੈ ਪਰ ਸੋਹਣਾ ਨਹੀਂ ਲੱਗਦਾ ਚੰਗਾ ਨਹੀਂ ਲੱਗਦਾ ਇੱਕ ਗੱਲ ਤੇ ਫਿਰ ਕਲੀਅਰ ਹੋ ਗਈ ਵੀ ਕਦਰ ਰੰਗ ਦੀ ਨਹੀਂ ਪੈਣੀ ਕਦਰ ਗੁਣ ਦੀ ਪੈਣੀ ਰੰਗ ਨਹੀਂ ਵੇਖਣਾ ਕਿਸੇ ਰੰਗ ਜੇ ਚਿੱਟਾ ਹੈ ਤੇ ਕੀ ਕਰਨਾ ਹੈ ਉਤੋਂ ਉਤੋਂ ਭਾਵੇਂ ਜਿੱਦਾਂ ਮਰਜ਼ੀ ਬਣੇ ਗੱਲ ਗੱਲਾਂ ਅਸੀਂ ਚੰਗੀਆਂ ਆਚਾਰੀ ਪੁਰੀਆਂ ਮਨੋਂ ਕੁਸੁੱਧਾ ਕਾਲੀਆਂ ਬਾਹਰ ਚਿੱਟੀਆਂ ਜੇ ਮਨ ਕਾਲੇ ਨੇ ਤੇ ਬਾਹਰੋਂ ਸਾਡਾ ਚਿੱਟੇ ਹੋਣ ਦਾ ਵੀ ਕੀ ਅਰਥ ਰਹਿ ਗਿਆ ਤੇ ਸਾ ਗੁਰਮਖੋ ਜਦੋਂ ਗੁਰੂ ਸਾਹਿਬ ਮਿਹਰ ਕਰਕੇ ਮਨ ਸੋਹਣਾ ਬਣਾ ਦੇਣ ਫਿਰ ਬੰਦਾ ਕਾਲਾ ਕੋਝਾ ਵੀ ਪਿਆਰਾ ਲੱਗਣ ਲੱਗਦਾ ਉਹਦੀ ਲੱਤ ਨਹੀਂ ਕੰਮ ਕਰਦੀ ਤਾਂ ਵੀ ਵਧੀਆ ਲੱਗਦਾ ਹੈ ਬਾਹ ਨਹੀਂ ਕੰਮ ਕਰਦੀ ਤਾਂ ਵੀ ਕੋਈ ਫਰਕ ਨਹੀਂ ਨੇਤਰਹੀਨ ਰਾਗੀ ਬਥੇਰੇ ਆਪਾਂ ਜੇ ਨੇਤਰਹੀਨ ਰਾਗੀ ਹੈ ਭਾਵੇਂ ਅੱਖਾਂ ਵਾਲਾ ਅੱਖਾਂ ਵਾਲੇ ਰਾਗੀਆਂ ਦੀ ਕਮੀ ਕੋਈ ਨਹੀਂ ਉਹ ਲਖਵਿੰਦਰ ਸਿੰਘ ਭਾਈ ਭਾਈ ਲਖਵਿੰਦਰ ਸਿੰਘ ਨੇਤਰਹੀਨ ਨੇ ਦਰਬਾਰ ਸਾਹਿਬ ਕੀਰਤਨ ਕਰਨ ਦਾ ਪਤਾ ਲੱਗ ਜੇ ਵੀ ਆ ਜੋ ਕੀਰਤਨ ਕਰਨਗੇ ਸੰਗਤ ਸਪੈਸ਼ਲ ਲਾ ਕੇ ਬੈਠ ਜਾਂਦੀ ਵੀ ਸੁਣਾਗੇ ਗੁਣ ਦੀ ਕਦਰ ਇਸ ਕਰਕੇ ਕਦਰ ਤੇ ਗੁਣ ਦੀ ਜਦੋਂ ਮਨ ਨੂੰ ਰੂਪ ਚੜ ਗਿਆ ਨਾ ਭਾਈ ਮਨ ਸੋਹਣਾ ਹੋ ਜਾਂਦਾ ਜਦੋਂ ਫਿਰ ਬੰਦਾ ਸੋਹਣਾ ਲੱਗਣ ਲੱਗ ਪੈਂਦਾ ਅੱਛਾ ਜੀ ਫਿਰ ਜਿਵੇਂ ਤਨ ਨੂੰ ਸੋਹਣਾ ਕਰਨ ਵਾਸਤੇ ਦੁਨੀਆ ਕਰੀਮਾਂ ਥੱਪਦੀ ਹੈ ਬਥੇਰੀਆਂ ਕਰੀਮਾਂ ਥੱਪਦੇ ਨੇ ਕਈ ਬਥੇਰੇ ਪਾਊਡਰ ਲਾਉਂਦੇ ਨੇ ਕਈ ਕੁਝ ਲਾਉਂਦੇ ਨੇ ਬਿਊਟੀ ਪਾਰਲਰ ਦੇ ਵਿੱਚ ਬੀਬੀਆਂ ਜਾਂਦੀਆਂ ਨੇ ਬਿਊਟੀ ਬਣ ਜਾਵੇ ਸੋਹਣੇ ਬਣ ਜਾਈਏ ਸੋਹਣੇ ਲੱਗੀਏ ਇਹ ਤੇ ਤਨ ਦੀ ਗੱਲ ਹੈ ਤਨ ਦੀ ਪਰ ਮਨ ਫਿਰ ਜਿਹੜਾ ਜਿੱਥੇ ਸੋਹਣਾ ਬਣਦਾ ਹੈ ਉਹ ਬਿਊਟੀ ਪਾਰਲਰ ਉਹ ਥਾਂ ਕਿਹੜਾ ਜਿੱਥੇ ਮਨ ਸੋਹਣਾ ਬਣਦਾ ਹੈ ਤੇ ਮਨ ਸੋਹਣਾ ਹੋਣ ਵਾਲਾ ਇੱਕੋ ਹੀ ਥਾਂ ਆ ਜਿੱਥੇ ਤੁਸੀਂ ਬੈਠੇ ਹੋ ਸਹੀ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣ ਜਿਹੜਾ ਬੰਦਾ ਸੰਗਤ ਵਿੱਚ ਬੈਠਿਆ ਰਵੇ ਆਪ ਆਉਂਦਾ ਰਵੇ ਆਉਂਦਾ ਰਵੇ ਆਉਂਦਾ ਰਵੇ ਸੁਣਦਾ ਰਵੇ ਸੁਣਦਾ ਰਵੇ ਇਹ ਨਹੀਂ ਵੀ ਆਟਾ ਰੱਖ ਕੇ ਮੁੜ ਗਿਆ ਦਾਣੇ ਰੱਖ ਕੇ ਮੁੜ ਗਿਆ 100 200 ਰੁਪਈਆ ਮੱਥਾ ਟੇਕ ਕੇ ਮੁੜ ਗਿਆ ਪ੍ਰਸ਼ਾਦ ਕਰਾ ਕੇ ਮੁੜ ਗਿਆ ਰਮਾਲਾ ਚੜਾ ਕੇ ਮੁੜ ਗਿਆ ਜਿਹੜਾ ਇੱਥੇ ਟਿਕ ਕੇ ਬਵੇ ਤੇ ਸੁਣੇ ਤੇ ਸਮਝੇ ਤੇ ਮੰਨ ਲਵੇ ਉਹਦਾ ਮਨ ਫਿਰ ਸੋਹਣਾ ਇੱਥੇ ਮੈਲ ਮਨ ਦੀ ਮੈਲ ਜਿਵੇਂ ਸਰੀਰ ਤੋਂ ਮੈਲ ਲਾਉਂਦੇ ਆ ਆਪਾਂ ਰਗੜ ਰਗੜ ਕੇ ਇੱਥੇ ਮਨ ਦੀ ਮੈਲ ਲੈਂਦੀ ਹੈ ਇੱਥੇ ਮਨ ਸੋਹਣਾ ਬਣ ਜਾਂਦਾ ਹੈ ਰੋਜ਼ ਪੜਦੇ ਆ ਨਾ ਆਪਾਂ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਏ ਉਹ ਧੋਏ ਕੱਪੜਾ ਮੈਲਾ ਹੋ ਗਿਆ ਕੱਪੜੇ ਧੋ ਲੋ ਸਾਬਣ ਨਾਲ ਪਾਣੀ ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੈ ਨਾਵੈ ਉਹ ਸਾਫ਼ ਹੋ ਜਾਂਦੀ ਹੈ ਇੱਥੇ ਆ ਸੰਗਤ ਵਿੱਚ ਆ ਕੇ ਮਨ ਲਿਸ਼ਕ ਜਾਂਦਾ ਹੈ ਇਹ ਜਿਹੜਾ ਪੜਿਆ ਜਾ ਰਿਹਾ ਰੂਪਹੀਨ ਬੁੱਧ ਬਲ ਹੀਨੀ ਮੋਹੇ ਪ੍ਰਦੇਸ਼ਣ ਦੂਰ ਤੇ ਦੂਰ ਤੇ ਆਏ ਇਹ ਜਿਹੜਾ ਰੂਪ ਹੈ ਇਹ ਸੰਗਤ ਵਿੱਚ ਆ ਕੇ ਚੜਦਾ ਭਾਈ ਸੰਗਤ ਵਿੱਚ ਆ ਕੇ ਬੰਦਾ ਸੋਹਣਾ ਬਣ ਜਾਂਦਾ ਹੈ ਇੱਥੇ ਹੁਣ ਜਿਹੜੇ ਬੰਦੇ ਤੇ ਜਿਹੜਾ ਬੰਦਾ ਇਦਾਂ ਸੁਣੀ ਜਾਏ ਆਪਾਂ ਸੁਣੀ ਜਾਓ ਸੁਣੀ ਜਾਓ ਸੁਣੀ ਜਾਓ ਫਿਰ ਮਨ ਵਿੱਚ ਜੇ ਇਦਾਂ ਜੇ ਲੱਗ ਪਿਆ ਆਉਣ ਜੇ ਆਪਣੇ ਮਨ 'ਚ ਇਦਾਂ ਆਉਣ ਲੱਗ ਪਿਆ ਵੀ ਹਾਂ ਯਾਰ ਗਲਤੀਆਂ ਕਰਦੇ ਆ ਮਾੜੀ ਐ ਪੀਣੀ ਕੇਸ ਦਾੜੀ ਰੱਖ ਲੈਣੇ ਚਾਹੀਦੇ ਨੇ ਬਾਣੀ ਪੜ੍ਹਨੀ ਸ਼ੁਰੂ ਕਰੀਏ ਆ ਵੀ ਮਾੜਾ ਕੰਮ ਮੈਂ ਕੀਤਾ ਹੈ ਇਹ ਦੱਸਿਆ ਜਾ ਰਿਹਾ ਆ ਵੀ ਮੈਂ ਕੀਤਾ ਹੈ ਆ ਮਾੜਾ ਕੰਮ ਇਹ ਵੀ ਮੈਂ ਕਰੀ ਜਾਂਦਾ ਆ ਇਹ ਵੀ ਮੈਂ ਕਰੀ ਜਾਂਦਾ ਫਿਰ ਸਮਝ ਲੈਣਾ ਚਾਹੀਦਾ ਵੀ ਮੈਲ ਉਗਲ ਰਹੀ ਹੈ ਉਗਲ ਰਹੀ ਹੈ ਬਾਹਰ ਆਏਗੀ ਹੁਣ ਬਾਹਰ ਨੂੰ ਆ ਰਹੀ ਹੈ ਥੋੜੀ ਥੋੜੀ ਜਿਹੜੇ ਮਨ 'ਚ ਇੱਥੇ ਆਉਣ ਲੱਗ ਜੇ ਬੈਠੇ ਬੈਠੇ ਜਿਹੜਾ ਧਿਆਨ ਨਾਲ ਸਮਝਣ ਲੱਗ ਜੇ ਬਸ ਫਿਰ ਜਦੋਂ ਜਿਵੇਂ ਕਈ ਵਾਰੀ ਕੱਪੜਾ ਮੈਲਾ ਹੁੰਦਾ ਹੈ ਇੱਕ ਧੋ ਨਹੀਂ ਦੂਜਾ ਧੋ ਨਾਲ ਸਾਫ਼ ਹੋ ਜਾਂਦਾ ਕਈ ਵਾਰੀ ਤੀਜੀ ਵਾਰੀ ਧੋਣਾ ਪੈਂਦਾ ਤੇ ਕਈ ਵਾਰੀ ਬੀਬੀਆਂ ਵੇਖਦੀਆਂ ਨੇ ਵੀ ਇਹ ਤੇ ਸਾਫ਼ ਹੀ ਨਹੀਂ ਹੁੰਦਾ ਤੰਦ ਮੈਲ ਪੈ ਗਈ ਉਹ ਫਿਰ ਇੱਕ ਵਾਰੀ ਧੋਇਆ ਦੋ ਵਾਰੀ ਧੋਇਆ ਫਿਰ ਥਾਪਾ ਵੀ ਚੁੱਕ ਲੈਂਦੀਆਂ ਨੇ ਕਈ ਵਾਰੀ ਫਿਰ ਨਿਕਲ ਜਾਂਦੀਆਂ ਨੇ ਆਪਾਂ ਜਿਹੜੇ ਆ ਨਾ ਗੁਰਮਖੋ ਐਦਾਂ ਹੀ ਮੈਲ ਕਢਾ ਲਿਆ ਕਰੋ ਐਦਾਂ ਬੈਠੀਏ ਆਪਾਂ ਸਾਰੇ ਮੈਂ ਵੀ ਆਪਾਂ ਸਾਰੇ ਸੁਣੋ ਨਿਕਲਣ ਦਿਓ ਹੌਲੀ ਹੌਲੀ ਮੈਲ ਨਿਕਲੇ ਤੇ ਨਹੀਂ ਤੇ ਮਾਲਕ ਨੇ ਥਾਪਾ ਚੁੱਕ ਲੈਣਾ ਫਿਰ ਕਈ ਵਾਰੀ ਉਦਾਂ ਵੀ ਨਿਕਲਦੀ ਹੈ ਜੇ ਨਾ ਨਿਕਲੇ ਫਿਰ ਥਾਪਾ ਹੀ ਚੁੱਕਣਾ ਫਿਰ ਕਹਿੰਦੇ ਮਾਲਕ ਵੀ ਕਈ ਵਾਰੀ ਥਾਪਾ ਇਹੋ ਜਿਹਾ ਚੁੱਕ ਲੈਂਦਾ ਫਿਰ ਫਿਰ ਸਭ ਕੁਝ ਨਿਕਲਦਾ ਹੈ ਫਿਰ ਚੱਕਰੀ ਘਵਾ ਦਿੰਦਾ ਰੱਬ ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭੋਇ ਫਿਰ ਚੱਕਰੀ ਕਮਾ ਦਿੰਦਾ ਇਹੋ ਜੀ ਕਹਿੰਦੇ ਚੱਕਰੀ ਕਮਾ ਦਿੰਦਾ ਫਿਰ ਦਿਮਾਗ ਟਿਕਾਣੇ ਹੁੰਦਾ ਤਾਂ ਕਰਕੇ ਟਿਕ ਕੇ ਥੋੜੀ ਵਿਸਲਿੰਗ ਹੁੰਦੀ ਹੈ ਬਈ ਸ਼ਾਇਦ ਜ਼ਿਆਦਾ ਆਵਾਜ਼ ਵਿਸਲ ਥੋੜੀ ਥੋੜੀ ਟਿਕ ਕੇ ਸੰਗਤ ਵਿੱਚ ਬੈਠ ਕੇ ਸੁਣੀਏ ਜਦੋਂ ਆਪਾਂ ਗੁਰਬਾਣੀ ਨੂੰ ਧਿਆਨ ਲਾ ਕੇ ਇਦਾਂ ਬਹਿ ਕੇ ਸੁਣਨ ਲੱਗ ਜਾਂਦੇ ਆ ਨਾ ਗੁਰਮੁਖੋ ਜਦੋਂ ਆਪਾਂ ਸੁਣਦੇ ਆ ਮਨ ਸੁਣਦਾ ਸਾਡਾ ਇੱਕ ਤੇ ਨਾ ਕੰਨ ਸੁਣ ਰਹੇ ਨੇ ਨਾਲੇ ਸੁਣੀ ਜਾਂਦਾ ਨਾਲੇ ਸੋਚੀ ਜਾਂਦਾ ਕਦੋਂ ਭੋਗ ਪਊ ਕਦੋਂ ਜਾਵਾਂਗੇ ਘਰ ਨੂੰ ਚਾਰ ਕਦੋਂ ਵੱਜਣਗੇ ਇੱਕ ਤੇ ਉਹ ਹੈ ਇੱਕ ਜਿਹੜਾ ਬੰਦਾ ਟਿਕ ਕੇ ਇੱਕ ਇੱਕ ਗੱਲ ਸੁਣਦਾ ਹੈ ਉਹਨੂੰ ਮਹਾਰਾਜ ਕਹਿੰਦੇ ਨੇ ਸੁਣਿਆ 8 60 ਕਾ ਪਿਛਲਾ ਜਿਹੜਾ ਬੰਦਾ ਟਿਕ ਕੇ ਸੁਣ ਰਿਹਾ ਹੈ ਬਸ ਇਹ ਸਮਝ ਲਓ ਵੀ 68 ਤੀਰਥਾਂ ਦਾ ਨਹਾਉਣ ਉਹਦਾ ਇੱਥੇ ਹੀ ਹੋ ਰਿਹਾ ਹੈ ਗੁਰਮਤ ਵਿੱਚ ਗੁਰਮਤ ਵਿੱਚ ਟਿਕ ਕੇ ਸੁਣਨ ਨੂੰ ਹੀ ਤੀਰਥ ਦਾ ਇਸ਼ਨਾਨ ਕਹਿੰਦੇ ਨੇ ਜਿਹੜਾ ਟਿਕ ਕੇ ਸੁਣੇਗਾ ਉਹਦਾ ਤੀਰਥ ਦਾ ਇਸ਼ਨਾਨ ਸਾਡੇ ਧਰਮ ਦੇ ਵਿੱਚ ਤੀਰਥ ਜਿਹਨੂੰ ਅਸੀਂ ਤੀਰਥ ਸਮਝਦੇ ਆ ਉਹਨੂੰ ਮੰਨਿਆ ਹੀ ਨਹੀਂ ਸਿੱਖ ਧਰਮ ਵਿੱਚ ਤੀਰਥ ਗੁਰੂ ਨੂੰ ਮੰਨਿਆ ਆਪਣੇ ਵਿੱਚ ਤੀਰਥ ਗੁਰੂ ਹੈ ਸਿੱਖਾਂ ਦਾ ਤੀਰਥ ਗੁਰੂ ਹੈ ਸਿੱਖਾਂ ਦਾ ਤੀਰਥ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਸੱਚਾ ਤੀਰਥ ਗੁਰੂ ਦਾ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਥ ਦਸ ਪੁਰਬ ਸਦਾ ਦਸਾ ਤੀਰਥ ਨਾਵਣ ਜਾਉ ਤੀਰਥ ਨਾਮ ਹੈ ਮਹਾਰਾਜ ਕਹਿੰਦੇ ਮੈਂ ਵੀ ਜਾਣਾ ਤੀਰਥਾਂ ਤੇ ਨਾਣ ਪਰ ਲੋਕਾਂ ਵਾਂਗੂ ਨਹੀਂ ਜਿਵੇਂ ਦੁਨੀਆ ਤੁਰ ਪੈਂਦੀ ਵੀ ਤੀਰਥਾਂ ਤੇ ਚੱਲੇ ਆ ਕਹਿੰਦੇ ਮੈਂ ਨਹੀਂ ਜਾਂਦਾ ਇਹ ਤਾਂ ਤੀਰਥ ਨਾਵਣ ਜਾਉ ਮੈਂ ਜਾਣਾ ਤੀਰਥ ਮੇਰਾ ਕਿਹੜਾ ਤੀਰਥ ਨਾਮ ਹੈ ਪਰਮਾਤਮਾ ਸੱਚ ਮੇਰਾ ਤੀਰਥ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਮੇਰਾ ਤੀਰਥ ਕੀ ਹੈ ਸ਼ਬਦ ਵਿਚਾਰ ਸ਼ਬਦ ਵਿਚਾਰ ਮੈਂ ਜਦੋਂ ਸ਼ਬਦ ਵਿਚਾਰ ਸੁਣਦਾ ਉਦੋਂ ਮੈਂ ਤੀਰਥ ਨਾ ਹੁੰਦਾ ਮੇਰਾ ਗੁਰੂ ਨਾਨਕ ਸਾਹਿਬ ਕਹਿੰਦੇ ਮੇਰਾ ਤੀਰਥ ਹੈ ਸ਼ਬਦ ਵਿਚਾਰ ਮੇਰਾ ਤੀਰਥ ਹੈ ਸ਼ਬਦ ਵਿਚਾਰ ਗੁਰੂ ਸਾਹਿਬ ਕਹਿੰਦੇ ਨੇ ਤੇ ਗੁਰਮਖੋ ਜਿਹੜਾ ਗੁਰੂ ਦਾ ਤੀਰਥ ਹੈ ਉਹੀ ਸਿੱਖ ਦਾ ਤੀਰਥ ਹੈ ਆਪੋ ਸਤਨਾਮ ਸ੍ਰੀ ਇਹ ਥੋੜਾ ਵੀ ਗੁਰੂ ਦਾ ਤੀਰਥ ਕੋਈ ਹੋਰ ਹੈ ਸਿੱਖ ਦਾ ਤੀਰਥ ਜਿੱਥੇ ਸਾਡਾ ਗੁਰੂ ਨਾ ਹੋਵੇ ਉੱਥੇ ਹੀ ਆਪਾਂ ਨਾ ਜੋ ਗੁਰਬਾਣੀ 'ਚ ਲਿਖਿਆ ਉਹੀ ਕਰਾਂਗੇ ਕਿ ਉਲਟ ਕਰਾਂਗੇ ਦੱਸੋ ਬਈ ਜੋ ਗੁਰਬਾਣੀ 'ਚ ਲਿਖਿਆ ਉਹੀ ਕਰੋਗੇ ਕਿ ਉਲਟ ਕਰੋਗੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਵੀ ਤੀਰਥ ਗਿਆਨ ਹੈ ਜੋ ਗੁਰੂ ਸਾਹਿਬ ਨੇ ਲਿਖਿਆ ਤੇ ਸਿੱਖ ਨੇ ਗੁਰੂ ਦੀ ਚਾਲੀ ਤੁਰਨਾ ਹੈ ਗੁਰਸਿੱਖ ਮੀਤ ਚੱਲੋ ਗੁਰ ਚਾਲੀ ਜੋ ਗੁਰ ਕਹੇ ਸੋਈ ਭਲ ਮਾਨੋ ਹਰ ਹਰ ਕਥਾ ਨਿਰਾਲੀ ਜੋ ਗੁਰੂ ਕਹਿੰਦਾ ਉਹਨੂੰ ਭਲਾ ਕਰਕੇ ਮੰਨ ਲੈ ਹੁਣ ਤੁਸੀਂ ਹੁਣ ਅਗਲੀ ਗੱਲ ਵੇਖੋ ਗੁਰੂ ਸਾਹਿਬ ਕਹਿੰਦੇ ਨੇ ਤੇ ਸਾਡੇ ਸਾਹਮਣੇ ਵੀ ਗੱਲ ਇਹੀ ਸਮਝ ਆਏਗੀ ਵੀ ਗੱਲ ਤੇ ਠੀਕ ਹੈ ਜਦੋਂ ਬੰਦਾ ਟਿਕ ਕੇ ਗੁਰਬਾਣੀ ਸੁਣਦਾ ਹੈ ਫੇਰ ਹੀ ਬਦਲਦਾ ਹੈ ਸ਼ਬਦ ਵਿਚਾਰ ਸੁਣਦਾ ਤਾਂ ਹੀ ਬਦਲਦਾ ਹੈ ਕਿ ਸਰੋਵਰ ਚ ਨਹਾਉਣ ਨਾਲ ਬਦਲ ਜਾਂਦਾ ਹੈ ਜੇ ਸਰੋਵਰ ਚ ਨਹਾਉਣ ਨਾਲ ਬਦਲਦਾ ਹੋਵੇ ਲੱਖਾਂ ਹੀ ਸਰੋਵਰਾਂ ਵਿੱਚ ਰੋਜ਼ ਜਾ ਕੇ ਨਹਾਉਂਦੇ ਨੇ ਨਹੀਂ ਬਦਲਦੇ ਬਦਲਣਗੇ ਉਹ ਜਿਹੜੇ ਸਰੋਵਰ ਵਿੱਚ ਵੀ ਨਹਾ ਲੈਣ ਤੇ ਸਵੇਰੇ ਕਥਾ ਵੀ ਸੁਣਨ ਟਿਕ ਕੇ ਕੀਰਤਨ ਵੀ ਸੁਣਨ ਉਹ ਬਦਲਣ ਲੱਗ ਸਰੋਵਰਾਂ ਤੇ ਨਹਾਉਣ ਦੀ ਕਿਹੜੀ ਗੱਲ ਹੈ ਇੱਥੇ ਅੰਮ੍ਰਿਤਸਰ ਲੱਖਾਂ ਦੁਨੀਆ ਨਹਾਉਂਦੀ ਹੈ ਇੱਥੇ ਦੁੱਖ ਨਿਵਾਰਨ ਬੜੀ ਦੁਨੀਆ ਨਹਾਉਂਦੀ ਹੈ ਰੋਜ਼ ਬਦਲਣਗੇ ਉਹ ਜਿਹੜੇ ਸਤਸੰਗ ਸਰੋਵਰ ਵਿੱਚ ਨਹਾਉਣਗੇ ਐ ਸਰੋਵਰ ਤੇ ਨਹਾਉਣਗੇ ਜਿਹੜੇ ਜਿਹੜੇ ਗਿਆਨ ਚ ਤਾਰੀਆਂ ਲਾਉਣਗੇ ਮਨ ਨੇ ਨਹਾਉਣਾ ਹੈ ਨਾ ਮਨ ਨੇ ਨਹਾਉਣਾ ਤਨ ਨੇ ਨਹੀਂ ਮਨ ਨੇ ਤਨ ਸਰੋਵਰ ਚ ਨਹਾਉਂਦਾ ਹੈ ਮਨ ਗਿਆਨ ਵਿੱਚ ਇਸ਼ਨਾਨ ਕਰਦਾ ਹੈ ਤਨ ਦੀ ਮੈਲ ਸਰੋਵਰ ਲਾਉ ਤੇ ਮਨ ਦੀ ਮੈਲ ਗੁਰੂ ਦਾ ਗਿਆਨ ਲਾਏਗਾ ਤੇ ਸਾਡਾ ਤੀਰਥ ਵੇਖੋ ਆਪਾਂ ਸਾਰਿਆਂ ਨਾਲੋਂ ਵੱਡਾ ਤੀਰਥ ਕਿਹੜਾ ਮੰਨਦੇ ਆ ਵੀ ਸਿੱਖਾਂ ਦਾ ਭਾਈ ਸਾਰਿਆਂ ਨਾਲੋਂ ਵੱਡਾ ਤੀਰਥ ਕਿਹੜਾ ਆਪਾਂ ਕਿਹਨੂੰ ਮੰਨਦੇ ਆ ਬੋਲੋ ਅੰਮ੍ਰਿਤਸਰ ਸਾਹਿਬ ਹੁਣ ਅੰਮ੍ਰਿਤਸਰ ਦੇ ਸੈਂਟਰ ਦੇ ਵਿੱਚ ਸਮਝ ਲਓ ਤੁਸੀਂ ਸਰੋਵਰ ਹੈ ਪਰਕਰਮਾ ਕਰਦੇ ਆ ਸਰੋਵਰ ਹੈ ਹੁਣ ਤੁਸੀਂ ਮੈਨੂੰ ਬੋਲ ਕੇ ਦੱਸੋ ਸਰੋਵਰ ਦੇ ਸੈਂਟਰ ਵਿੱਚ ਕੀ ਹੈ ਦਰਬਾਰ ਸਾਹਿਬ ਸਰੋਵਰ ਦੇ ਸੈਂਟਰ 'ਚ ਕੀ ਹੈ ਦਰਬਾਰ ਸਾਹਿਬ ਤੇ ਦਰਬਾਰ ਸਾਹਿਬ ਦੇ ਸੈਂਟਰ 'ਚ ਕੀ ਹੈ ਗੁਰੂ ਗ੍ਰੰਥ ਸਾਹਿਬ ਹੁਣ ਮੈਨੂੰ ਜਵਾਬ ਦਿਓ ਸਿੱਖਾਂ ਦਾ ਤੀਰਥ ਕਿਹੜਾ ਹੋਇਆ ਹੋਇਆ ਗੁਰੂ ਗ੍ਰੰਥ ਸਾਹਿਬ ਇਹ ਤੇ ਦੁਨੀਆ ਨੂੰ ਮੈਸੇਜ ਦਿੱਤਾ ਹੈ ਅਸੀਂ ਸਰੋਵਰ ਦੇ ਸੈਂਟਰ 'ਚ ਦਰਬਾਰ ਸਾਹਿਬ ਦਰਬਾਰ ਸਾਹਿਬ ਦੇ ਸੈਂਟਰ 'ਚ ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਤੀਰਥ ਗੁਰੂ ਗ੍ਰੰਥ ਸਾਹਿਬ ਜਦੋਂ ਗੁਰਬਾਣੀ ਦਾ ਗਿਆਨ ਚੱਲ ਪੈਂਦਾ ਹੈ ਜਦੋਂ ਆਪਾਂ ਇਦਾਂ ਸੁਣਨ ਲੱਗ ਜਾਂਦੇ ਆ ਉਸੇ ਵੇਲੇ ਮਨ ਨਹਾਉਣ ਲੱਗ ਜਾਂਦਾ ਮਨ ਦੀ ਮੈਲ ਥੋੜੀ ਥੋੜੀ ਥੋੜੀ ਥੋੜੀ ਥੋੜੀ ਥੋੜੀ ਨਿਕਲਣ ਲੱਗ ਜਾਂਦੀ ਇੱਥੇ ਐ ਚਮਕ ਜਾਂਦਾ ਜੇ ਟਿਕ ਕੇ ਸੁਣੇ ਜਦੋਂ ਸਿੱਖ ਸਵੇਰੇ ਪੰਜ ਬਾਣੀਆਂ ਪੜਦਾ ਉਦੋਂ ਵੀ ਤੀਰਤ ਦਾ ਇਸ਼ਨਾਨ ਕਰਦਾ ਜਦੋਂ ਰਹਿਰਾਸ ਪੜਦਾ ਉਦੋਂ ਵੀ ਤੀਰਤ ਦਾ ਇਸ਼ਨਾਨ ਕਰਦਾ ਜਦੋਂ ਸੌਣ ਲੱਗਦਾ ਉਦੋਂ ਵੀ ਤੀਰਤ ਦਾ ਇਸ਼ਨਾਨ ਕਰਦਾ ਸਿੱਖ ਦਾ ਦਿਨ ਵੀ ਗੁਰੂ ਤੋਂ ਹੀ ਚੜਦਾ ਹੈ ਸਿੱਖ ਦਾ ਸੌਣ ਰਾਤ ਵੀ ਗੁਰੂ ਤੋਂ ਹੀ ਪੈਂਦੀ ਹੈ ਉੱਠਦਾ ਹੈ ਉਦੋਂ ਵੀ ਗੁਰੂ ਸੌਂਦਾ ਤਾਂ ਵੀ ਗੁਰੂ ਸਾਡਾ ਤੇ ਸਾਰੇ ਕੰਮਾਂ ਵਿੱਚ ਗੁਰੂ ਦਾ ਗਿਆਨ ਸਭ ਤੋਂ ਜ਼ਰੂਰੀ ਤੀਰਥਾਂ ਤੇ ਨਹਾਉਣ ਦਾ ਮਤਲਬ ਅਸੀਂ ਦੁਨੀਆ ਨੂੰ ਮੈਸੇਜ ਦੇਣਾ ਹੈ ਅੰਮ੍ਰਿਤਸਰ ਅਗਲਾ ਲੰਗਰ ਵਿੱਚ ਵੇਖਦਾ ਹੈ ਇਹ ਦੁਨੀਆ ਦੇ ਲੋਕੋ ਵੇਖੋ ਅਸੀਂ ਇੱਕੋ ਪੰਗਤ ਵਿੱਚ ਬਹਿ ਕੇ ਖਾ ਲੈਨੇ ਆ ਅਸੀਂ ਜਾਤ ਪਾਤ ਛੂਆ ਛੂਤ ਨਹੀਂ ਮੰਨਦੇ ਵੱਡਾ ਛੋਟਾ ਕੋਈ ਨਹੀਂ ਜਾਤ ਪਾਤ ਨਹੀਂ ਮੰਨਦੇ ਵਹਿਮ ਭਰਮ ਕੋਈ ਨਹੀਂ ਕਰਦੇ ਦੁਨੀਆ ਦੇ ਲੋਕੋ ਅਸੀਂ ਇੱਕੋ ਲੰਗਰ 'ਚ ਬਹਿ ਕੇ ਰੋਟੀ ਬੋਲੋ ਇੱਕੋ ਲੰਗਰ 'ਚ ਬਹਿ ਕੇ ਰੋਟੀ ਖਾ ਲੈਨੇ ਆ ਤੇ ਆ ਵੇਖੋ ਇੱਕੋ ਪਾਣੀ ਦੇ ਵਿੱਚ ਹੀ ਸਾਰੇ ਨਹਾ ਲੈਨੇ ਆ ਅਸੀਂ ਜਾਤ ਪਾਤ ਨਹੀਂ ਮੰਨਦੇ ਇਹ ਮੈਸੇਜ ਹੈ ਬੜਾ ਤਕੜਾ ਦੁਨੀਆ ਨੂੰ ਦੱਸਦੇ ਆ ਆਪਾਂ ਇੱਕੋ ਪਾਣੀ 'ਚ ਨਹਾ ਪਹਿਲੇ ਸਮਿਆਂ 'ਚ ਖੂਹ ਸੀ ਵੱਖਰੇ ਵੱਖਰੇ ਵੀ ਜਿਹੜਾ ਸ਼ੂਦਰਾਂ ਦਾ ਖੂਹ ਹੈ ਇੱਥੇ ਵੈਸ ਨਹੀਂ ਆ ਸਕਦੇ ਵੈਸਾਂ ਦੇ ਖੂਹ ਤੇ ਬਾਹਮਣ ਨਹੀਂ ਜਾ ਸਕਦੇ ਬਾਹਮਣ ਦੇ ਖੂਹ ਤੇ ਖੱਤਰੀ ਨਹੀਂ ਆ ਸਕਦਾ ਇਦਾਂ ਵੰਡ ਕੀਤੀ ਹੋਈ ਸੀ ਵਰਨ ਵੰਡ ਵਰਨਾਂ ਦੇ ਮੁਤਾਬਕ ਹੀ ਖੂਹ ਬਣਾਈ ਫਿਰਦੇ ਸੀ ਲੋਕ ਜਾਤਾਂ ਦੇ ਨਾਂ ਤੇ ਖੂਹ ਸੀ ਆ ਉਹਦਾ ਖੂਹ ਆ ਫਲਾਣੀ ਜਾਤ ਵਾਲਿਆਂ ਦਾ ਫਲਾਣੀ ਜਾਤ ਵਾਲਿਆਂ ਦਾ ਇਹ ਗੁਰੂ ਸਾਹਿਬ ਨੇ ਸਰੋਵਰ ਬਣਾ ਦਿੱਤਾ ਆ ਸਾਂਝਾ ਹੈ ਸਭ ਇਹ ਸਾਨੂੰ ਜਾਚ ਸਿਖਾਈ ਅਕਲ ਸਿਖਾਈ ਆਪਾਂ ਇਹਦਾ ਮਤਲਬ ਇਹ ਨਾ ਸਮਝ ਲੈਣਾ ਕਿਤੇ ਵੀ ਜੇ ਤੀਰਥ ਤੇ ਗਏ ਹੋ ਤੁਸੀਂ ਇਸ਼ਨਾਨ ਨਾ ਕਰੋ ਤੀਰਥ ਤੇ ਸਾਡਾ ਗੁਰੂ ਦਾ ਗਿਆਨ ਹੈ ਪਰ ਜੇ ਅੰਮ੍ਰਿਤਸਰ ਜਾਵਾਂਗੇ ਤੇ ਨਾਵਾਂਗੇ ਜੇ ਮੈਂ ਵੀ ਜਾਵਾਂਗਾ ਮੈਂ ਵੀ ਇਸ਼ਨਾਨ ਕਰਾਂਗਾ ਆਪਾਂ ਵੀ ਨਾ ਲਾਂਗੇ ਇਹਦਾ ਅਰਥ ਇਹ ਨਾ ਕੱਢ ਲੈਣਾ ਕਈ ਬੰਦੇ ਨੂੰ ਗਲਤ ਸਮਝਦੇ ਨੇ ਕੱਲਾ ਤੀਰਥ ਤੇ ਨਹਾਉਣ ਨੂੰ ਤੁਸੀਂ ਸਰੋਵਰ 'ਚ ਨਹਾਉਣ ਨੂੰ ਤੀਰਥ ਦਾ ਇਸ਼ਨਾਨ ਨਾ ਸਮਝੋ ਤਨ ਦਾ ਇਸ਼ਨਾਨ ਪਾਣੀ 'ਚ ਕਰਾਇਓ ਮਨ ਦਾ ਇਸ਼ਨਾਨ ਬਾਣੀ 'ਚ ਕਰਾਇਓ ਤੇ ਜੇ ਬਾਣੀ ਵਾਲਾ ਇਸ਼ਨਾਨ ਨਾ ਕੀਤਾ ਤੇ ਕੱਲੇ ਸਰੋਵਰ ਨੂੰ ਨਹਾਉਣ ਸਮਝੀ ਗਿਆ ਫਿਰ ਮਾਫ ਕਰਨਾ ਅਸੀਂ ਧੋਖੇ ਜਾਂ ਫਿਰ ਕੰਮ ਖਰਾਬ ਹੋ ਜਾਣਾ ਹੈ ਫਿਰ ਕੱਖ ਨਹੀਂ ਮਿਲਣਾ ਸਾਰੀ ਜ਼ਿੰਦਗੀ ਤੀਰਥਾਂ ਤੇ ਨਹਾਉਂਦੇ ਫਿਰੀਏ ਫਿਰ ਆਪਾਂ ਬੋਲ ਕੇ ਪੜਦੇ ਹੋ ਨਾਵਣ ਚੱਲੇ ਤੀਰਥੀ ਤੀਰਥਾਂ ਤੇ ਤੀਰਥੀ ਕੋਈ ਅਸਰ ਨਾ ਨਾਵਣ ਚੱਲੇ ਤੀਰਥੀ ਮਨ ਖੋਟੇ ਤਨ ਚੋ ਇਕ ਪੋ ਲਥੀ ਨਾਤਿਆਂ ਦੋਏ ਪਾ ਚੜੀਆਂ ਸਹੋਰ ਇਹਦਾ ਇੱਕ ਫਾਇਦਾ ਹੋਇਆ ਭਾਈ ਨਾਉਣ ਦਾ ਕੀ ਫਾਇਦਾ ਹੋਇਆ ਇੱਕ ਹੋਇਆ ਵੀ ਮੈਲ ਲੈ ਗਈ ਸਰੀਰ ਦੀ ਇਹ ਤੇ ਫਾਇਦਾ ਹੋਇਆ ਦੁੱਗਣੀ ਚੜ ਗਈ ਇੱਕ ਤੇ ਫਾਇਦਾ ਹੋਇਆ ਵੀ ਮੈਲ ਲੈ ਗਈ ਦੁਗਣੀ ਕੀ ਚੜ ਗਈ ਮਨ ਵਾਲੀ ਮੈਲ ਤੇ ਲੱਥੀ ਨਹੀਂ ਮਨ ਤੇ ਮੈਲਾ ਹੀ ਰਹਿ ਗਿਆ ਉਹ ਤੇ ਪਹਿਲੀ ਤੇ ਹੈ ਹੀ ਹੈ ਜੇ ਇੱਕ ਹੋਰ ਚੜ ਗਈ ਆਕੜ ਕੇ ਤੁਰਨ ਲੱਗ ਪਿਆ ਕਹਿੰਦਾ ਅਸੀਂ ਤੀਰਥਾਂ ਤੇ ਨਹਾਉਂਦੇ ਆ ਹੁਣ ਦੁਗਣੀ ਹੋ ਗਈ ਮਾਨ ਆ ਗਿਆ ਵੀ ਅਸੀਂ ਤੇ ਤੀਰਥਾਂ ਤੇ ਜਾਂਦੇ ਆ ਹੰਕਾਰ ਆ ਗਿਆ ਸਗੋਂ ਤਾਂ ਕਰਕੇ ਭਾਈ ਅਸਲੀ ਤੀਰਥ ਦਾ ਇਸ਼ਨਾਨ ਹੈ ਜਿਹੜਾ ਇਹ ਐ ਮਨ ਨੂੰ ਸ਼ੁੱਧ ਕਰਦਾ ਸੰਗਤ ਵਿੱਚ ਆ ਕੇ ਮਨ ਲਿਸ਼ਕਣ ਲੱਗਦਾ ਇਸ ਕਰਕੇ ਪੂਜੋ ਰਾਮ ਏਕ ਹੀ ਦੇਵਾ ਸਾਚਾ ਨਾਵਣ ਗੁਰ ਕੀ ਸੇਵਾ ਗੁਰ ਕੀ ਸੇਵਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸੱਚਾ ਨਾਉਣਾ ਹੈ ਗੁਰੂ ਦੀ ਸੇਵਾ ਹੁਣ ਗੁਰੂ ਦੀ ਸੇਵਾ ਕੀ ਹੈ ਗੁਰੂ ਨੂੰ ਧਿਆਨ ਲਾ ਕੇ ਸੁਣ ਲਓ ਗੁਰੂ ਦੀ ਸੇਵਾ ਹੀ ਹੈ ਜਿਹੜੇ ਬੰਦੇ ਇਸ ਵੇਲੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਲਾ ਕੇ ਸੁਣਦੇ ਨੇ ਉਹ ਗੁਰੂ ਦੀ ਸੇਵਾ ਹੀ ਕਰ ਰਹੇ ਨੇ ਗੁਰੂ ਨੂੰ ਸੁਣਨਾ ਹੀ ਗੁਰੂ ਦੀ ਸੇਵਾ ਹੈ ਟਿਕ ਕੇ ਗੁਰੂ ਨੂੰ ਸੁਣੋ ਗੁਰੂ ਦੀ ਸੇਵਾ ਹੋ ਹੀ ਰਹੀ ਹੈ ਤਾਂ ਕਰਕੇ ਗੁਰੂ ਦੀ ਸੇਵਾ ਸੱਚਾ ਨਹਾਉਣ ਗੁਰੂ ਦੀ ਸੇਵਾ ਹੈ ਬਸ ਆ ਸੁਣੋ ਇਹ ਸੇਵਾ ਹੀ ਕਰ ਰਹੇ ਆ ਗੁਰੂ ਦੀ ਟਿਕ ਕੇ ਸੁਣਨਾ ਸੇਵਾ ਹੈ ਤੇ ਵੇਖੋ ਫਿਰ ਇਹਦੇ ਨਾਲ ਮਨ ਦੀ ਮੈਲ ਲੈ ਜਾਂਦੀ ਹੈ ਇਹਦੇ ਨਾਲ ਫਿਰ ਜਦੋਂ ਸੰਗਤ ਵਿੱਚ ਬੈਠੇ ਟਿਕ ਕੇ ਸੁਣਿਆ ਫਿਰ ਮਨ ਸੋਹਣਾ ਹੋ ਗਿਆ ਵਾਹ ਵਾਹ ਕਰਹਿ ਸਈ ਜਨ ਸੋਹਣੇ ਵਾਹ ਵਾਹ ਕਰਹਿ ਸਈ ਜਨ ਸੋਹਣੇ ਦਿਨ ਕੋ ਪਰਜਾ ਪੂਜਣੇ ਆਈ ਉਹਨਾਂ ਦਾ ਸਤਕਾਰ ਸ਼ੁਰੂ ਹੋ ਜਾਣਾ ਜਿਹੜਾ ਬੰਦਾ ਸੱਚਾ ਨਹਾਉਣ ਜਿਹਦਾ ਹੋ ਗਿਆ ਇੱਥੇ ਬਹਿ ਕੇ ਤੁਹਾਡੇ 'ਚ ਆਪਣਾ ਮਨ ਬਦਲ ਗਿਆ ਫਿਰ ਆਪੇ ਹੀ ਸਤਕਾਰ ਕਾਇਮ ਹੋ ਜਾਣਾ ਇਸ ਜੁਗ ਮਹਿ ਸੋਭਾ ਨਾਮ ਕੀ ਬਿਨ ਨਾਵੇ ਸੋਭਾ ਨਾ ਹੋਏ ਮਾਇਆ ਕੀ ਸੋਭਾ ਚਾਰ ਦਿਹਾੜੇ ਚਾਰ ਦਿਨ ਦੀ ਬੱਲੇ ਬੱਲੇ ਹੁੰਦੀ ਹੈ ਬਾਕੀ ਤੇ ਜਾਂਦੀ ਬਿਲਮ ਨਾ ਹੋਏ ਇਹਦਾ ਤੇ ਬਾਲੀ ਬਾਰੀ ਜਿਹੜੀ ਬੱਲੇ ਬੱਲੇ ਹੈ ਤੇ ਚਾਰ ਕਿ ਦਿਨ ਦੀ ਹੈ ਸਰਪੰਚ ਬਣ ਗਿਆ 5 ਸਾਲ ਫਿਰ ਅਗਲੇ 5 ਸਾਲ ਬਣ ਗਿਆ ਚਲੋ ਜ਼ਿਆਦਾ 10 ਸਾਲ 20 ਸਾਲ ਆਖਰਕਾਰ ਤੇ ਨਿਪੜੀ ਜਾਂਦਾ ਕੰਮ ਐਮਐਲਏ ਬਣ ਗਿਆ ਕੋਈ ਮੰਤਰੀ ਬਣ ਗਿਆ ਕੋਈ ਮੁੱਖ ਮੰਤਰੀ ਬਣ ਗਿਆ ਪ੍ਰਧਾਨ ਮੰਤਰੀ ਬਣ ਗਿਆ ਤੇ ਥੋੜੇ ਚਿਰ ਦੀ ਕਬੀਰ ਸਾਹਿਬ ਕਦੋਂ ਦੇ ਤੁਰੇ ਫਿਰਦੇ ਕਿੱਡੀ ਰਿਸਪੈਕਟ ਹੈ ਬਾਬਾ ਫਰੀਦ ਸਾਹਿਬ ਕਦੋਂ ਆਉਂਦੇ ਨੇ ਭਗਤ ਕਬੀਰ ਸਾਹਿਬ ਵੇਲੇ ਕਿਹੜਾ ਰਾਜਾ ਸੀ ਕੋਈ ਨਹੀਂ ਜਾਣਦਾ ਬਾਬੇ ਫਰੀਦ ਵੇਲੇ ਕਿਹੜਾ ਰਾਜਾ ਸੀ ਕੋਈ ਨਹੀਂ ਜਾਣਦਾ ਗੁਰੂ ਨਾਨਕ ਵੇਲੇ ਸੂਬੇਦਾਰ ਕੌਣ ਸੀ ਪੰਜਾਬ ਦਾ ਨਹੀਂ ਪਤਾ ਲੱਗਦਾ ਚੇਤਾ ਹੀ ਨਹੀਂ ਇਹਨਾਂ ਸਾਰਿਆਂ ਦਾ ਹੀ ਪਤਾ ਸਾਨੂੰ ਤੇ 20 ਸਾਲ ਪਹਿਲਾਂ ਕਿਹੜਾ ਮੁੱਖ ਮੰਤਰੀ ਸਾਨੂੰ ਚੇਤਾ ਹੀ ਨਹੀਂ ਪਤਾ ਹੀ ਨਹੀਂ ਨਾਲੇ ਇਹਨਾਂ ਦੀ ਕਿੰਨੀ ਰੋਜ਼ ਖਬਰਾਂ ਹੁਣ ਇੱਕ ਫਕੀਰ ਦੀ ਕਿਹੜੀਆਂ ਖਬਰਾਂ ਚੱਲਣਗੀਆਂ ਕਿਸੇ ਸਾਧੂ ਦੀ ਕਿੰਨੀ ਖਬਰ ਲੱਗ ਜੇਗੀ ਇਹਨਾਂ ਦੀਆਂ ਰੋਜ਼ ਚੱਲਦੀਆਂ ਨੇ ਭਰੀਆਂ ਹੀ ਹੁੰਦੀਆਂ ਨੇ ਅਖਬਾਰਾਂ ਭਰੀਆਂ ਫਿਰਦੀਆਂ ਨੇ ਟੈਲੀਵਿਜ਼ਨ 'ਤੇ ਗੱਲ ਇਹਨਾਂ ਦੀ ਹੁੰਦੀ ਹੈ 10-10 ਚੈਨਲ ਇਹਨਾਂ ਦਾ ਹੀ ਨਾਮ ਮੁੜ-ਮੁੜ ਲੈਂਦੇ ਨੇ ਇਹਨਾਂ ਦੀ ਗੱਲ ਮੁੜ-ਮੁੜ ਮੁੜ-ਮੁੜ ਚੱਲੀ ਜਾਂਦੀ ਚੱਲੀ ਜਾਂਦੀ ਜਿੰਨਾ ਮਰਜ਼ੀ ਸੁਣਾ ਦੇਣ ਸਾਡੇ ਦਿਮਾਗ 'ਚ ਫੇਰ ਨਹੀਂ ਬਹਿੰਦੇ ਪਰ 5-7 ਸਾਲ ਬਾਅਦ ਭੁੱਲ ਜਾਣਗੇ ਪਰ ਸੱਚ ਬਹਿ ਜਾਂਦਾ ਦਿਮਾਗ 'ਚ ਇਸ ਕਰਕੇ ਅਸਲ ਰਿਸਪੈਕਟ ਜਿਹੜੀ ਹੈ ਰਿਸਪੈਕਟ ਮਨੋਂ ਜਿਹੜੀ ਕਰਦੇ ਨੇ ਉਹ ਉਹਨਾਂ ਗੁਰਮਖਾਂ ਦੀ ਸਹੀ ਚੱਲਣ ਵਾਲਿਆਂ ਦੀ ਸੱਚ ਤੇ ਚੱਲਣ ਵਾਲਿਆਂ ਦੀ ਹੁੰਦੀ ਹੈ ਇਸ ਕਰਕੇ ਭਾਈ ਆਪਣੇ ਅੰਦਰ ਰੰਗ ਚਾੜੀ ਮਨ ਨੂੰ ਅੰਦਰ ਅੰਦਰ ਵਾਲਾ ਰੂਪ ਮਿਲੇ ਜਿਹੜਾ ਕਿਹਾ ਜਾਂਦਾ ਵੀ ਰੂਪਹੀਨ ਬੁੱਧ ਬਲਹੀਨੀ ਨਾ ਤੇ ਬੁੱਧ ਉਦਾਂ ਬਥੇਰੇ ਤੇਜ ਆਪਾਂ ਹੋਰ ਕੰਮ ਕਰਨ ਨੂੰ ਇੱਧਰ ਵਾਲੇ ਪਾਸੇ ਸਾਡੀ ਬੁੱਧ ਕੰਮ ਕਰਦੀ ਹੋਈ ਨਹੀਂ ਹੋਰ ਕੰਮਾਂ ਨੂੰ ਬਥੇਰੇ ਤੇਜ ਆ ਇੱਧਰ ਵਾਲੇ ਪਾਸੇ ਬੁੱਧ ਨਹੀਂ ਕੰਮ ਕਰਦੀ ਉਹ ਹੀਣੇ ਆ ਸੀ ਬਲ ਹੈ ਨਹੀਂ ਤਾਕਤ ਹੈ ਹੀ ਨਹੀਂ ਮਾੜੇ ਕੰਮਾਂ ਪਾਸੇ ਜਿਵੇਂ ਮਰਜ਼ੀ ਭਜਾਈ ਉਹ ਚੰਗੇ ਪਾਸੇ ਬਲ ਹੀ ਨਹੀਂ ਮਰ ਕੇ ਹੋਏ ਬੈਠ ਤੁਰਿਆ ਨਹੀਂ ਜਾਂਦਾ ਲੱਤਾਂ ਦੁਖਦੀਆਂ ਨੇ ਇਸ ਪਾਸੇ ਨੂੰ ਸਾਡੇ 'ਚ ਕੋਈ ਬਲ ਨਹੀਂ ਮੋਏ ਪਰਦੇਸਣ ਦੂਰ ਤੇ ਆਏ ਦੂਰ ਤੇ ਆਏ ਬੜੀ ਦੂਰ ਆ ਮਿਹਰ ਕਰ ਮਾਲਕਾ ਟੁੱਟੇ ਹੋਇਆ ਤੇਰੇ ਤੋਂ ਦੂਰ ਆ ਤਨ ਕਰਕੇ ਨੇੜੇ ਆ ਮਨ ਕਰਕੇ ਬਹੁਤ ਦੂਰ ਆ ਤਨ ਕਰਕੇ ਗੁਰੂ ਦੇ ਨੇੜੇ ਆ ਮਨ ਕਰਕੇ ਦੂਰੀਆਂ ਬੜੀਆਂ ਹੋਈਆਂ ਨੇ ਤੇ ਮਹਾਰਾਜ ਮਿਹਰ ਕਰੋ ਨਾ ਹੈ ਨ ਦਰਬਨ ਜੋਬਨ ਮਾਤੀ ਮੋਹਿ ਅਨਾਥ ਕੀ ਕਰੋ ਕਰੋ ਸਮਾਈ ਉਹ ਨਾਮ ਦਾ ਧਨ ਸਾਡੇ ਕੋਲ ਹੈ ਨਹੀਂ ਉਹ ਜੋਬਨ ਹੈ ਨਹੀਂ ਜਿਹੜਾ ਅੰਦਰ ਦਾ ਹੁਲਾਰਾ ਜਿਹਾ ਹੁੰਦਾ ਹੈ ਉਹ ਖੇੜਾ ਸਾਡੇ ਕੋਲ ਹੈ ਨਹੀਂ ਬਾਹਰੋਂ ਤੇ ਬਥੇਰੇ ਜਵਾਨ ਹੈਗੇ ਆ ਪਰ ਅੰਦਰਲਾ ਖੇੜਾ ਨਹੀਂ ਬੰਦਾ ਜਵਾਨ ਹੈ ਠੀਕ ਹੈ 20 22 ਸਾਲ ਦਾ 25 ਸਾਲ ਦਾ ਜਵਾਨ ਹੈ ਅਗਲਾ ਕਹਿੰਦਾ ਬੜਾ ਜਵਾਨ ਨਿਕਲਿਆ ਬਈ ਪਰ ਅੰਦਰ ਵਾਲਾ ਖੇੜਾ ਹੈ ਨਹੀਂ ਅੰਦਰ ਵਾਲੀ ਜਵਾਨੀ ਨਹੀਂ ਅਜੇ ਆਈ ਅੰਦਰ ਵਾਲਾ ਸਰੂਰ ਨਹੀਂ ਬਾਕੀ ਇਹ ਬਾਹਰਲੀ ਜਵਾਨੀ ਤੇ ਮਾਫ ਕਰਨਾ ਜਿੰਨੇ ਅੱਜ ਬਜ਼ੁਰਗ ਬੈਠੇ ਹੋ ਕਦੇ ਸਾਰੇ ਹੀ ਜਵਾਨ ਹੁੰਦੇ ਸੀ ਆ ਜਿਹੜੀਆਂ ਜਵਾਨੀਆਂ ਮੁੰਡਿਆਂ ਤੇ ਨੇ ਨੌਜਵਾਨਾਂ ਤੇ ਨੇ ਇਹ ਜਵਾਨੀਆਂ ਜਿਹੜੀਆਂ ਆਪਣ ਨੌਜਵਾਨਾਂ ਤੇ ਨੇ ਭਾਈ ਇਹ ਸਾਰੀਆਂ ਜਿੱਦਾਂ ਦੇ ਜਵਾਨ ਸੀ ਇਦਾਂ ਦੇ ਆ ਸਾਰੇ ਬਜ਼ੁਰਗ ਵੀ ਲੰਘ ਕੇ ਗਏ ਇਹਨਾਂ ਤੇ ਸਭ ਤੇ ਆਈ ਸੀ ਜਵਾਨੀ ਪਰ ਇਹ ਤੇ ਗੱਲ ਬਿਲਕੁਲ ਕਲੀਅਰ ਹੈ ਵੀ ਇਹ ਜਵਾਨੀ ਸੁੱਕ ਗਈ ਇਹ ਜਵਾਨੀ ਸੜਦੀ ਸੜਦੀ ਹੈ ਸੁੱਕਦੀ ਹੈ ਇੱਕ ਦਿਨ ਖਤਮ ਹੁੰਦੀ ਕਲੀਅਰ ਹੈ ਵੀ ਇਹ ਜਵਾਨੀ ਨੇ ਸਦਾ ਨਹੀਂ ਰਹਿਣਾ ਤੇ ਇਸੇ ਕਰਕੇ ਬਾਬਾ ਫਰੀਦ ਸਾਹਿਬ ਜਦੋਂ ਭਗਤੀ ਕਰਦੇ ਨੇ ਸੱਚ ਦੇ ਮਾਰਗ ਤੇ ਤੁਰਦੇ ਨੇ ਸੱਚ ਦੇ ਪੰਢੀ ਨੇ ਸੱਚ ਖੋਜਦੇ ਨੇ ਸੱਚ ਲੱਭਦੇ ਨੇ ਉਸ ਵੇਲੇ ਬਾਬਾ ਫਰੀਦ ਸਾਹਿਬ ਨੂੰ ਵੀ ਕਈ ਕਹਿੰਦੇ ਨੇ ਕਹਿੰਦੇ ਫਰੀਦਾ ਓਏ ਸਾਰੀ ਉਮਰ ਐਂ ਗੱਲ ਕੀਤੀ ਤੁਰਿਆ ਰਹਿਣਾ ਹੈ ਰੱਬ ਭਾਲਦਾ ਫਿਰਦਾ ਹੈ ਓਏ ਜਵਾਨੀ ਮਾਣ ਲੈ ਕੋਈ ਜਵਾਨੀ ਐਵੇਂ ਥੋੜਾ ਹੁੰਦੀ ਏ ਲੰਘ ਚੱਲੀ ਏ ਤੇਰੀ ਐਂ ਅਹੀਂ ਬੁੱਢਾ ਹੋ ਚੱਲਿਆ ਜਵਾਨੀ ਮਾਣ ਵੀ ਤੇ ਲੈ ਜਵਾਨੀ ਮਾਣ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਲੋਕਾਂ ਵਾਂਗੂ ਨਹੀਂ ਮੰਨਣੀ ਮੈਂ ਜਿਵੇਂ ਦੁਨੀਆ ਜਵਾਨੀ ਮੰਨਦੀ ਏ ਮੈਂ ਵੇਖ ਰਿਹਾ ਕਿੰਨੇ ਹੀ ਸੜ ਗਏ ਬਣ ਆਇਆ ਸੀ ਤੇ ਸੜ ਗਿਆ ਖਟਿਆ ਤੇ ਕੁਛ ਨਹੀਂ ਮੇਰੇ ਵੇਖਣ ਦੀ ਗੱਲ ਹੈ ਵੀ ਬੰਦੇ ਨੇ ਸਾਰੀ ਜਵਾਨੀ ਗਾਲ ਲਈ ਖਟਿਆ ਕੁਛ ਨਹੀਂ ਪਰ ਮੈਂ ਲੋਕਾਂ ਵਾਂਗੂ ਜਵਾਨੀ ਨਹੀਂ ਮੰਨਣੀ ਮੈਂ ਦੁਨੀਆ ਵਾਂਗੂ ਜਵਾਨੀ ਨਹੀਂ ਮੰਨਣੀ ਬਾਬਾ ਫਰੀਦ ਸਾਹਿਬ ਦੀਆਂ ਪੰਕਤੀਆਂ ਪੜਦੇ ਆ ਨਾ ਬੋਲ ਕੇ ਪੜ੍ਹਦੇ ਜੋਬਨ ਜਾਂਦੇ ਨਾ ਡਰਾਂ ਕਹਿੰਦੇ ਜਾਂਦਾ ਜਾਣ ਦਿਓ ਮੈਂ ਲੋਕਾਂ ਵਾਲੀ ਜਵਾਨੀ ਦੀ ਜਾਂਦੇ ਜਾਂਦੀ ਜਾਣ ਸੁਣਿਓ ਧਿਆਨ ਜੋਬਨ ਜਾਂਦੇ ਨਾ ਡਰਾਂ ਜਿਸੈ ਨਾ ਜਾਏ ਫਰੀਦਾ ਕਿਤੇ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਕਿੰਨੇ ਹੀ ਜੋਬਨ ਸੁੱਕ ਗਏ ਸੜ ਗਏ ਕੁਮਲਾ ਗਏ ਕਿੰਨੇ ਹੀ ਸੜ ਗਏ ਸਾਡੇ ਸਾਹਮਣੇ ਜਿਨ ਲੋਇਣ ਜਗ ਮੋਹਿਆ ਸੇ ਲੋਇਣ ਮੈਂ ਡਿਟ ਕੱਜਲ ਰੇਖ ਨਾ ਸਹਿੰਦੀਆਂ ਸੇ ਪੰਖੀ ਸੂਏ ਬੇਟ ਜਿਹੜੀਆਂ ਧਾਰ ਨਹੀਂ ਸਹਿੰਦੀਆਂ ਵੀ ਮਾੜਾ ਜਿਹਾ ਕੱਜਲ ਮੋਟਾ ਹੋਵੇ ਜਿਹੜੀਆਂ ਅੱਖਾਂ ਸਹਿੰਦੀਆਂ ਨਹੀਂ ਦਰਦ ਮੰਨਦੀਆਂ ਨੇ ਇੱਕ ਦਿਨ ਦਫਨਾਤਾ ਉਹ ਪਿਆ ਜੰਗਲ ਦੇ ਵਿੱਚ ਪੰਛੀਆਂ ਨੇ ਆਲਣੇ ਪਾ ਲਏ ਹੈ ਤੇ ਉਹੀ ਅੱਖਾਂ ਨੇ ਕਿਥੇ ਮੋਹ ਲੈਂਦੀਆਂ ਨੇ ਬੰਦੇ ਨੂੰ ਜਵਾਨੀ ਦੇ ਵਿੱਚ ਅੱਖਾਂ ਦੀ ਖਿੱਚ ਹੈ ਪਰ ਜਿਵੇਂ ਜਿਵੇਂ ਬੁੜਾ ਹੋਈ ਜਾਂਦਾ ਝੁਰੜੀਆਂ ਪਈ ਜਾਂਦੀਆਂ ਨੇ ਸਭ ਕੱਟ ਜਾਂਦਾ ਤੇ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਜਾਂਦਾ ਜੋਬਨ ਜਾਵੇ ਮੈਨੂੰ ਕੋਈ ਡਰ ਨਹੀਂ ਜੋਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਮੇਰੀ ਪਰਮਾਲਕ ਨਾਲੋਂ ਪ੍ਰੀਤ ਨਾ ਟੁੱਟੇ ਰੱਬ ਨਾਲ ਮੇਰਾ ਮਨ ਜੁੜਿਆ ਰਵੇ ਇਹ ਸੌਦਾ ਕੋਈ ਮਹਿੰਗਾ ਨਹੀਂ ਜਵਾਨੀ ਲਾ ਦੇਾਂਗੇ ਕੋਈ ਗੱਲ ਨਹੀਂ ਮਨ ਲੱਗਿਆ ਰਵੇ ਉੱਧਰ ਮੇਰਾ ਮਾਲਕ ਜਵਾਨੀ ਕਈ ਕਿਸੇ ਪਿੱਛੇ ਲਾ ਦਿੰਦੇ ਨੇ ਜਵਾਨੀ ਕੋਈ ਕਿਸੇ ਪਿੱਛੇ ਲਾ ਦਿੰਦਾ ਕੋਈ ਕਿਸੇ ਪਿੱਛੇ ਲਾ ਦਿੰਦਾ ਕਈਆਂ ਨੇ ਜਵਾਨੀਆਂ ਦੇਸ਼ ਦੇ ਲੇਖੇ ਲਾਈਆਂ ਕਈਆਂ ਨੇ ਜਵਾਨੀਆਂ ਪੈਸੇ ਦੇ ਪਿੱਛੇ ਹੀ ਲਾ ਦਿੱਤੀਆਂ ਬਸ ਪੈਸਾ ਕਮਾਣਾ ਚੰਗੀ ਗੱਲ ਹੈ ਪਰ ਜਵਾਨੀ ਗੁਰੂ ਲੇਖੇ ਲਾਓ ਗੁਰੂ ਲੇਖੇ ਲਾਣੀ ਵੀ ਆਪਣੇ ਆਪ ਦਾ ਭਲਾ ਕਰਨਾ ਹੀ ਹੁੰਦਾ ਜਵਾਨੀ ਆਪਣੇ ਆਪ ਲਈ ਲਾਓ ਕਹਿਣ ਦਾ ਮਤਲਬ ਇਹੋ ਹੀ ਹੈ ਵੀ ਚੰਗੀ ਤਰ੍ਹਾਂ ਸੇਵਾ ਕਰਨੀ ਸਮਝਣਾ ਆ ਦਿਮਾਗ ਕੰਮ ਕਰਦਾ ਤੇ ਤੂੰ ਬਹੁਤ ਕੁਝ ਇਹਦੇ ਵਿੱਚ ਫੀਡ ਕੀਤਾ ਜਾ ਸਕਦਾ ਹੈ ਇਹ ਮਿਲਿਆ ਸਭ ਨੂੰ ਬਹੁਤ ਕੁਝ ਸਮਝਿਆ ਜਾ ਸਕਦਾ ਹੈ ਸਮਝ ਵਿਚਾਰ ਕਰ ਲਾਭ ਲੈ ਇਹਦੇ ਤੋਂ ਫਾਇਦਾ ਲੈ ਨਹੀਂ ਤੇ ਚੱਲਿਆ ਬਸ ਜਵਾਨੀਆਂ ਮਾਣ ਵੇਖ ਜਵਾਨੀ ਮਾਣੀ ਬਾਬਾ ਜੀਤ ਸਿੰਘ ਨੇ ਬਾਬਾ ਜੁਝਾਰ ਸਿੰਘ ਨੇ ਜਵਾਨੀ ਮਾਣੀ ਇਦਾਂ ਜਵਾਨੀਆਂ ਮਾਣੀ 41 ਸਾਲ 9 ਮਹੀਨੇ 13 ਦਿਨ ਦੀ ਉਮਰ ਗੁਰੂ ਗੋਬਿੰਦ ਸਿੰਘ 41 ਸਾਲ 9 ਮਹੀਨੇ 13 ਦਿਨ ਰਹੇ ਆ ਸਰੀਰ ਕਰਕੇ ਹੁਣ 41 ਸਾਲ ਦੀ ਉਮਰ ਵੇਖ ਲਓ ਤੁਸੀਂ ਕਿੱਡੀ ਕੁ ਵੱਡੀ ਉਮਰ ਹੈ 41 ਸਾਲ ਦੀ ਉਮਰ ਧੌਲੇ ਆਉਣੇ ਸ਼ੁਰੂ ਹੀ ਹੁੰਦੇ ਨੇ ਪਰ ਵੈਸੇ ਇਤਿਹਾਸ ਵਿੱਚ ਤੇ ਕਿਤੇ ਲਿਖਿਆ ਨਹੀਂ ਪਰ ਮੈਨੂੰ ਨਹੀਂ ਲੱਗਦਾ ਕਲਗੀ ਵਾਲੇ ਸੱਚੇ ਪਾਤਸ਼ਾਹ ਨੂੰ ਕੋਈ ਧੌਲੇ ਜੇ ਆਏ ਹੋਣਗੇ ਨਾ ਕਿਉਂਕਿ ਧੌਲੇ ਵੀ ਬਹੁਤੇ ਆ ਸਾਪਣੇ ਜਿਹੜੇ ਪੁਰਾਣੇ ਬਜ਼ੁਰਗ ਸੀ ਉਹਨਾਂ ਨੂੰ ਧੌਲੇ ਆਉਂਦੇ ਸੀ ਜਾ ਕੇ ਕਿਤੇ 60 ਸਾਲ ਦੀ ਉਮਰ ਚ ਅੱਜ ਕੱਲ ਤੇ 25 ਸਾਲ ਦੇ ਬੰਦੇ ਨੂੰ ਧੌਲੇ ਲੱਗ ਜਾਂਦੇ ਨੇ ਆਉਣ ਫਿਕਰਾਂ ਨੇ ਖਾ ਲੇ ਗਈ 25 30 ਸਾਲ ਦੇ ਨੂੰ ਧੌਲੇ ਸਟਾਰਟ ਹੋ ਜਾਂਦੇ ਨੇ ਫਿਕਰ ਕਰਕੇ ਟੈਨਸ਼ਨਾਂ ਕਰਕੇ ਬੰਦਾ ਪਹਿਲਾਂ ਹੀ ਬੁੜਾ ਹੋ ਜਾਂਦਾ ਤੇ ਗੁਰੂ ਸਾਹਿਬ ਦੇ ਵੇਲੇ ਮੈਨੂੰ ਲੱਗਦਾ ਨਹੀਂ ਕਿਉਂਕਿ ਇਹ ਇਸ ਗੱਲ ਦਾ ਵਰਣਨ ਨਹੀਂ ਕਿਤੇ ਇਤਿਹਾਸ 'ਚ ਪਰ ਲੱਗਦਾ ਨਹੀਂ ਵੀ ਗੁਰੂ ਸਾਹਿਬ ਨੂੰ ਅਜੇ ਧੌਲੇ ਆਏ 41 ਸਾਲ 9 ਮਹੀਨੇ ਕਿੰਨੀ ਉਮਰ ਹੈ ਵੇਖੋ ਤੇ ਇੰਨੀ ਉਮਰ ਦੇ ਵਿੱਚ ਕੀ ਕੁਝ ਕੀਤਾ ਮਾਣੋ ਜਵਾਨੀ ਇਦਾਂ ਨਹੀਂ ਮਾਣੀ ਜਾਂਦੀ ਕਿ ਵਾਸ਼ਨਾ ਵਾਲੇ ਪਾਸੇ ਭਟਕਦਾ ਫਿਰਦਾ ਪਹਿਲੇ ਪਿਆਰ ਲੱਗਾ ਥਨ ਦੁੱਧ ਦੂਜੇ ਮਾਏ ਬਾਪ ਕੀ ਸੁਧ ਤੀਜੇ ਭਇਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇਡ ਪੰਜਵੇਂ ਖਾਣ ਪੀਣ ਕੀ ਧਾਤ ਛੇਵੇਂ ਕਾਮ ਨਾ ਪੁੱਛੈ ਜਾਤ ਅੰਨਾ ਹੋਇਆ ਫਿਰੇ ਕਾਮ ਵਿੱਚ ਲੋਕਾਂ ਦੇ ਕੰਧਾ ਕੋਠੇ ਟੱਪਦਾ ਫਿਰੇ ਰੋਜ਼ ਛਿੱਤਰ ਖਾਵੇ ਰੋਜ਼ ਗਾਲਾਂ ਖਾਵੇ ਰੋਜ਼ ਮੂੰਹ ਕਾਲਾ ਕਰਾਵੇ ਰੋਜ਼ ਮਾਪਿਓ ਦੀ ਬੇਇੱਜ਼ਤੀ ਕਰਾਵੇ ਰੋਜ਼ ਥਾਣੇ ਤੁਰਿਆ ਫਿਰੇ ਕਈ ਬੰਦਿਆਂ ਨੇ ਸਾਰੀ ਜ਼ਿੰਦਗੀ ਥਾਣੇ ਦਾ ਮੂੰਹ ਨਹੀਂ ਵੇਖਿਆ ਪਰ ਪੁੱਤ ਵਿਖਾ ਦਿੰਦੇ ਨੇ ਵਕੀਲਾਂ ਕੋਲ ਤੁਰਿਆ ਫਿਰਦਾ ਛਡਾਂਦਾ ਜ਼ਮਾਨਤਾਂ ਕਰਾਉਂਦਾ ਇਸ ਕਰਕੇ ਛੇਵੇਂ ਕਾਮ ਨਾ ਪੁੱਛੇ ਜਾਤ ਅੰਨਾ ਹੋ ਗਿਆ ਵਾਸ਼ਨਾ ਵਿੱਚ ਕਈ ਬੱਚੇ ਵਾਸ਼ਨਾ ਵਿੱਚ ਵਾਸ਼ਨਾ ਮਨ ਵਿਸ਼ਈ ਹੋ ਜਾਂਦਾ ਹੈ ਮਨ ਵਿੱਚ ਵਿਕਾਰ ਆ ਜਾਂਦੇ ਨੇ ਤੇ ਵਿਸ਼ਈ ਮਨ ਹੋਇਆ ਕਿਤੇ ਨਾ ਕਿਤੇ ਫਸ ਜਾਂਦਾ ਹੈ ਉਹ ਹੁੰਦੀ ਹੁੰਦਾ ਕਾਮ ਹੈ ਉਹ ਕਹਿੰਦਾ ਜੀ ਮੇਰਾ ਪ੍ਰੇਮ ਹੈ ਮੇਰਾ ਮੇਰਾ ਪ੍ਰੇਮ ਬੜਾ ਪੈ ਗਿਆ ਜੀ ਮੇਰਾ ਇਦਾਂ ਹੋ ਗਿਆ ਇਹੋ ਜੀਆਂ ਗੱਲਾਂ 'ਚ ਫਸ ਜਾਂਦੇ ਨੇ ਬਹੁਤ ਇਸ ਕਰਕੇ ਭਾਈ ਜੇ ਇਹ ਵੇਸਟ ਜਾ ਰਿਹਾ ਨਾ ਵੇਸਟ ਜਾ ਰਿਹਾ ਤੇ ਕਾਮ ਹੈ ਜੇ ਇਸੇ ਨੂੰ ਸਹੀ ਵਰਤੋਂ ਇਸ ਸਪਿਰਿਟ ਨੂੰ ਇਹ ਕਾਮ ਇੱਕ ਇੱਕ ਸਪਿਰਿਟ ਹੈ ਕੁਦਰਤੀ ਹੈ ਇੱਕ ਕੁਦਰਤ ਹੈ ਕੁਦਰਤ ਦਾ ਖੇਡ ਹੈ ਇਹ ਬਾਡੀ ਵਿੱਚ ਇੱਕ ਸਪਿਰਿਟ ਹੈ ਇੱਕ ਜੋਸ਼ ਹੈ ਇਸੇ ਦੀ ਵਰਤੋਂ ਸਹੀ ਕਰ ਲਓ ਇਹੀ ਕਾਮ ਥੱਲੇ ਨੂੰ ਚੱਲ ਗਿਆ ਕਾਮ ਹੋ ਗਿਆ ਇਸੇ ਨੂੰ ਸਹੀ ਵਰਤੋਂ ਉੱਪਰ ਨੂੰ ਚੱਲ ਪਵੇ ਤੇ ਨਾਮ ਹੋ ਗਿਆ ਇਹੀ ਸਹੀ ਚੱਲ ਪਵੇ ਜਿਸ ਜੋਸ਼ ਨੂੰ ਵਰਤਣਾ ਆ ਜੇ ਤੁਸੀਂ ਤੁਸੀਂ ਨਾ ਨੌਜਵਾਨ ਜਿਹੜਾ ਵਾਸ਼ਨਾ ਵਾਲੇ ਪਾਸੇ ਪੈ ਜਾਵੇ ਤੁਸੀਂ ਉਸ ਬੰਦੇ ਨੂੰ ਚੰਗੀ ਤਰ੍ਹਾਂ ਵੇਖਿਓ ਉਸ ਬੰਦੇ ਨੂੰ ਤੁਸੀਂ ਸਮਝਾਓ ਤੂੰ ਰਹਿਣ ਦੇ ਯਾਰ ਛੱਡ ਪਰਾਂ ਕਹਿੰਦਾ ਤੁਸੀਂ ਮੇਰੇ ਕੀ ਲੱਗਦੇ ਤੂੰ ਰਹਿਣ ਦੇ ਕੀ ਖੱਟੇਗਾ ਛੱਡ ਪਰੇ ਨਾ ਤੁਸੀਂ ਮੇਰੇ ਕੋਈ ਨਹੀਂ ਲੱਗਦੇ ਮੈਨੂੰ ਰੋਕ ਦਿਓ ਐਦਾਂ ਕਹਿ ਵਾਸ਼ਨਾ ਵਿੱਚ ਪਿਆ ਕਾਮ ਵਿੱਚ ਪਿਆ ਸਾਰੀ ਦੁਨੀਆ ਨਾਲ ਲੜ ਜਾਂਦਾ ਤੇ ਤੁਸੀਂ ਉਧਰਲੇ ਪਾਸੇ ਵੇਖੋ ਜਿਹੜਾ ਗੁਰੂ ਨਾਲ ਪਿਆਰ ਕਰਨ ਵਾਲਾ ਸ਼ਹੀਦ ਹੋ ਗਿਆ ਉਹ ਵੀ ਇਦਾਂ ਦਾ ਹੀ ਹੁੰਦਾ ਉਹ ਵੀ ਇਦਾਂ ਹੀ ਅੜੀ ਕਰਕੇ ਬੈਠਾ ਕਹਿੰਦਾ ਨਾ ਤੁਸੀਂ ਕੌਣ ਹੋ ਮੈਨੂੰ ਮੈਂ ਤੇ ਸੱਚ ਦੇ ਰਾਹ ਤੇ ਮੈਂ ਤੇ ਇਦਾਂ ਹੀ ਇੱਧਰ ਹੀ ਜਾਈ ਸਪਿਰਟ ਦੋਵਾਂ ਚ ਇੱਕੋ ਜਿਹਾ ਹੈ ਪਰ ਉਹ ਸਹੀ ਵਰਤੋਂ ਕਰਦਾ ਹੈ ਉਹ ਗਲਤ ਕਰਦਾ ਬੋਲੀ ਦੋਵਾਂ ਦੀ ਇੱਕੋ ਜੀ ਹੈ ਉਹ ਵੀ ਨਹੀਂ ਪਰਵਾਹ ਕਰਦਾ ਉਹ ਵੀ ਨਹੀਂ ਕਰਦਾ ਬਸ ਉਹ ਇਸ਼ਕ ਹਕੀਕੀ ਹੈ ਇਹ ਇਸ਼ਕ ਮਜਾਜੀ ਹੈ ਉਹ ਸੱਚਾ ਹੈ ਇਹ ਗਲਤ ਹੈ ਇਹ ਇਹ ਮਲਾਪ ਹੋਣ ਸਾਰ ਅਗਲੇ ਦਿਨ ਹੀ ਦੁੱਖ ਸ਼ੁਰੂ ਹੋ ਜਾਂਦਾ ਹੈ ਅਗਲੇ ਦਿਨ ਹੀ ਦੁੱਖ ਸ਼ੁਰੂ ਹੋ ਜਾਂਦਾ ਹੈ ਚੀਕਾ ਮਾਰਦੇ ਬਥੇਰੇ ਸੁਣਦੇ ਆਪਾਂ 2-4 ਮਹੀਨੇ ਲੰਘ ਜਾਂਦੇ ਨੇ ਫੇਰ ਕਹਿੰਦੇ ਕਿੱਥੇ ਫਸ ਗਏ ਅੜ ਕੇ ਨਾ ਮਾਪਿਓ ਦੀ ਸੁਣੀ ਨਾ ਰਿਸ਼ਤੇਦਾਰਾਂ ਦੀ ਸੁਣੀ ਵਿਆਹ ਤੇ ਕਰਾ ਲਿਆ ਮੁੜ ਕੇ ਕਹਿਣਗੇ ਹੁਣ ਤਲਾਕ ਨਹੀਂ ਬੜੀ ਦੁਨੀਆ ਇਦਾਂ ਵੇਖਦੇ ਆ ਜੱਬ ਚ ਫਸ ਗਏ ਇਹ ਦੁੱਖ ਸ਼ੁਰੂ ਕਰ ਲਿਆ ਜ਼ਿੰਦਗੀ 'ਚ ਇਹ ਇਸ਼ਕ ਮਜਾਜੀ ਜਿੱਦਣ ਤੋਂ ਸ਼ੁਰੂ ਹੋ ਜਾਂਦਾ ਬੰਦੇ ਦੀ ਜ਼ਿੰਦਗੀ 'ਚ ਦੁੱਖ ਸਟਾਰਟ ਹੋ ਜਾਂਦਾ ਪਰੇਸ਼ਾਨ ਅਪਸੈਟ ਰਹਿਣ ਲੱਗਦਾ ਉਦਣ ਹੀ ਤੇ ਜਿੱਦਣ ਸੱਚਾ ਇਸ਼ਕ ਬੰਦਾ ਪਰਮਾਤਮਾ ਨਾਲ ਕਰਨ ਲੱਗ ਪੈਂਦਾ ਹੈ ਉਸੇ ਦਿਨ ਤੋਂ ਉਹਦੀ ਜ਼ਿੰਦਗੀ 'ਚ ਸੁੱਖ ਉਸੇ ਦਿਨ ਉਹਦੀ ਜ਼ਿੰਦਗੀ 'ਚ ਆਨੰਦ ਆਇਆ ਮੁੜ ਕੇ ਉਹ ਖਤਮ ਨਹੀਂ ਹੁੰਦਾ ਇਸ ਕਰਕੇ ਜੋਵਨ ਹੈ ਨਾ ਜਿਹੜਾ ਇਹਨੂੰ ਸਹੀ ਵਰਤੋ ਅੰਦਰਲਾ ਜੋਬਨ ਅੰਦਰਲਾ ਖੇੜਾ ਇਹ ਬੜਾ ਲਾਜ਼ਮੀ ਤੇ ਜੇ ਬੰਦਾ ਵਕਾਰ ਵਾਲੇ ਪਾਸੇ ਪੈ ਗਿਆ ਕਾਮ ਵਾਲੇ ਪਾਸੇ ਪੈ ਗਿਆ ਸਭ ਤੋਂ ਪਹਿਲਾਂ ਅੰਦਰਲਾ ਰਸ ਖਤਮ ਹੋ ਜਾਣਾ ਕਿੱਥੇ ਸਭ ਖਤਮ ਹੋ ਜਾਏਗਾ ਇਸ ਕਰਕੇ ਸਤਿਗੁਰੂ ਮਿਹਰ ਕਰਨ ਤੇ ਤਾਂ ਹੀ ਗੱਲ ਬਣਦੀ ਹੈ ਜੋਬਨ ਜਾਂਦੇ ਨਾ ਜਾਣ ਦੋ ਬਈ ਜਾਣ ਦੋ ਲੋਕਾਂ ਵਾਲੀਆਂ ਜਵਾਨੀਆਂ ਅਸੀਂ ਕੀ ਮੰਨਣੀਆਂ ਨੇ ਅੱਜ ਤੁਸੀਂ ਆ ਜਵਾਈ ਭਾਈ ਆਉਂਦਾ ਬੇਬੇ ਨੂੰ ਮਿਲ ਲੋ ਬੇਬੇ ਨੂੰ ਗੋਡੀ ਹੱਥ ਲਾਉਂਦਾ ਬੇਬੇ ਮੱਥਾ ਟੇਕਦਾ ਉਹ ਮੋਢੇ ਤੇ ਹੱਥ ਰੱਖ ਕੇ ਪੁੱਤ ਜਵਾਨੀਆਂ ਮਾਣੀ ਤੇ ਸੌਰਾ ਬਾਜਾ ਮਾਰਦਾ ਕਹਿੰਦਾ ਉਰੇ ਆ ਆ ਜਾ ਬੋਤਲ ਲਿਆਂਦੀ ਪਈ ਆ ਜਾ ਬਹਿ ਕੇ ਪੀਏ ਉਹਦੇ ਉਹਦੇ ਰਿਸ਼ਤੇਦਾਰ ਨੇ ਜਿਹੜੇ ਉਹਦੇ ਰਿਸ਼ਤੇਦਾਰ ਉਹ ਵੀ ਬੈਠੇ ਨੇ ਕੁੜੀ ਦੇ ਭਰਾ ਉਹ ਵੀ ਕਹਿੰਦੇ ਆ ਜਾ ਭਾਈਆ ਤੇਰੇ ਲਈ ਸਪੈਸ਼ਲ ਲਿਆਂਦੀ ਏ ਬੋਤਲ ਤੇ ਬੋਤਲ ਤੇ ਕੀ ਲਿਖਿਆ ਸ਼ਰਾਬ ਸਿਹਤ ਲਈ ਬੋਲੋ ਸ਼ਰਾਬ ਸਿਹਤ ਲਈ ਉਹਦੇ ਤੇ ਲਿਖਿਆ ਵੀ ਇਹ ਹਾਨੀਕਾਰਕ ਹੈ ਇਹ ਕੀ ਕਰੂ ਇਹ ਤੇਰੀਆਂ ਕਿਰਨੀਆਂ ਵੀ ਖਰਾਬ ਕਰ ਦੇਗੀ ਤੇਰੇ ਅੰਦਰ ਦਾ ਸਿਸਟਮ ਖਰਾਬ ਹੋ ਸਕਦਾ ਹੈ ਸਰੀਰ ਇਹਦੇ ਨਾਲ ਗਲ ਜਾਂਦਾ ਹੈ ਮੈਨੂੰ ਹੁਣ ਇਹ ਨਹੀਂ ਸਮਝ ਆਉਂਦੀ ਵੀ ਬੇਬੇ ਕਹਿੰਦੀ ਹੈ ਜਵਾਨੀਆਂ ਮਾਣੇ ਬਾਪੂ ਕਹਿੰਦਾ ਆ ਜਾ ਪੀਏ ਜ਼ਹਿਰ ਜਿਹੜੀ ਸਿਹਤ ਖਰਾਬ ਕਰਦੀ ਏ ਉਹ ਕਹਿੰਦੀ ਏ ਜਵਾਨੀਆਂ ਮਾਣੇ ਤੂੰ ਇਹ ਤੂੰ ਉਹ ਪਿਆਰ ਆ ਜਿਹਦੇ ਨਾਲ ਰਹਿਣਾ ਹੀ ਕੱਖ ਨਹੀਂ ਸਰੀਰ ਰਹਿਣਾ ਹੀ ਕੱਖ ਸਮਝ ਨਹੀਂ ਆਉਂਦੀ ਵੀ ਇਹ ਸੇਵਾ ਹੋ ਰਹੀ ਹੈ ਕਹਿੰਦੇ ਬਹੁਤ ਜਵਾਈ ਭਾਈ ਦੀ ਸੇਵਾ ਕੀਤੀ ਬਰਾਤ ਦੀ ਬਾਹਲੀ ਸੇਵਾ ਕੀਤੀ ਕਹਿੰਦੇ ਕੀ ਪਿਆ ਕੇ ਉਹ ਚੀਜ਼ ਪਿਆਈ ਜਿਹੜੀ ਸਿਹਤ ਲਈ ਉਹ ਚੀਜ਼ ਪਿਆਈ ਬਹੁਤ ਸੇਵਾ ਕੀਤੀ ਭਾਈ ਇਹੋ ਜੀ ਕੀ ਪਿਆਤਾ ਤੁਹਾਨੂੰ ਵੀ ਜਿਹੜੀ ਤੁਸੀਂ ਕਹਿੰਦੇ ਬਾਲੀ ਹੋਈ ਸੇਵਾ ਕੀਤੀ ਕੀ ਕਿਹੜੀ ਚੀਜ਼ ਪਿਆਤੀ ਜਿਹੜੀ ਤੇਰੇ ਕਹਿੰਦੇ ਬਹੁਤ ਸੇਵਾ ਕੀਤੀ ਕੀ ਪਿਆਇਆ ਉਹ ਚੀਜ਼ ਪਿਆਈ ਕਿਹੜੀ ਜਿਹੜੀ ਸਿਹਤ ਲਈ ਹਾਨੀਕਾਰਕ ਹੈ ਤਾਂ ਗੁਰੂ ਗ੍ਰੰਥ ਸਾਹਿਬ ਕਹਿੰਦੇ ਇਹਨੂੰ ਇਹਨੂੰ ਮਨ ਦਾ ਕਮਲ ਪੁਣਾ ਕਹਿੰਦੇ ਨੇ ਬੰਦਾ ਨਾ ਜੇ ਆਪਾਂ ਬਾਹਰੋਂ ਚੰਗੀ ਤਰ੍ਹਾਂ ਵੇਖਾਂਗੇ ਨਾ ਦੂਰ ਖੜ ਕੇ ਕੈਮਰਾ ਫਿੱਟ ਕਰਕੇ ਵੇਖੋ ਵੀ ਚੱਲ ਇਹ ਰਿਹਾ ਵੀ ਦੂਰੋਂ ਤੇ ਲੱਗਦਾ ਆਪਾਂ ਤਾਂ ਕਹਿੰਦੇ ਬੜੇ ਸਿਆਣੇ ਆ ਆਪਾਂ ਨੂੰ ਲੱਗਦਾ ਬੜੇ ਸਿਆਣੇ ਆ ਬਾਹਰ ਖੜ ਕੇ ਐ ਲੱਗਦਾ ਗੁਰੂ ਦੀ ਐਨਕ ਲਾ ਕੇ ਵੇਖਿਓ ਗੁਰੂ ਦੀ ਜੇ ਗੁਰੂ ਜੀ ਨੇ ਐਨਕ ਦਿੱਤੀ ਉਹ ਲਾ ਕੇ ਵੇਖੋ ਗੁਰਮਤ ਦੀ ਫਿਰ ਪਤਾ ਲੱਗੂ ਵੀ ਕਮਲੇ ਹੀ ਤੁਰੇ ਫਿਰਦੇ ਬਿਲਕੁਲ ਕਮਲਾ ਹੋਇਆ ਪਿਆ ਬੰਦਾ ਇਹੋ ਜਿਹਾ ਸਿਸਟਮ ਚ ਉਲਝ ਜਾਂਦਾ ਹੈ ਇਹ ਪੰਕਤੀਆਂ ਬੋਲ ਕੇ ਪੜਿਓ ਸ਼ੁਰੂ ਵਾਲੀਆਂ ਪੰਕਤੀਆਂ ਨੇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇ ਮਾਇਆ ਮਮਤਾ ਮੋਹਣੀ ਜਿਨ ਬਿਨ ਦੰਤਾ ਜਗ ਖਾਇਆ ਗੁਰਮੁਖ ਖਾਦੇ ਮਨਮੁਖ ਉਬਰੇ ਮਨਮੁਖ ਖਾਦੇ ਗੁਰਮੁਖ ਉਬਰੇ ਜਿਨੀ ਸਚ ਨਾਮ ਚਿਤ ਲਾਇਆ ਮਨਮੁਖ ਖਾਦੇ ਖਾਦੇ ਗਏ ਤੇ ਜਿਨ੍ਹਾਂ ਦਾ ਮੂੰਹ ਇਧਰ ਨੂੰ ਹੋਇਆ ਮਹਾਰਾਜ ਵਾਲੇ ਪਾਸੇ ਮਨ ਹੋਇਆ ਮੂੰਹ ਨਹੀਂ ਮਨ ਮਨ ਇਧਰ ਨੂੰ ਹੋਇਆ ਜਿਨ੍ਹਾਂ ਦਾ ਅੰਦਰਲਾ ਮੁਖ ਜਿਨ੍ਹਾਂ ਨੇ ਇਧਰ ਨੂੰ ਕਰ ਲਿਆ ਉਹ ਬਚ ਗਏ ਤੇ ਇਹ ਵੇਖੋ ਸਿਸਟਮ ਇਦਾਂ ਦਾ ਜੀ ਮਾਇਆ ਕਹਿੰਦੇ ਬੰਦੇ ਨੂੰ ਖਾਂਦੀ ਏ ਨਾਲੇ ਪਤਾ ਵੀ ਨਹੀਂ ਲੱਗਦਾ ਖਾ ਜਾਂਦੀ ਹੈ ਬਿਨ ਦੰਦਾਂ ਤੋਂ ਹੀ ਖਾਂਦੀ ਹੈ ਪਤਾ ਨਹੀਂ ਲੱਗਦਾ ਲੱਗਦਾ ਜਿਵੇਂ ਹੁਣ ਕਹਿੰਦੇ ਨੇ ਨਾ ਵੀ ਹਾਥੀ ਦੇ ਖਾਣ ਵਾਲੇ ਦੰਦ ਹੋਰ ਤੇ ਵਖਾਣ ਵਾਲੇ ਹੋਰ ਇਹ ਜਿਹੜੀ ਮਾਇਆ ਹੈ ਇਹਦੇ ਵਖਾਣ ਵਾਲੇ ਦੰਦ ਹੋਰ ਨੇ ਲੱਗਦਾ ਤੇ ਵੀ ਬੜਾ ਆਨੰਦ ਆ ਰਿਹਾ ਆਨੰਦ ਕੋਈ ਨਹੀਂ ਆ ਰਿਹਾ ਖਾ ਰਹੀ ਹੈ ਜਿਵੇਂ ਹੁਣ ਨਸ਼ਾ ਬੰਦਾ ਪੀ ਰਿਹਾ ਹੈ ਉਹ ਕਹਿੰਦਾ ਬੜਾ ਆਨੰਦ ਆ ਰਿਹਾ ਲੋਰ ਚੜ ਗਿਆ ਸਭ ਕੁਝ ਭੁੱਲ ਗਿਆ ਪਰ ਅੰਦਰੇ ਅੰਦਰ ਤੇ ਸ਼ਰਾਬ ਬੰਦੇ ਨੂੰ ਖਾ ਰਹੀ ਹੈ ਇਹਦਾ ਜਿਹੜਾ ਵਖਾਣ ਵਾਲਾ ਤੇ ਆਨੰਦ ਹੋਰ ਨੇ ਇਹਦੇ ਟੋਟਲੀ ਮਟੀਰੀਅਲ ਜਿਹੜਾ ਹੈ ਮਾਇਆ ਇਹਦੇ ਵਖਾਣ ਵਾਲੇ ਆਨੰਦ ਹੋਰ ਇਹ ਤੇ ਰਸ ਜਾਂ ਦਿੰਦੀ ਹੈ ਜਿਵੇਂ ਹੁਣ ਮੰਨ ਲਓ ਕਿੱਕਰ ਦਾ ਬੀਜ ਹੈ ਕਿੰਨਾ ਮੁਲਾਇਮ ਹੈ ਹੱਥ 'ਚ ਇਦਾਂ ਫੜ ਕੇ ਵੇਖਿਓ ਬਹੁਤ ਮੁਲਾਇਮ ਮੁਲਾਇਮ ਲੱਗਦਾ ਹੈ ਤੇ ਦਾਖਾਂ ਦਾ ਬੀਜ ਤੁਸੀਂ ਫੜ ਲਿਓ ਖੁਰਦਰਾ ਖੁਰਦਰਾ ਲੱਗੂ ਹੱਥ ਨੂੰ ਤੁਸੀਂ ਦਾਖ ਦਾਖ ਦਾ ਬੀਜ ਇਦਾਂ ਹੱਥ 'ਚ ਫੜਿਓ ਉਹ ਬਹੁਤ ਖੁਰਦਰਾ ਲੱਗਦਾ ਹੈ ਜਿਹੜਾ ਪਹਿਲਾਂ ਖੁਰਦਰਾ ਲੱਗਦਾ ਸੀ ਉਹਨੂੰ ਬਾਅਦ 'ਚ ਦਾਖਾਂ ਲੱਗਦੀਆਂ ਨੇ ਜਿਹੜਾ ਪਹਿਲਾਂ ਬਹੁਤ ਵਧੀਆ ਵਧੀਆ ਲੱਗਦਾ ਸੀ ਮਲਾਇਮ ਜਿਹਾ ਲੱਗਦਾ ਸੀ ਕਿੱਕਰ ਦਾ ਬੀਜ ਉਹਨੂੰ ਬਾਅਦ 'ਚ ਕੰਡੇ ਲੱਗਦੇ ਨੇ ਇਹ ਜਿਹੜਾ ਪਹਿਲਾਂ ਤੇ ਆਉਂਦਾ ਨਜ਼ਾਰਾ ਜਿਹਾ ਬਹੁਤ ਆ ਰਿਹਾ ਵੀ ਬੱਲੇ ਬੱਲੇ ਬੜਾ ਨਜ਼ਾਰਾ ਆਉਂਦਾ ਆਹਾ ਬਾਹਲਾ ਸਵਾਦ ਹੁੰਦਾ ਇਹ ਪਹਿਲਾਂ ਤੇ ਲੱਗਦਾ ਵਧੀਆ ਇਹਨੂੰ ਕੰਡੇ ਬਾਅਦ ਚ ਲੱਗਣਗੇ ਤੇ ਜਿਹੜੇ ਅੱਜ ਕੱਲ ਆਪਾਂ ਕਈ ਔਖੇ ਹੋ ਕੇ ਵੀ ਬੈਠਨੇ ਆ ਨਾ ਇੱਥੇ ਯਾਰ 4 ਵਜੇ ਗੁਰਦੁਆਰੇ ਜਾਓ ਉੱਠ ਕੇ ਗੁਰਦੁਆਰੇ ਭਾਈ ਜੀ ਦੇ ਨਾਲ ਸੇਵਾ ਕਰਾਓ ਠੰਡ ਬਹੁਤ ਹੈ ਇਹ ਔਖਾ ਹੈ ਇਹ ਅੱਜ ਖੁਰਦਰੇ ਲੱਗਦੇ ਨੇ ਚੇਤਾ ਰੱਖੀ ਇਹਨਾਂ ਨੇ ਬਾਅਦ ਵਿੱਚ ਦਾਖਾਂ ਇਹਨਾਂ ਨੂੰ ਲੱਗਣੀਆਂ ਸ਼ਾਂਤੀ ਇਹੀ ਦੇਣਗੇ ਮਨ ਦਾ ਸੁੱਖ ਇਹੀ ਦੇਣਗੇ ਅੰਦਰ ਦਾ ਆਨੰਦ ਇਹਦੇ ਨਾਲ ਹੀ ਆਉਣਾ ਹੈ ਜਿਹੜਾ ਅੱਜ ਭੈੜਾ ਲੱਗਦਾ ਇਹਨੇ ਕੱਲ ਨੂੰ ਆਨੰਦ ਦੇ ਦੇਣਾ ਹੈ ਕਾਲਾ ਨਾ ਪਿਆ ਕਰ ਇਹ ਖਾ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਸਾਰੀ ਜ਼ਿੰਦਗੀ ਇਦਾਂ ਹੀ ਲੱਗਦੀ ਇਹੋ ਜੀ ਸੁਰਤ ਫਸ ਜਾਂਦੀ ਹੈ ਕਿ ਬੰਦਾ ਫਸਿਆ ਹੋਇਆ ਵੀ ਉਹਨੂੰ ਪਤਾ ਨਹੀਂ ਲੱਗਦਾ ਮੈਂ ਫਸ ਗਿਆ ਐਸਾ ਜਾਲ 'ਚ ਫਸਦਾ ਹੈ ਉਹਨੂੰ ਪਤਾ ਹੀ ਨਹੀਂ ਲੱਗਦਾ ਮੈਂ ਫਸ ਗਿਆ ਬੁਰੀ ਬੁਰੀ ਤਰ੍ਹਾਂ ਰਗੜਿਆ ਜਾਂਦਾ ਹੈ ਇਹ ਸਿਸਟਮ ਦੇ ਵਿੱਚ ਫਸ ਕੇ ਇਹ ਤੇ ਸਤਿਗੁਰੂ ਬਚਾਣ ਤੇ ਤਾਂ ਗੱਲ ਬਣਦੀ ਹੈ ਜਿਵੇਂ ਆਪਾਂ ਕੱਲ ਹੀ ਉੱਥੇ ਬੇਨਤੀ ਕਰਦੇ ਸਾਚ ਨਾਮ ਮੇਰਾ ਮਨ ਲੱਗਾ ਲੋਕਨ ਸੋ ਮੇਰਾ ਠਾਠਾ ਪਾਗਾ ਭਾਈ ਆਪਣਾ ਜੁਮੇ ਠਾਠਾ ਪਾਗਾ ਮਤਲਬ ਵੀ ਪੋਚਾ ਜੱਜ ਆਪਾਂ ਕਹਿ ਦਿੰਦੇ ਆ ਵੀ ਮਾੜਾ ਮੋਟਾ ਕਰਨਾ ਪੈਂਦਾ ਕਰੀ ਚੱਲੋ ਪਰ ਮਨ ਪਰਮਾਤਮਾ ਨਾਲ ਹੀ ਲਾ ਕੇ ਜ਼ਿੰਮੇਵਾਰੀਆਂ ਨਿਭਾਈ ਚੱਲੋ ਸਗਨ ਵੀ ਪਾਣ ਜਾ ਵਿਆਹ ਤੇ ਵੀ ਜਾ ਛਾਤੀਆਂ 'ਚ ਵੀ ਜਾਓ ਜ਼ਿੰਮੇਵਾਰੀਆਂ ਆਪਣੀਆਂ ਨਿਭਾਈ ਜਾਓ ਪਰ ਸਾਚ ਨਾਮ ਮੇਰਾ ਮਨ ਲੱਗਾ ਮਨ ਪਰਮਾਤਮਾ ਨਾਲ ਲਾ ਕੇ ਰੱਖੋ ਬਾਕੀ ਠਾਠਾ ਬਾਗਾ ਜਿਹੜਾ ਦੁਨੀਆ ਦਾ ਲੋਗਨ ਸਿਉ ਮੇਰਾ ਠਾਠਾ ਬਾਗਾ ਦੁਨੀਆ ਵਾਲਾ ਜਿਹੜਾ ਮਾੜਾ ਮੋਟਾ ਨਿਭਾਈ ਚੱਲੋ ਨਿਭਾਓ ਪਰ ਚਿੱਤ ਨਾ ਲਾਇਓ ਚਿੱਤ ਗੁਰੂ ਨਾਲ ਹੀ ਲਾਇਓ ਪੈਲਸ ਵਾਲਾ ਨਿਭਾਓ ਹੁਣ ਜਿਵੇਂ ਆਪਾਂ ਪੈਲਸ 'ਚ ਗਏ ਪੈਲਸ 'ਚ ਜਾ ਕੇ ਨਿਭਾਓ ਸਗਨ ਪਾਓ ਸਗਨ ਤੱਕ ਫੋਟੋ ਖਿਚਾ ਲਈ ਰੋਟੀ ਪਾਣੀ ਖਾ ਲਿਆ ਚੱਲ ਘਰ ਨੂੰ ਆਜੋ ਹੁਣ ਅਗਲੇ ਦਿਨ ਵੀ ਕਵੇਂ ਅੱਜ ਦਿਲ ਜਾਨੀ ਨਹੀਂ ਲੱਗਦਾ ਕੱਲ ਬਾਹਲਾ ਉੱਥੇ ਭੰਗੜੇ ਪੈਣ ਮੌਜ ਚਿੱਤ ਲੱਗ ਗਿਆ ਵੇਖੋ ਇੱਕ ਹੁੰਦਾ ਨਿਭਾਉਣ ਗਿਆ ਇੱਕ ਚੇਤੀ ਲਾ ਕੇ ਬਹਿ ਗਿਆ ਘਰ ਆ ਕੇ ਜੀ ਨਹੀਂ ਲੱਗਦਾ ਕਹਿੰਦਾ ਬਾਹਲੀ ਰੌਣਕ ਸੀ 4 ਦਿਨ ਪਤਾ ਹੀ ਨਹੀਂ ਲੱਗਿਆ ਇਹ ਚਿੱਤ ਲੱਗ ਗਿਆ ਇਹੋ ਜਿਹਾ ਕੰਮਾਂ 'ਚ ਸਾਡਾ ਚਿੱਤ ਲੱਗਦਾ ਫਿਰ ਉਡੀਕੀ ਜਾਵਾਂਗੇ ਵੀ ਹੁਣ ਕਦੋਂ ਕੋਈ ਵਿਆਹ ਆਊਗਾ ਫਿਰ ਚੱਲਾਂਗੇ ਪੈਲਸ 'ਚ ਫਿਰ ਆਨੰਦ ਆਊਗਾ ਇਦਾਂ ਫਸ ਗਈ ਸੀ ਜ਼ਿੰਮੇਵਾਰੀਆਂ ਨਿਭਾਉਣੀਆਂ ਤੇ ਨਹੀਂ ਮਹਾਰਾਜ ਨੇ ਕਿਹਾ ਵੀ ਛੱਡ ਦਿਓ ਜ਼ਿੰਮੇਵਾਰੀਆਂ ਤੇ ਨਿਭਾਓ ਆਪਣੀ ਜਿੰਨੀ ਜ਼ਿੰਮੇਵਾਰੀ ਹੈ ਨਿਭਾਓ ਪੂਰੀ ਤਨਦੇਹੀ ਜ਼ਿੰਮੇਵਾਰੀਆਂ ਨਿਭਾਉਣ ਤੋਂ ਤੇ ਗੁਰੂ ਸਾਹਿਬ ਨੇ ਰੋਕੀ ਨਹੀਂ ਨਿਭਾਈ ਚੱਲੋ ਪਰ ਚੇਤਨਾ ਲਾ ਲਿਓ ਇਹਨਾਂ ਕੰਮਾਂ 'ਚ ਜ਼ਿੰਮੇਵਾਰੀ ਨਹੀਂ ਬੱਚਿਆਂ ਦੀਆਂ ਜ਼ਿੰਮੇਵਾਰੀਆਂ ਪੋਤਿਆਂ ਦੀਆਂ ਜ਼ਿੰਮੇਵਾਰੀਆਂ ਘਰ ਵਾਲੀ ਦੀ ਜ਼ਿੰਮੇਵਾਰੀ ਹੈ ਮਾਪਿਓ ਦੀ ਜ਼ਿੰਮੇਵਾਰੀ ਹੈ ਇਹ ਸਾਰੀਆਂ ਜ਼ਿੰਮੇਵਾਰੀਆਂ ਨਿਭਾਓ ਪਰ ਚਿੱਤ ਮਾਲਕ ਨਾਲ ਲਾ ਕੇ ਰੱਖੋ ਚਿੱਤ ਗੁਰੂ ਨਾਲ ਲਾ ਕੇ ਰੱਖੋ ਹੁਣ ਇਹ ਐਸਾ ਬੰਦਾ ਮਟੀਰੀਅਲਿਜ਼ਮ ਵਿੱਚ ਫਸਦਾ ਮਟੀਰੀਅਲਿਜ਼ਮ ਮਤਲਬ ਪਦਾਰਥਵਾਦ ਪਦਾਰਥਵਾਦ ਮਤਲਬ ਭਵ ਸਾਗਰ ਜਿਉਂਦਾ ਜਿਉਂਦਾ ਬੰਦਾ ਇਸ ਭਵ ਸਾਗਰ 'ਚ ਡੁੱਬ ਜਾਂਦਾ ਬੜਾ ਔਖਾ ਨਿਕਲਦਾ ਪਰ ਗੁਰੂ ਜੀ ਦੇ ਤੇ ਕਿਰਪਾ ਕਰੇ ਉਹ ਬਚ ਗਿਆ ਉਬਰੇ ਬਚ ਗਿਆ ਮਨਮੁਖ ਜਿਹੜੇ ਨੇ ਖਾਦੇ ਗਏ ਇਹ ਬਿਨਾ ਬਿਨ ਦੰਦਾਂ ਤੋਂ ਹੀ ਖਾ ਜਾਂਦੀ ਹਾਂਜੀ ਬਿਨ ਨਾਵੇ ਜਗ ਕਮਲਾ ਫਿਰੇ ਗੁਰਮੁਖ ਨਦਰੀ ਆਇਆ ਜਦੋਂ ਗੁਰੂ ਗਿਆਨ ਦਵੇ ਨਦਰ ਦੇਵੇ ਫਿਰ ਦਿਸਣ ਲੱਗ ਪੈਂਦਾ ਵੀ ਕਮਲੇ ਹੀ ਤੁਰੇ ਫਿਰਦੇ ਜਿਵੇਂ ਹੁਣ ਮੰਨ ਲਓ ਜਿਹੜੇ ਸਿੰਘੋ ਤੁਸੀਂ ਅੰਮ੍ਰਿਤਧਾਰੀ ਹੋ ਗਏ ਜਿਨ੍ਹਾਂ ਦਾ ਜੀਵਨ ਬਦਲ ਗਿਆ ਉਹਨਾਂ ਨੂੰ ਐ ਲੱਗਦਾ ਹੀ ਹੈ ਵੀ ਯਾਰ ਐਵੇਂ ਹੀ ਕਮਲ ਐਵੇਂ ਹੀ ਕਮਲ ਪੁੱਟਦੇ ਰਹੇ ਆ ਸਾਰੀ ਜ਼ਿੰਦਗੀ ਐਵੇਂ ਹੀ ਕਮਲ ਪੁੱਟਿਆ ਸਾਰੀ ਜ਼ਿੰਦਗੀ ਐਦਾਂ ਲੱਗਦਾ ਨਹੀਂ ਆਪਣੇ ਆਪ ਨੂੰ ਵੀ ਐਵੇਂ ਹੀ ਕਮਲੇ ਜੇ ਬਣੇ ਫਿਰਦੇ ਰਹੇ ਆ ਪੀ ਕੇ ਉੱਥੇ ਡਿੱਗ ਪਏ ਕਦੇ ਉੱਥੇ ਡਿੱਗ ਪਏ ਕਦੇ ਰਿਸ਼ਤੇਦਾਰੀ 'ਚ ਅਸੀਂ ਕੀ ਖੌਰੂ ਪਾਉਂਦੇ ਹੁੰਦੇ ਸੀ ਕਈ ਬੰਦੇ ਸੋਚਦੇ ਹੀ ਨਹੀਂ ਕਈ ਘਰਾਂ 'ਚ ਜਾਂਦੇ ਆ ਪੁਰਾਣੀ ਫੋਟੋ ਲੱਗੀ ਹੋਵੇ ਜੇ ਕਿਸੇ ਦੇ ਘਰ ਧਿਆਨ ਇਧਰ ਰੱਖਿਓ ਪੁਰਾਣੀ ਫੋਟੋ ਲੱਗੀ ਹੋਵੇ ਜੇ ਪੁੱਛ ਲਈਏ ਵੀ ਆਹ ਕੀ ਦੀ ਛੱਡੋ ਬਾਬਾ ਜੀ ਤੁਸੀਂ ਇਹਨੂੰ ਕੀ ਵੇਖਣਾ ਤੁਸੀਂ ਆਹ ਦੇਖੋ ਅੱਜ ਵਾਲਾ ਫੋਟੋਆਂ ਲੁਕੋ ਦੇਣਗੇ ਫੋਟੋਆਂ ਪਾੜ ਦੇਣਗੇ ਵੇਖਣ ਨੂੰ ਜੀ ਨਹੀਂ ਕਰਦਾ ਕੀ ਖੌਰੂ ਪਾਉਂਦੇ ਸੀ ਅਸੀਂ ਵਿਆਹਾਂ ਟੰਗਾਂ 'ਚ ਜਾ ਕੇ ਕੀ ਕਮਲ ਕੁੱਦਦੇ ਸੀ ਅਸੀਂ ਇਹ ਨਦਰੀ ਆਣ ਲੱਗ ਗਿਆ ਨਾ ਕਮਲਪੁਣਾ ਜਦੋਂ ਬੰਦੇ ਨੂੰ ਕਮਲਪੁਣਾ ਦਿਸਣ ਲੱਗ ਪੈਂਦਾ ਫਿਰ ਉਸ ਕਮਲਪੁਣੇ ਚੋਂ ਬਾਹਰ ਨਿਕਲ ਜਾਂਦਾ ਜਦੋਂ ਗੁਰਬਾਣੀ ਦਾ ਗਿਆਨ ਹੋਵੇ ਫਿਰ ਪਤਾ ਲੱਗ ਜਾ ਵੀ ਕਮਲਪੁਣਾ ਹੀ ਮਾਰੀ ਜਾਂਦੇ ਨੇ ਸਾਰੇ ਐਵੇਂ ਝੱਲ ਖਲਾਰਦੇ ਫਿਰਦੇ ਆ ਝੱਲ ਖਲਾਰਦੇ ਫਿਰਦੇ ਆ ਝੱਲੇ ਹੋਏ ਫਿਰਦੇ ਆ ਸਤਿਗੁਰੂ ਦੱਸ ਦਿੰਦੇ ਨੇ ਵੀ ਆ ਤੇ ਚੱਲ ਪੁਣਾ ਕਰਦੇ ਫਿਰਦੇ ਨੇ ਫਿਰ ਪਤਾ ਲੱਗਦਾ ਵੀ ਚੱਲ ਮਨਾ ਤੂੰ ਤੇ ਨਿਕਲਣਾ ਆਖੋ ਸਤਨਾਮ ਤੇ ਜਿਹੜਾ ਇਸ ਕਮਲ ਪੁਣੇ ਚੋਂ ਨਿਕਲ ਗਿਆ ਚੱਲ ਪੁਣੇ ਚੋਂ ਨਿਕਲ ਗਿਆ ਉਹ ਫਿਰ ਦੂਜਿਆਂ ਨੂੰ ਵੀ ਕੱਢਦਾ ਵੀ ਆ ਜਾ ਯਾਰ ਤੂੰ ਵੀ ਨਿਕਲ ਆ ਜਾ ਛੱਡ ਪਰੇ ਹੁਣ ਆਪਾਂ ਨਹੀਂ ਇਹਦੀ ਛੱਡ ਆ ਜਾ ਤੂੰ ਵੀ ਆ ਜਾ ਬੜਾ ਆਨੰਦ ਹੈ ਆਪਾਂ ਪਾਠ ਕਰਦੇ ਆ ਨਿਤਨੇਮ ਕਰਦੇ ਆ ਬਾਣੀ ਪੜ੍ਹਦੇ ਆ ਤੂੰ ਆ ਇੱਧਰ ਫਿਰ ਕਈ ਸਿੰਘ ਵੇਖਿਆ ਹੀ ਹੈ ਇੱਕ ਤੋਂ ਬਾਅਦ ਫਿਰ ਦੂਜਾ ਦੂਜੇ ਤੋਂ ਤੀਜਾ ਤੀਜੇ ਤੋਂ ਚੌਥਾ ਐਦਾਂ ਜੋੜਨ ਦੀ ਕੋਸ਼ਿਸ਼ ਕਰਦੇ ਨੇ ਰਸ ਆਨੰਦ ਜਿਹੜੇ ਆਨੰਦ ਲੈ ਲੈਣ ਉਹ ਫਿਰ ਤੁਹਾਡੇ ਕੋਲ ਜਾ ਜਾ ਕੇ ਘਰਾਂ 'ਚ ਜਾ ਜਾ ਕੇ ਕਹਿਣਗੇ ਭਰਾਵਾ ਆ ਜਾ ਛਕ ਲੈ ਯਾਰ ਤੂੰ ਵੀ ਆ ਜਾ ਇੱਧਰ ਲੱਗ ਜਾ ਇੱਧਰ ਇਹ ਗੁਰੂ ਦੀ ਮਿਹਰ ਨਾਲ ਨਦਰੀ ਆਉਣ ਲੱਗ ਜਾਂਦਾ ਹੈ ਨਹੀਂ ਤੇ ਸਾਨੂੰ ਨਾ ਵੇਖੋ ਆਪਾਂ ਪੈਲਸ ਜਾਵਾਂਗੇ ਇਦਾਂ ਵੇਖਾਂਗੇ ਵੀ ਕਿਆ ਆਨੰਦ ਆ ਰਿਹਾ ਇਹ ਹੈ ਬਾਹਰ ਜਦੋਂ ਗੁਰੂ ਤੋਂ ਅਕਲ ਲਵਾਂਗੇ ਨਦਰ ਦੇਤੀ ਗੁਰੂ ਨੇ ਫਿਰ ਸਾਨੂੰ ਇਹ ਲੱਗੇਗਾ ਵੀ ਇੱਥੇ ਤੇ ਕਮਲ ਪੁਣਾ ਹੀ ਹੈ ਕਮਲ ਪੁਣਾ ਹੈ 1500 ਦੀ ਪਲੇਟ ਇੱਕ ਹੈ ਨਹੀਂ ਤਾਂ ਇੱਕ ਪਲੇਟ 1500 ਦੀ ਇੱਕ ਬੰਦਾ ਪਰ ਹੈਡ ਪਰ ਪਰਸਨ 50 15 ਰੁਪਏ ਜੀ 50 15 ਰੁਪਏ ਇੱਕ ਬੰਦੇ ਦੇ ਲੱਗਣਗੇ ਪਰ ਹੈਡ ਤੇ 100 ਬੰਦਾ ਜਾਏਗਾ ਹੁਣ 1500 ਦਾ ਉਹਨੇ ਦਿਨ ਵਿੱਚ ਕੀ ਖਾ ਲੈਣਾ ਇਹ ਤੇ 1500 ਤੇ ਨਾਰਮਲ ਗੱਲ ਕਰਦੇ ਆ ਜਿਹੜੇ ਵੱਡੇ ਵਿਆਹ ਦਿੱਲੀ ਵਗੈਰਾ ਚ ਹੁੰਦੇ ਨੇ ਉਹਦੇ 5-500 ਹੁੰਦਾ ਹੈ ਹਜ਼ਾਰ ਹਜ਼ਾਰ 1500 ਮਾਫ ਮੈਂ 15 ਰੁਪਏ ਕਹਿ ਰਿਹਾ 1500 ਮਾਫ ਕਰਨਾ ਮੇਰੇ ਤੋਂ ਭਲੇਖੇ ਨਾਲ ਗਲਤ ਨਿਕਲ ਗਈ ਗੱਲ 15 ਤੇ ਬਹੁਤ ਥੋੜਾ ਹੋਇਆ 15 ਰੁਪਏ ਤੇ ਗੱਲ ਨਹੀਂ ਕੁਛ ਇੱਕ ਬੰਦੇ ਦੇ 15 ਹੋਣ ਫਿਰ ਤੇ ਕੁਛ ਕੋਈ ਗੱਲ ਹੀ ਨਹੀਂ ਮਾਫ ਕਰਨਾ ਭਲੇਖੇ ਨਾਲ ਕਹਿ ਗਿਆ ਮੈਂ 1500 1500 ਪਰ ਹੈਡ ਇੱਕ ਬੰਦੇ ਦਾ 1500 ਬਰਾਤ ਆਏਗੀ ਇਦਾਂ ਦੇ ਪੈਲਸ ਤੁਹਾਡੇ ਪਟਿਆਲੇ 'ਚ ਹੈ ਇਦਾਂ ਦੇ ਪੈਲਸ ਦਿੱਲੀ ਚਲੇ ਜਾਓ ਤੁਸੀਂ ਕਿੱਥੇ ਗੱਲ ਪਹੁੰਚੀ ਪਈ ਹੈ ਇੱਕ ਇੱਕ ਬੰਦਾ ਤੇ ਮਾੜਾ ਮੋਟਾ ਜਿਹਾ ਖਾ ਕੇ ਡਸਟਬੀਨ 'ਚ ਉਹ ਸੁੱਟਦਾ ਇੱਕ ਬੰਦਾ ਫਿਰ ਜਦੋਂ ਅਕਲ ਆ ਗਈ ਫਿਰ ਬੰਦਾ ਐ ਵੇਖ ਰਿਹਾ ਵੀ ਆ ਵੀ ਸਿੱਟਤਾ ਆ ਵੀ ਸਿੱਖ ਸਮਾਨ ਉਹ ਵੀ ਡਸਟਬੀਨ ਚ ਆ ਵੀ ਡਸਟਬੀਨ ਚ ਇਹਨਾਂ ਨੇ 20% ਖਾਦਾ ਹੈ 80% ਵੇਸਟ ਕਰਦਾ ਅਕਲ ਲੱਗ ਜਾਂਦੀ ਹੁਣ ਵੀ ਇਹ ਇਹ ਕੀ ਹੋ ਕੀ ਰਿਹਾ ਸਭ ਕੁਝ ਗਲਤ ਹੋ ਰਿਹਾ ਇੱਥੇ ਸਿਸਟਮ ਸਹੀ ਨਹੀਂ ਇਹ ਗੁਰੂ ਦੀ ਮਿਹਰ ਨਾਲ ਨਦਰੀ ਆਉਣ ਲੱਗ ਜਾਂਦਾ ਨਹੀਂ ਤੇ ਅਸੀਂ ਅਸੀਂ ਵੀ ਉਸ ਕਮਲ ਪੁਣੇ ਦਾ ਹਿੱਸਾ ਬਣ ਜਾਂਦੇ ਹਾਂ ਉਹ ਜਿਹੜਾ ਕਮਲ ਪੂਣਾ ਝੱਲ ਖਲਾਰਦੇ ਫਿਰਦੇ ਨੇ ਅਸੀਂ ਵੀ ਉਹਨਾਂ ਦੇ ਵਿੱਚ ਹੀ ਝੱਲੇ ਹੋ ਕੇ ਵਿੱਚ ਹੀ ਵੜ ਜੰਨੇ ਆਪਾਂ ਵੀ ਵੀ ਆਪਾਂ ਵੀ ਆਨੰਦ ਲੈ ਲਓ ਆਪਾਂ ਵੀ ਝੱਲੇ ਹੋਵਾਂਗੇ ਜੇ ਅਕਲ ਆ ਗਈ ਫਿਰ ਆਪਾਂ ਬਾਹਰ ਖੜ ਕੇ ਵੇਖਾਂਗੇ ਵੀ ਹੋ ਕੀ ਰਿਹਾ ਚੱਲ ਮਨਾ 5 ਵਜ ਗਏ 6 ਵਜ ਗਏ ਰਹਿ ਰਸ ਦਾ ਟਾਈਮ ਹੋ ਗਿਆ ਇਹਨਾਂ ਨੂੰ ਚੱਲਣ ਦੇ ਇਹਨਾਂ ਦੇ ਚੱਲਣ ਦੇ ਜੋ ਚੱਲ ਰਿਹਾ ਹੈ ਆ ਜਾ ਆਪਾਂ ਚੱਲੀਏ ਰਹਿ ਰਸ ਦਾ ਪਾਠ ਕਰ ਲਈਏ ਆਖੋ ਸਤਨਾਮ ਸ੍ਰੀ ਵਾਹਿਗੁਰੂ ਹਾਂਜੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਚੱਲ ਚਲੀਏ ਜ਼ਿੰਮੇਵਾਰੀ ਤੇ ਨਿਭਾਣੀ ਪੈਣੀ ਹੈ ਸਗਨ ਪਾਉਣ ਤੇ ਆਉਣਾ ਹੀ ਸੀ ਹੁਣ ਰਹਿਦਾ ਰਸ ਪੜ ਲਓ ਆਪ ਨਿਤਨੇਮ ਕਰ ਲਈਏ ਨਿਤਨੇਮ ਨਾ ਛੱਡੀਏ ਜੋ ਗੁਰੂ ਨੇ ਬਖਸ਼ਿਆ ਉਹ ਨਾ ਛੱਡੋ ਜਿਹੜਾ ਗਿਫਟ ਗੁਰੂ ਨੇ ਦਿੱਤਾ ਹੈ ਉਹਨੂੰ ਕਿਉਂ ਛੱਡੀਏ ਭਾਈ ਨਿਸ਼ਾਨੀ ਗੁਰੂ ਨੇ ਦਿੱਤੀ ਹੈ ਜਿਹੜੀ ਸਿੱਖਾ ਨਿਤਨੇਮ ਨਾ ਛੱਡੀ ਕਿਉਂ ਛੱਡੀਏ ਸਾਂਭ ਕੇ ਰੱਖਾਂਗੇ ਨਿਤਨੇਮ ਮਿਲਿਆ ਨਿਤਨੇਮ ਨੂੰ ਸਾਂਭ ਕੇ ਰੱਖਾਂ ਆਪਣੇ ਅੰਦਰ ਨਿਤ ਹਿਰਦੈ ਰੱਖਾਂ ਸੰਭਾਲ ਇਹ ਤੇ ਬਖਸ਼ਿਸ਼ ਹੈ ਜਿਹਨੂੰ ਸੰਭਾਲ ਕੇ ਰੱਖਣਾ ਇਹ ਬਖਸ਼ਿਸ਼ ਨੂੰ ਸੰਭਾਲ ਕੇ ਰੱਖਣਾ ਬਸ ਕਿਉਂ ਛੱਡੀ ਸੋ ਇਸ ਕਰਕੇ ਜਦੋਂ ਗੁਰਬਾਣੀ ਦਾ ਗਿਆਨ ਹੋ ਜੇ ਫਿਰ ਕਮਲਪੂਣਾ ਬੰਦਾ ਛੱਡ ਦਿੰਦਾ ਭਾਈ ਨਹੀਂ ਤੇ ਇਹਨਾਂ ਚੀਜ਼ਾਂ ਵਿੱਚ ਹੀ ਫਸ ਕੇ ਸਾਰੀ ਜ਼ਿੰਦਗੀ ਬੇਅਰਥ ਹੋ ਜਾਂਦੀ ਸਾਰੀ ਜ਼ਿੰਦਗੀ ਇਦਾਂ ਹੀ ਭਟਕਦੇ ਦੀ ਲੰਘ ਜਾਂਦੀ ਹੈ ਧੱਕੇ ਖਾਂਦਾ ਤੁਰਿਆ ਫਿਰਦਾ ਭਟਕਦਾ ਤੁਰਿਆ ਫਿਰਦਾ ਇਸ ਕਰਕੇ ਭਾਈ ਸਤਿਗੁਰਾਂ ਤੋਂ ਅਕਲ ਲੈ ਕੇ ਇੱਕ ਜੋ ਪਹਿਲਾਂ ਕਮਲਪੁਣਾ ਹੋਇਆ ਛੱਡੋ ਬਾਕੀ ਬਜ਼ੁਰਗੋ ਤੁਹਾਨੂੰ ਵੀ ਮੈਂ ਬੇਨਤੀ ਕਰਦਿਆਂ ਜਿਹੜੇ ਪਾਠ ਨਿਤਨੇ ਮਨੀ ਨਾ ਕਰ ਸਕਦੇ ਕਹਿੰਦੇ ਹੋ ਤੁਸੀਂ ਵੀ ਬਾਣੀ ਪੜ੍ਹੀ ਨਹੀਂ ਜਾਂਦੀ ਸੁਣ ਲਿਆ ਕਰੋ ਸੁਣ ਲਿਆ ਕਰੋ ਤੇ ਅਗਲੀ ਗੱਲ ਵੀ ਸੁਣਿਓ ਬੀਬੀਆਂ ਵੀ ਸੁਣੋ ਬਜ਼ੁਰਗ ਵੀ ਸੁਣੋ ਆਪਣੇ ਬੱਚਿਆਂ ਨੂੰ ਇਹ ਲਫ਼ਜ਼ ਕਿਹਾ ਕਰੋ ਬੱਚਿਓ ਸਾਡੇ ਵੇਲੇ ਸਕੂਲ ਨਹੀਂ ਤੇ ਅਸੀਂ ਤੇ ਪੜ੍ਹੇ ਨਹੀਂ ਤੁਹਾਨੂੰ ਤੇ ਅਸੀਂ ਪੜਾਇਆ ਹੈ ਤੁਸੀਂ ਤੇ ਪੜ੍ਹੇ ਹੋ ਸਾਡੇ ਵਾਂਗੂ ਕਬਰਾਂ ਮੜੀਆਂ ਗੁੱਗੇ ਪੀਰਾਂ ਨੂੰ ਸੱਪਾਂ ਨੂੰ ਬਾਬੇ ਨਾ ਕਹਿੰਦੇ ਫਿਰਿਓ ਬੱਚਿਓ ਅਸੀਂ ਤੇ ਨਹੀਂ ਪੜ ਸਕੇ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਪੜਿਓ ਆਖੋ ਸਤਨਾਮ ਸ੍ਰੀ ਵਾਹ ਇਹ ਕਿਹਾ ਕਰੋ ਆਪਣੇ ਬੱਚਿਆਂ ਨੂੰ ਬਜ਼ੁਰਗੋ ਤੁਹਾਨੂੰ ਕਹਿ ਰਿਹਾ ਬੀਬੀਆਂ ਨੂੰ ਕਹਿੰਦਾ ਬੀਬੀਓ ਜ਼ਰੂਰ ਕਿਹਾ ਕਰੋ ਆਪਣੇ ਬੱਚਿਆਂ ਨੂੰ ਵੀ ਸਾਡੀ ਤੇ ਲੰਘ ਗਈ ਭਾਈ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਪੜਿਓ ਬੀਬੀਓ ਤੁਸੀਂ ਪਤਾ ਕੀ ਕਹਿੰਦੀਆਂ ਲੈ ਤੂੰ ਗੁੱਗੇ ਤੇ ਕਿਉਂ ਨਹੀਂ ਦੀਵਾ ਜਗਾਉਂਦਾ ਮੁੰਡਿਆ ਹੁਣ ਅਸੀਂ ਪੀਰ ਦੇ ਜਾਂਦੇ ਆ ਤੂੰ ਕਿਉਂ ਨਹੀਂ ਜਾਂਦਾ ਤੁਸੀਂ ਬੱਚੇ ਨੂੰ ਇਦਾਂ ਕਹਿੰਦੀ ਆ ਤੁਹਾਡਾ ਬੱਚਾ ਕਾਲਜ ਵਿੱਚ ਜਾਂਦਾ ਤੁਸੀਂ ਕਾਲਜ ਵਾਲੇ ਬੱਚੇ ਨੂੰ ਇਹ ਨਹੀਂ ਕਹਿੰਦੀਆਂ ਵੀ ਤੂੰ ਬਾਣੀ ਪੜ ਤੁਸੀਂ ਕਾਲਜ ਵਾਲੇ ਬੱਚੇ ਨੂੰ ਇਹ ਕਹਿੰਦੀਆਂ ਵੀ ਤੂੰ ਕਿਉਂ ਨਹੀਂ ਜਾਂਦਾ ਉੱਥੇ ਮੈਂ ਜਦੋਂ ਦੀਵਾ ਜਗਾ ਕੇ ਆਉਂਦੀ ਆ ਤੇਰਾ ਦਾਦਾ ਜਗਾਉਂਦਾ ਸੀ ਤੇਰਾ ਪਰਦਾਦਾ ਜਗਾਉਂਦਾ ਸੀ ਤੂੰ ਕਿਉਂ ਨਹੀਂ ਜਗਾਉਂਦਾ ਬੀਬੀਓ ਇਹ ਗੱਲ ਕਰੋਂਗੀਆਂ ਬੱਚੇ ਧਰਮ ਤੋਂ ਦੂਰ ਚਲੇ ਜਾਣਗੇ ਆਉਣ ਵਾਲੇ ਬੱਚਿਆਂ ਨੂੰ ਚੇਤਾ ਰੱਖਿਓ ਜੇ ਅੱਜ ਦੇ ਪੜ੍ਹੇ ਲਿਖੇ ਜ਼ਮਾਨੇ ਨੂੰ ਕੋਈ ਸੰਤੁਸ਼ਟ ਕਰ ਸਕਦਾ ਹੈ ਲੌਜੀਕ ਨਾਲ ਗੱਲ ਕਰ ਸਕਦਾ ਹੈ ਦਲੀਲ ਨਾਲ ਗੱਲ ਕਰ ਸਕਦਾ ਹੈ ਤੇ ਉਹ ਕੇਵਲ ਗੁਰੂ ਗ੍ਰੰਥ ਸਾਹਿਬ ਹੋਰ ਨਹੀਂ ਸ੍ਰੀ ਅਕਾਲ ਇਹ ਗੱਲ ਨੂੰ ਸਮਝੋ ਸੰਤੁਸ਼ਟ ਇੱਥੇ ਕੇਵਲ ਗੁਰੂ ਗ੍ਰੰਥ ਸਾਹਿਬ ਨਾਲ ਹੋਣਗੇ ਅੱਜ ਕੱਲ ਦੇ ਪੜ੍ਹੇ ਲਿਖੇ ਬੱਚੇ ਪੜਿਆ ਲਿਖਿਆ ਜ਼ਮਾਨਾ ਹੈ ਪੜ੍ਹੇ ਲਿਖੇ ਬੱਚਿਆਂ ਨੇ ਜਦੋਂ ਸਵਾਲ ਕਰਨਾ ਹੈ ਉਹਨਾਂ ਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਸਕਦੇ ਨੇ ਹੋਰ ਨਹੀਂ ਕੋਈ ਦੇ ਸਕਦਾ ਅੱਜ ਕੱਲ ਦੇ ਪੜ੍ਹੇ ਲਿਖੇ ਬੱਚਿਆਂ ਦੇ ਬੱਚੇ ਪਾਪ ਤੇ ਤੁਸੀਂ ਐਮਏ ਚ ਪੜ੍ਹਦੇ ਨੇ ਵਾਹਿਗੁਰੂ ਉਹ ਬੀਏ ਕਰਦਾ ਕੋਈ ਐਮਏ ਕਰਦਾ ਕੋਈ ਪੀਐਚਡੀ ਕਰਦਾ ਯੂਨੀਵਰਸਿਟੀ ਪੜ੍ਹਦਾ ਉਹੋ ਜੇ ਬੱਚਾ ਜੇ ਕੁਐਸਚਨ ਕਰਦਾ ਹੈ ਉਹਦੇ ਮਾਈਂਡ ਵਿੱਚ ਕੋਈ ਸਵਾਲ ਆਉਂਦਾ ਹੈ ਤੇ ਉਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੇ ਕਬਰਾਂ ਮੜੀਆਂ ਤੋਂ ਉਹਨੂੰ ਕੋਈ ਜਵਾਬ ਮਿਲਦਾ ਨਹੀਂ ਕੱਢਣ ਪਾਉਣ ਨੂੰ ਕੁਝ ਹੁੰਦਾ ਨਹੀਂ ਤੇ ਬੱਚਾ ਫਿਰ ਕਹਿੰਦਾ ਬੇਬੇ ਤੂੰ ਹੀ 20 ਥਾਵਾਂ ਤੇ ਦੀਵੇ ਜਗਾ ਸਕਦੀ ਹੈ ਮੇਰੇ ਤੋਂ ਨਹੀਂ ਜਗਣੇ ਤੇਰਾ ਧਰਮ ਤੈਨੂੰ ਹੀ ਚੰਗਾ ਲੱਗਦਾ ਮੈਨੂੰ ਨਹੀਂ ਲੋੜ ਤੂੰ ਚੁੱਕੀ ਫੇਰ ਆਪਦਾ ਤੂੰ ਕਹਿੰਨੀ ਕਦੇ ਖੇਤ 'ਚ ਮੱਥਾ ਟੇਕੋ ਰੂੜੀ ਰੂੜੀ ਤੇ ਦੀਵਾ ਜਗਾਇਆ ਜਾਂ ਖੇਤ ਵਾਲੇ ਬਾਬੇ ਦੇ ਜਗਾਇਆ ਇੱਕ ਘਰ ਬਣਾਇਆ ਹੋਇਆ ਇੱਕ ਅੰਦਰ ਬਣਾਇਆ ਇੱਕ ਬਾਹਰ ਡੰਗਰਾਂ ਵਾਲੇ ਵੀ ਬਣਾਇਆ ਤੂੰ ਤੇ 35 ਬਾਬੇ ਮਨਾਈ ਜਾਂਦੀ ਤੋਂ ਨਹੀਂ ਨਾ ਇਹ ਧਰਮ ਮੰਨਿਆ ਜਾਂਦਾ ਮੈਂ ਚੱਲਿਆ ਤੂੰ ਛੱਡ ਪਰੇ ਮੈਨੂੰ ਨਹੀਂ ਲੋੜ ਬੱਚੇ ਸਾਡੇ ਫਿਰ ਧਰਮ ਤੋਂ ਬਾਗੀ ਹੋ ਜਾਣਗੇ ਤਾਂ ਕਰਕੇ ਯਾਦ ਰੱਖੋ ਬਜ਼ੁਰਗੋ ਬੀਬੀਓ ਖਾਸ ਕਰਕੇ ਮਾਤਾਵਾਂ ਇੱਕੋ ਗੱਲ ਕਿਹਾ ਕਰੋ ਬੱਚਿਓ ਅਸੀਂ ਤੇ ਭਾਈ ਅਨਪੜ੍ਹ ਤੇ ਅਸੀਂ ਤੇ ਪੜ ਨਹੀਂ ਸਕੇ ਪਰ ਬੱਚਿਓ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਜ਼ਰੂਰ ਪੜਿਓ ਸਾਨੂੰ ਤੇ ਪਤਾ ਨਹੀਂ ਲੱਗਿਆ ਪਰ ਤੁਸੀਂ ਵੇਖ ਲਿਓ ਜੀ ਤੁਸੀਂ ਪੜਿਓ ਜ਼ਰੂਰ ਤੁਹਾਨੂੰ ਪੜਾਇਆ ਕਾਦੇ ਲਈ ਹੈ ਗੁਰੂ ਗ੍ਰੰਥ ਸਾਹਿਬ ਪੜਿਓ ਆਪਾਂ ਕੀ ਕਹਿੰਦੇ ਪੜਾਇਆ ਤੈਨੂੰ ਕਾਦੇ ਲਈ ਹੈ ਤੂੰ ਹੁਣ ਵੱਡਾ ਆਫੀਸਰ ਬਣ ਜਾ ਠੀਕ ਹੈ ਆਫੀਸਰ ਤੇ ਬੰਨਣਾ ਹੈ ਤੁਸੀਂ ਕੀ ਕਰੋ ਤੈਨੂੰ ਪੜਾਇਆ ਕਾਦੇ ਲਈ ਹੈ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣਾ ਸਹਿਜ ਪਾਠ ਕਰਕੇ ਸੁਣਾ ਬਾਪੂ ਨੂੰ ਸਾਰਾ 20 ਦਿਨ ਲਾ ਦੇ ਤੂੰ ਥੋੜਾ ਥੋੜਾ 2-2 ਘੰਟੇ ਰੋਜ਼ ਸੁਣਾਇਆ ਕਰ ਸਾਰਾ ਸਹਿਜ ਪਾਠ ਸੁਣਾ ਤੈਨੂੰ ਪੜਾਇਆ ਕਾਦੇ ਲਈ ਹੈ ਇਦਾਂ ਕਿਆ ਕਰੋ ਆਪਣੇ ਬੱਚਿਆਂ ਮਹੀਨਾ ਲਾ ਦੇ 2 ਮਹੀਨੇ ਲਾ ਦੇ ਤਾਂ ਵੀ ਕੋਈ ਨਹੀਂ 2 ਮਹੀਨਿਆਂ 'ਚ ਮੈਨੂੰ ਸਹਿਜ ਪਾਠ ਸੁਣਾ ਦੇ ਮੈਂ 1 ਘੰਟਾ ਤੇਰੇ ਕੋਲ ਰੋਜ਼ ਬੈਠਿਆ ਕਰੂੰ ਬੇਬੇ ਕਵੇ ਧੀਏ ਤੈਨੂੰ ਪੜਨ ਕਾਦੇ ਲਈ ਪਾਇਆ ਸੀ ਮੈਂ ਇੱਕ ਘੰਟਾ ਤੇਰੇ ਕੋਲ ਬੈਠੂ ਮੈਨੂੰ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਵਾਰੀ ਸੁਣਾ ਦੇ ਇੱਕ ਘੰਟਾ ਲਾ ਕੇ ਤੈਨੂੰ ਕਾਦੇ ਲਈ ਪੜਾਇਆ ਸੀ ਤੇ ਚੇਤਾ ਰੱਖੋ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਪੜੇਗਾ ਉਹ ਫਿਰ ਚੰਗਾ ਆਫੀਸਰ ਬਣੇਗਾ ਨਹੀਂ ਤੇ ਚਾਹ ਪਾਣੀ ਚਾਹ ਪਾਣੀ ਮੰਗੀ ਜਾਣਗੇ ਅੱਜ ਕੱਲ ਵਾਲੇ ਚਾਹ ਪਾਣੀ ਵੀ ਮੰਗੀ ਜਾਂਦੇ ਨੇ ਆਫੀਸਰ ਜਿੰਨੇ ਬੈਠੇ ਹੋਣਗੇ ਕਿੱਡੇ ਕਿੱਡੇ ਵੱਡੇ ਆਫੀਸਰ ਨੇ ਕਿੱਡੇ ਅਹੁਦੇ ਨੇ ਵਧੀਆ ਗੱਡੀ ਦੇ ਵਿੱਚ ਆਇਆ ਵਧੀਆ ਟਾਈ ਲਾਈ ਹੈ ਪਾਊਡਰ ਉਹਨੇ ਭੁੱਕਿਆ ਹੁੰਦਾ ਹੈ ਚੰਗੇ ਕੱਪੜੇ ਪਾਏ ਹੁੰਦੇ ਨੇ ਕੁਰਸੀ ਬਹੁਤ ਸੋਹਣੀ ਲੱਗੀ ਹੈ ਦਫ਼ਤਰ ਬਹੁਤ ਸੋਹਣਾ ਹੈ ਦਫ਼ਤਰ 'ਚ ਏਸੀ ਵੀ ਲੱਗਿਆ ਜਦੋਂ ਤੁਸੀਂ ਕੰਮ ਕਰਾਉਣ ਜਾਂਦੇ ਹੋ ਕਹਿੰਦੇ ਕਰ ਦਾਂਗੇ ਪਹਿਲਾਂ ਚਾਹ ਪਾਣੀ ਤੇ ਕਰਦੇ ਕੁਝ ਕੰਮ ਤੇ ਤੇਰਾ ਕਰ ਦਾਂਗੇ ਤੇ ਕਮਾਲ ਦੀ ਗੱਲ ਉਹਨੂੰ ਬੰਦੇ ਨੂੰ ਕਹੋ ਵੀ ਬੂਟ ਇੰਨੇ ਸੋਹਣੇ ਪਾਲਿਸ਼ ਕਰਕੇ ਪਾਇਆ ਕੋਟ ਪੈਂਟ ਤੇਰਾ ਇੰਨਾ ਸੋਹਣਾ ਹੈ ਤੇ ਤੂੰ ਚਾਹ ਚਾਹ ਵੀ ਪੀ ਆਉਂਦਾ ਇਦਾਂ ਕਿਹੜਾ ਭੁੱਖਾ ਮਰਦਾ ਤੂੰ ਵੀ ਤੈਨੂੰ ਚਾਹ ਨਹੀਂ ਮਿਲਦੀ 50000 ਤੈਨੂੰ ਤਨਖਾਹ ਮਿਲਦੀ ਹੈ ਸਰਕਾਰ ਦਿੰਦੀ ਹੈ ਤੈਨੂੰ ਤੂੰ ਚਾਹ ਵੀ ਡੱਪ ਹੁੰਦਾ ਤੂੰ ਭੁੱਖਾ ਹੀ ਤੁਰਿਆ ਫਿਰਦਾ ਸਵੇਰ ਦਾ ਤੇ ਨਾਲੇ ਪਤਾ ਨਹੀਂ ਇਹਨਾਂ ਦਾ ਕਿਹੜਾ ਇਹੋ ਜਿਹਾ ਹਾਥੀ ਵਾਲਾ ਢਿੱਡ ਲੱਗਿਆ ਹੈ ਇਹ ਸਵੇਰੇ 9 ਵਜੇ ਚਾਹ ਪਾਣੀ ਮੰਗਣ ਲੱਗਦੇ ਨੇ 5 ਵਜੇ ਤੱਕ ਚਾਹ ਪਾਣੀ ਵੀ ਪੀਵੀ ਜਾਂਦੇ ਭਰਦਾ ਨਹੀਂ ਇਹਨਾਂ ਦਾ ਢਿੱਡ ਇਹ ਕੌਣ ਨੇ ਇਹ ਕੌਣ ਨੇ ਇਹਨਾਂ ਨੇ ਕਿਤਾਬਾਂ ਬਹੁਤ ਪੜ੍ਹੀਆਂ ਨੇ ਇਹਨਾਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਵੇਖੋ ਨੌਕਰੀ ਤੇ ਤੇ ਲੱਗੇ ਨੇ ਆਫੀਸਰ ਨੇ ਇਹਨਾਂ ਨੇ ਕਿਤਾਬਾਂ ਬਹੁਤ ਪੜ੍ਹੀਆਂ ਨੇ ਗੁਰੂ ਗ੍ਰੰਥ ਸਾਹਿਬ ਨੂੰ ਜੇ ਪੜ੍ਹ ਲੈਂਦੇ ਨਾਲ ਨਾਲ ਫਿਰ ਇਹ ਚੰਗਾ ਆਫੀਸਰ ਬਣਦਾ ਫਿਰ ਗੁਰ ਗੁਰਸਿੱਖ ਵਕੀਲ ਬਣਦਾ ਗੁਰਸਿੱਖ ਆਫੀਸਰ ਬਣਦਾ ਫਿਰ ਗੁਰਸਿੱਖ ਬਣਦਾ ਨਾ ਨਾਲ ਅਕਲ ਹੁੰਦੀ ਨਹੀਂ ਤੇ ਚਾਹ ਪਾਣੀ ਚਾਹ ਪਾਣੀ ਇਹਨੇ ਮੰਗੀ ਜਾਣਾ ਸਾਰਾ ਤਾਂ ਕਰਕੇ ਭਾਈ ਆ ਗੱਲ ਨੋਟ ਕਰਿਓ ਭਾਈ ਸਾਰੇ ਬਜ਼ੁਰਗੋ ਬੀਬੀ ਉਹ ਤੁਸੀਂ ਕਹਿਣਾ ਨਹੀਂ ਵੀ ਚੱਲ ਮੜੀ ਤੇ ਤੂੰ ਕਹਿਣਾ ਨਾ ਪੁੱਤ ਅਸੀਂ ਪੜ ਨਹੀਂ ਸਕੇ ਤੁਸੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਹੀ ਪੜਿਓ ਬਸ ਛੱਡੋ ਤਾਂ ਤੂੰ ਗੁਰੂ ਸਾਹਿਬ ਦੇ ਲੜ ਲੱਗ ਬਸ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਤੁਸੀਂ ਨਹੀਂ ਕੁਝ ਕਿਤੇ ਜਾਣਾ ਇਦਾਂ ਆਪਣੇ ਨਿਆਣਿਆਂ ਨੂੰ ਕਹੋਗੇ ਤਾਂ ਗੱਲ ਬਣੇਗੀ ਗੁਰੂ ਸਾਹਿਬ ਦੀ ਮਿਹਰ ਨਾਲ ਇਹ ਅਕਲ ਆ ਜਾਂਦੀ ਹੈ ਸਮਝ ਪੈ ਜਾਂਦੀ ਹੈ ਹੁਣ ਅਗਲੀ ਪੰਕਤੀ ਨੂੰ ਸੁਣੋ ਤੰਦਾ ਕਰਤਿਆ ਨਿਹਫਲ ਜਨਮ ਗਵਾਇਆ ਸੁਖ ਦਾਤਾ ਮਨ ਨਾ ਵਸਾਇਆ ਹੁਣ ਇਹਦਾ ਅਰਥ ਜੇ ਆਪਾਂ ਸਿੱਧਾ ਕਰ ਲਈਏ ਫਿਰ ਤੇ ਹੋ ਗਿਆ ਨਾ ਵੀ ਤੰਦਾ ਕਰਤਿਆ ਵੀ ਧੰਦੇ ਕਰਨੇ ਨਹੀਂ ਤੰਦਾ ਕਰਤਿਆ ਨਿਹਫਲ ਜਨਮ ਗਵਾਇਆ ਪਰ ਆ ਜਿਹੜਾ ਦੀਵਾਨ ਲੱਗ ਰਿਹਾ ਨਾ ਇਹ ਧੰਦਿਆਂ ਵਾਲਿਆਂ ਨੇ ਲਾਇਆ ਆਖੋ ਸਤਨਾਮ ਆ ਤੂੰ ਤੁਹਾਡੇ ਧੰਦੇ ਵਾਲਿਆਂ ਨੇ ਕੀਤੀ ਹੈ ਇਹ ਖਰਚਾ ਉਹਨਾਂ ਨੇ ਕੀਤਾ ਹੈ ਸਾਊਂਡ ਲੱਗਾ ਹੈ ਆ ਸਾਰਾ ਕੁਝ ਧੰਦੇ ਵਾਲਿਆਂ ਦਾ ਹੀ ਹੈ ਧੰਦੇ ਦੀ ਵਿਰੋਧ ਤਾਂ ਕਿਵੇਂ ਹੋਊ ਜਿਹੜੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜੇ ਥੜੇ ਤੇ ਕੀਤਾ ਹੈ ਜਿਹੜੇ ਦਰਬਾਰ 'ਚ ਕੀਤਾ ਉਹ ਵੀ ਧੰਦੇ ਵਾਲਿਆਂ ਨੇ ਕੰਮ ਕਰਕੇ ਬਣਾਇਆ ਧੰਦਾ ਕਰਨ ਵਾਲਿਆਂ ਨੇ ਥੋੜਾ ਥੋੜਾ ਹਿੱਸਾ ਪਾ ਕੇ ਦਰਬਾਰ ਬਣਾਇਆ ਧੰਦੇ ਵਾਲਿਆਂ ਨੇ ਲੰਗਰ ਚਲਾਇਆ ਇੱਥੇ ਧੰਦਿਆਂ ਤੋਂ ਬਿਨਾ ਕਿਵੇਂ ਸਰੂ ਧੰਦੇ ਤੇ ਜ਼ਰੂਰੀ ਨੇ ਧੰਦਾ ਕਰਦਿਆਂ ਨਿਫਲ ਜਨਮ ਗਵਾਇਆ ਮਾਫ ਕਰਨਾ ਇੱਕ ਗੁਰੂ ਸਾਹਿਬ ਕਹਿਣਾ ਚਾਹੁੰਦੇ ਨੇ ਵੀ ਗੁਰਮਤ ਤੋਂ ਬਾਹਰਾ ਹੋ ਕੇ ਸਤਿਗੁਰੂ ਦਾ ਗਿਆਨ ਨਾ ਲੈ ਕੇ ਧੰਦਿਆਂ ਦੇ ਵਿੱਚ ਹੀ ਖਚਤ ਹੋ ਜਾਂਦੇ ਨੇ ਜਿਹੜੇ ਧੰਦਾ ਕਰਨਾ ਹੈ ਪਰ ਧੰਦਿਆਂ ਦੇ ਵਿੱਚ ਖਚਤ ਨਹੀਂ ਹੋਣਾ ਵੀ ਤੇਰੀ ਜ਼ਿੰਦਗੀ ਦੇ ਵਿੱਚ ਸਿਰਫ ਧੰਦਾ ਹੀ ਰਹਿ ਜੇ ਧੰਦਾ ਹੀ ਰਹਿ ਜੇ ਸਿਰਫ ਧੰਦਾ ਕਰਦਿਆਂ ਧਰਮ ਨੂੰ ਵੀ ਤੇ ਧੰਦਾ ਹੀ ਬਣਾ ਲਿਆ ਜਿਵੇਂ ਬਾਕੀ ਦੇ ਕੰਮ ਕਰਦਾ ਹੈ ਐਵੇਂ ਗੁਰਦੁਆਰੇ ਵਾਲਾ ਕੰਮ ਕਰਦਾ ਜਿਵੇਂ ਹੁਣ ਗ੍ਰੰਥੀ ਆ ਕੀਰਤਨੀਏ ਆ ਰਾਗੀ ਆ ਢਾਡੀ ਆ ਕਥਾਵਾਚਕ ਆ ਅਸੀਂ ਧਰਮ ਨੂੰ ਧੰਦਾ ਬਣਾ ਲਿਆ ਧਰਮ ਧੰਦਾ ਬਣ ਗਿਆ ਤੇ ਸਾਡੇ ਵਿੱਚ ਵੀ ਫੋਕਟ ਕਰਮ ਦਿਖਾਵੇ ਦਾ ਧੰਦਾ ਹੀ ਹੈ ਦਿਖਾਵੇ ਦੀ ਦੇਗ ਦਿਖਾਵੇ ਦਾ ਪੱਖਾ ਪੱਖਾ ਪੱਖੇ ਤੇ ਸਾਰੇ ਟੱਬਰ ਦੇ ਨਾਂ ਸਾਰੇ ਟੱਬਰ ਦੇ ਨਾਂ ਲਿਖ ਤੇ ਧੰਦਾ ਹੀ ਬਣ ਗਿਆ ਹੋਰ ਕੀ ਹੋਇਆ ਵਪਾਰ ਕਰਨਾ ਗੁਰੂ ਨਾਲ ਵੀ ਵਪਾਰ ਹੀ ਕਰਦਾ ਬਾਹਰ ਵੀ ਧੰਦੇ ਕਰਦਾ ਬੰਦਾ ਬਾਹਰ ਵੀ ਵਪਾਰ ਕਰਦਾ ਗੁਰਦੁਆਰੇ ਵੀ ਵਪਾਰ ਕਰਦਾ ਖੰਡ ਪਾਠ ਕਰਾਵਾਂਗੇ ਪਹਿਲਾਂ ਮੇਰਾ ਆ ਕੰਮ ਬਣ ਜੇ ਇਹ ਧੰਦਾ ਹੈ ਇਹ ਵਪਾਰ ਹੈ ਇਹ ਪਿਆਰ ਥੋੜਾ ਹੈ ਇਹ ਧੰਦਾ ਹੈ ਵੀ ਤੂੰ ਆ ਕੰਮ ਕਰਦੇ ਮੈਂ ਆ ਕੰਮ ਕਰਦਾ ਤੂੰ ਮੇਰਾ ਆ ਕਾਰਜ ਰਾਸ ਕਰ ਦੇ ਮੈਂ ਖੰਡ ਫੜ ਕਰਾ ਦੂੰ ਤੂੰ ਮੇਰੇ ਆ ਮੈਂ ਨੌਕਰੀ ਮਿਲ ਜੇ ਮੈਂ 40 ਦਿਨ ਰੋਜ਼ ਆਉਂ ਨੰਗੇ ਪੈਰੀ ਮੈਂ 40 ਦਿਨ ਨਿਤਨੇਮ ਕਰੂੰ ਮੈਂ 50 ਪਾਠ ਸੁਖਮਨੀ ਸਾਹਿਬ ਦੇ ਕਰੂੰ ਤੂੰ ਮੇਰਾ ਆ ਕੰਮ ਕਰ ਦੇ ਧੰਦਾ ਹੀ ਹੋ ਗਿਆ ਬਾਹਰੀ ਧੰਦੇ ਵੀ ਇੱਥੇ ਵੀ ਧੰਦਾ ਹੀ ਧੰਦਾ ਕਰਦੇ ਆ ਨੇਫਲ ਜਨਮ ਗਵਾਇਆ ਪਿਆਰ ਨਹੀਂ ਕੀਤਾ ਧੰਦਾ ਕਰ ਮਾਲਕ ਨਾਲ ਗੁਰੂ ਨਾਲ ਬਾਰ ਦੇ ਬਚਨਾਂ ਨਾਲ ਪਿਆਰ ਨਹੀਂ ਕੀਤਾ ਧੰਦਾ ਕੀਤਾ ਵਪਾਰ ਕੀਤਾ ਵਪਾਰ ਵਾਧੇ ਘਾਟੇ ਵੇਖਦਾ ਰਿਹਾ ਧੰਦੇ ਕੀਤੇ ਸੁਖ ਦਾਤਾ ਮਨ ਨਾ ਵਸਾਇਆ ਮਨ ਅੰਦਰੋਂ ਪਿਆਰ ਨਹੀਂ ਕੀਤਾ ਮਾਲਕ ਨਾਲ ਆਪਣੇ ਨਾਲ ਅੰਦਰ ਅੰਦਰ ਅੰਦਰ ਨਹੀਂ ਗੱਲ ਬਣੀ ਧੰਦਾ ਨਹੀਂ ਕਰਨਾ ਵਪਾਰ ਨਹੀਂ ਗੁਰੂ ਨਾਲ ਕਰਨਾ ਪਿਆਰ ਕਰਨਾ ਭਾਈ ਹਾਂਜੀ ਨਾਨਕ ਨਾਮ ਤੇਨਾ ਕੋ ਮਿਲਿਆ ਜਿਨ ਕੋ ਧੁਰ ਲਿਖ ਪਾਇਆ ਨਾਨਕ ਨਾਮ ਤਿਨਾ ਕੋ ਮਿਲਿਆ ਇਹ ਨਾਮ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਧੁਰੋਂ ਲਿਖਿਆ ਹੋਵੇ ਸ਼ੁਰੂ ਤੋਂ ਸ਼ੁਰੂ ਤੋਂ ਜੀਵਨ ਬਦਲਣਾ ਸ਼ੁਰੂ ਕਰ ਦੇਣ ਜਿਵੇਂ ਹੁਣ ਮੰਨ ਲਓ ਅੱਜ ਜਿਹੜੇ ਬੰਦੇ ਨੇ ਟਿਕ ਕੇ ਸੰਗਤ ਕੀਤੀ ਟਿਕ ਕੇ ਮਨ ਟਿਕਾ ਲਿਆ ਸਰੀਰ ਵੀ ਟਿਕਾ ਲਿਆ ਇੱਥੇ ਬੈਠਾ ਰਿਹਾ 2 ਘੰਟੇ ਮਨ ਵੀ ਟਿਕਾ ਲਿਆ ਬਸ ਉਸ ਤੋਂ ਬਾਅਦ ਉਹ ਬਚਨ ਮੰਨਣੇ ਸ਼ੁਰੂ ਕਰ ਦਿੰਦੇ ਫਿਰ ਅੱਜ ਤੋਂ 2 ਸਾਲ 4 ਸਾਲ ਬਾਅਦ ਸ਼ੁਰੂ ਤੋਂ ਜਿੱਦਣ ਸ਼ੁਰੂ ਕੀਤਾ ਹੈ ਧੁਰ ਤੋਂ ਜਿੱਦਣ ਤੋਂ ਸਟਾਰਟ ਕੀਤਾ ਹੈ ਸੱਚ ਵਾਲੇ ਪਾਸੇ ਤੁਰਨਾ ਉਦੋਂ ਤੋਂ ਉਸੇ ਦਿਨ ਤੋਂ ਜਿਹਨੇ ਆਪਣੇ ਲੇਖ ਪੜ੍ਹਨੇ ਸ਼ੁਰੂ ਕਰ ਦਿੱਤੇ ਕਾਇਆ ਕਾਗਦ ਮਨ ਪਰਵਾਣਾ ਸਿਰ ਕੇ ਲੇਖ ਨਾ ਪੜੇ ਆਣਾ ਜਿਹੜਾ ਆਪਣੇ ਲੇਖ ਆਪਣੇ ਵਿਚਾਰ ਪੜਨ ਲੱਗ ਪਿਆ ਜਿਹੜਾ ਪਹਿਲੇ ਦਿਨ ਤੋਂ ਹੀ ਸ਼ੁਰੂ ਤੋਂ ਹੀ ਬਦਲਣ ਲੱਗ ਪਿਆ ਨਾ ਇੱਕ ਤੇ ਹੁੰਦਾ ਹੈ ਵੀ ਬੰਦੇ ਨੇ ਸੁਣ ਸੁਣਦਾ ਬਹੁਤ ਰਿਹਾ ਪਰ ਬਦਲਿਆ ਨਹੀਂ ਆਪਣੀ ਮਨ ਦੀ ਫੱਟੀ ਤੇ ਕੋਈ ਚੰਗਾ ਵਿਚਾਰ ਲਿਖਿਆ ਹੀ ਨਹੀਂ ਆਪਣੀ ਫੱਟੀ ਤੇ ਲਿਖਿਆ ਹੀ ਕੁਝ ਨਹੀਂ ਪਰ ਜਿਹੜੇ ਬੰਦੇ ਨੇ ਜਿੱਦਣ ਤੋਂ ਸਟਾਰਟ ਕੀਤਾ ਉਦੋਂ ਤੋਂ ਹੀ ਜਿਨੇ ਲਿਖਣਾ ਸ਼ੁਰੂ ਕਰਤਾ ਨਾਲ ਦੀ ਨਾਲ ਆਪਣੀ ਫੱਟੀ ਤੇ ਨਵੇਂ-ਨਵੇਂ ਵਿਚਾਰ ਰੋਜ਼ ਲਿਖਦਾ ਹੈ ਪੜ ਪੜ ਰਿਹਾ ਜਿਹੜਾ ਸ਼ੁਰੂ ਤੋਂ ਹੀ ਪਹਿਲੇ ਦਿਨ ਤੋਂ ਜਿਨੇ ਸਟਾਰਟ ਕਰਤਾ ਵੀ ਮੈਂ ਸਿੱਖਣਾ ਹੈ ਕਹਿੰਦੇ ਮਾਲਕਾ ਤੂੰ ਨਾਮ ਉਹਦੀ ਝੋਲੀ 'ਚ ਪਾਉਣਾ ਹੈ ਆਖੋ ਸਤਨਾਮ ਫਿਰ ਸਮਝਿਓ ਫਿਰ ਬੇਨਤੀ ਸਮਝਿਓ ਨਾਮ ਪਰਮਾਤਮਾ ਨੂੰ ਕਹਿੰਦੇ ਨੇ ਨਾਮ ਸੱਚ ਨੂੰ ਕਹਿੰਦੇ ਨੇ ਨਾਮ ਵਾਹਿਗੁਰੂ ਦੀ ਹੋਂਦ ਨੂੰ ਕਹਿੰਦੇ ਨੇ ਜਿਹੜਾ ਬੰਦਾ ਪਹਿਲੇ ਦਿਨ ਤੋਂ ਹੀ ਮੰਨ ਮੰਨ ਲਓ ਸਿੱਖਣ ਲੱਗ ਪਿਆ ਜਿਹੜੇ ਜਿਵੇਂ ਆਪਾਂ ਜਾਇਆ ਆਪਣੇ ਮਨ 'ਚ ਵੀ ਚਲੋ ਅੱਜ ਤੋਂ ਸਟਾਰਟ ਕਰੋ ਪਹਿਲੇ ਦਿਨ ਤੋਂ ਜਿਹੜਾ ਸ਼ੁਰੂ ਕਰ ਲੇਗਾ ਧੁਰੋਂ ਹੀ ਧੁਰ ਤੋਂ ਹੀ ਜਿਹੜਾ ਸ਼ੁਰੂ ਕਰ ਲਿਆ ਜਿੰਨੇ ਪਹਿਲੇ ਦਿਨ ਤੋਂ ਉਹਨੂੰ ਮਿਲ ਜਾਂਦਾ ਜਿਹੜਾ ਪਹਿਲੇ ਦਿਨ ਹੀ ਧੰਦਾ ਬਣਾ ਕੇ ਆਇਆ ਉਹਨੂੰ ਨਹੀਂ ਮਿਲਦਾ ਜਿਹੜਾ ਪਹਿਲੇ ਦਿਨ ਤੋਂ ਧੰਦਾ ਹੀ ਕੀਤਾ ਜਿੰਨੇ ਧਰਮ ਨਹੀਂ ਧੰਦਾ ਕੀਤਾ ਉਹਨੂੰ ਨਹੀਂ ਮਿਲਦਾ ਜਿਹੜਾ ਪਹਿਲੇ ਦਿਨ ਤੋਂ ਹੀ ਤੇਰੇ ਵਾਸਤੇ ਆਇਆ ਸੀ ਸੱਚ ਦਾ ਖੋਜੀ ਬਣ ਕੇ ਆਇਆ ਸੀ ਜਿਹੜਾ ਇੱਛੋ ਕਹੇ ਜਿਹੜਾ ਮੰਗਦਾ ਹੈ ਤੈਨੂੰ ਉਹਨੂੰ ਮਿਲ ਜਾਂਦਾ ਬਾਕੀ ਦੁਨੀਆ ਤੇ ਤੈਨੂੰ ਮੰਗਦੀ ਨਹੀਂ ਬਾਕੀ ਤੇ ਪਦਾਰਥਾਂ ਦੇ ਪਿੱਛੇ ਪਏ ਹੋਏ ਆ ਆ ਦੇ ਦਿਓ ਆ ਦੇ ਦਿਓ ਆ ਦੇ ਦਿਓ ਕਹਿੰਦੇ ਰਾਜਾ ਚਲਿਆ ਗਿਆ ਬਾਹਰਲੇ ਦੇਸ਼ ਨੂੰ ਕਿਸੇ ਨੂੰ ਰਾਣੀਆਂ ਕਹਿੰਦੇ ਉਹਦੀਆਂ 6-7 ਸੀ ਮੈਂ ਕੋਈ ਰਾਜੇ ਰਾਣੀਆਂ ਦੀ ਸਾਖੀ ਨਹੀਂ ਸੁਣਾ ਰਿਹਾ ਮਾਫ ਕਰਨਾ ਮੈਂ ਇੱਕ ਐਗਜ਼ੈਂਪਲ ਦੇ ਰਿਹਾ ਕਿਉਂਕਿ ਰਾਜੇ ਰਾਣੀਆਂ ਵਾਲੀਆਂ ਗੱਲਾਂ ਤੇ ਹੁਣ ਗਈਆਂ ਆਈਆਂ ਨਾ ਗੁਲਤ ਤਾਂ ਗੁਰਮਤ ਦੀ ਸਮਝਣੀ ਆ ਉਹ ਸਾਰੀਆਂ ਰਾਣੀਆਂ ਨੂੰ ਉਹਨੇ ਚਿੱਠੀ ਭੇਜੀ ਕਹਿੰਦੇ ਦੱਸੋ ਕੀ ਚਾਹੀਦਾ ਕੁਝ ਮੰਗੋ ਕਿਸੇ ਰਾਣੀ ਨੇ ਕਿਹਾ ਮੈਨੂੰ ਚੂੜਾ ਲਿਆ ਦੀ ਕਿਸੇ ਨੇ ਕਿਹਾ ਮੈਨੂੰ ਕੰਗਣ ਲਿਆ ਦੀ ਕਿਸੇ ਨੇ ਕਿਹਾ ਮੈਨੂੰ ਲਾਣ ਪਾਣ ਵਾਲਾ ਕੋਈ ਕੱਪੜੇ ਮੰਗਾਵੇ ਕੋਈ ਸਾੜੀ ਮੰਗਾਵੇ ਕੋਈ ਜੁੱਤੀ ਮੰਗਾਵੇ ਕੋਈ ਝਾਂਜਰਾ ਮੰਗਾਵੇ ਸਾਰੀਆਂ ਨੇ ਲਿਖਤਾ ਇੱਕ ਰਾਣੀ ਨੇ ਸੱਸੇ ਨੂੰ ਕੰਨਾ ਸਾ ਪਾਤਾ ਸੱਸੇ ਨੂੰ ਕੰਨਾ ਸਾ ਲਾਲ ਸ਼ਾਹੀ ਦੇ ਨਾਲ ਸੱਸੇ ਨੂੰ ਕੰਨਾ ਲਿਖਤਾ ਸਾ ਚਿੱਠੀਆਂ ਬੰਦ ਕਰਤੀਆਂ ਪਚਾਤੀਆਂ ਉਹਨੇ ਖੋਲੀਆਂ ਇੰਨੇ ਕੀ ਮੰਗਿਆ ਲੈ ਦਿਓ ਇੰਨੇ ਕੀ ਮੰਗਿਆ ਇਹ ਵੀ ਦੇ ਦਿਓ ਇੰਨੇ ਕੀ ਮੰਗਿਆ ਇਹ ਵੀ ਦੇ ਦਿਓ ਸਾਰੀਆਂ ਚੀਜ਼ਾਂ ਖਰੀਦ ਲੀਆਂ ਛੋਟੀ ਰਾਣੀ ਵਾਲਾ ਜਦੋਂ ਉਹ ਚਿੱਠੀ ਕੋਲ ਲਿਖੇ ਸੱਸੇ ਕੰਨਾ ਸਾ ਕਹਿੰਦੇ ਆ ਕੀ ਹੈ ਸਮਝ ਨਹੀਂ ਆਉਂਦੀ ਉਹ ਵਜ਼ੀਰ ਨੂੰ ਬੁਲਾਇਆ ਪੜ ਇਹ ਕੀ ਦਾ ਅਰਥ ਕੀ ਬਣਿਆ ਉਹ ਬੜਾ ਚਿਰ ਸੋਚਦਾ ਰਿਹਾ ਕਿ ਇਹਦਾ ਕੀ ਅਰਥ ਬਣਿਆ ਸੱਸੇ ਨੂੰ ਕੰਨਾ ਸਾ ਇਹ ਕੀ ਮੰਗਿਆ ਉਹ ਫਿਰ ਹੌਲੀ ਹੌਲੀ ਦਿਮਾਗ 'ਚ ਕਹਿੰਦਾ ਸਮਝ ਆ ਗਈ ਕਹਿੰਦੇ ਕੀ ਲਾਲ ਸ਼ਾਹੀ ਨਾਲ ਹੈ ਨਾ ਤੇ ਸੱਸੇ ਨੂੰ ਕੰਨਾ ਦਾ ਅਰਥ ਹੈ ਲਾਲ ਸਾ ਮੈਨੂੰ ਤੇਰੇ ਦਰਸ਼ਨਾਂ ਦੀ ਲਾਲਸਾ ਮੈਨੂੰ ਤੇਰੇ ਮਿਲਣ ਦੀ ਲਾਲਸਾ ਮੈਨੂੰ ਤੇਰੀ ਲਾਲਸਾ ਉਹ ਹੱਥ ਹੋ ਗਈ ਖੁਸ਼ ਹੋ ਗਿਆ ਵੀ ਆਹ ਕਮਾਲ ਦੀ ਗੱਲ ਮੈਨੂੰ ਵੀ ਮੰਗਿਆ ਕਿਸੇ ਨੇ ਬਾਕੀ ਦੇ ਕੋਈ ਝਾਂਜਣਾ ਲਿਆ ਦੇ ਕੋਈ ਜੁੱਤੀ ਲਿਆ ਦੇ ਕੋਈ ਕੱਪੜੇ ਲਿਆ ਦੇ ਇਹਨੇ ਮੈਨੂੰ ਮੰਗਿਆ ਸਾਰਿਆਂ ਦਾ ਸਮਾਨ ਸਾਰਿਆਂ ਦੇ ਘਰਾਂ 'ਚ ਕਮਰਿਆਂ 'ਚ ਬਚਾਤਾ ਰਾਜਾ ਸਿੱਧਾ ਉੱਧਰ ਚਲ ਗਿਆ ਅਗਲੇ ਦਿਨ ਉਹ ਕਹਿੰਦੀ ਆ ਵੀ ਤੂੰ ਸਾਡੇ ਕੋਲ ਆਇਆ ਹੀ ਨਹੀਂ ਕਹਿੰਦੇ ਤੁਸੀਂ ਮੈਨੂੰ ਮੰਗਿਆ ਹੀ ਨਹੀਂ ਜੋ ਜੋ ਤੁਸੀਂ ਮੰਗਿਆ ਉਹ ਤੁਹਾਨੂੰ ਮਿਲ ਗਿਆ ਗੁਰਮਖੋ ਨਾਮ ਉਹਨੂੰ ਹੀ ਮਿਲਣਾ ਨਾ ਜਿਹੜਾ ਨਾਮ ਮੰਗੇਗਾ ਅਸੀਂ ਗੁਰਦੁਆਰੇ ਨਾਮ ਮੰਗਣ ਗਏ ਅਸੀਂ ਤੇ ਪਦਾਰਥਾਂ ਦੇ ਮਗਰ ਪਏ ਆ ਮਿਲ ਜੇ ਆ ਮਿਲ ਜੇ ਐਦੀ ਅਰਦਾਸ ਕਰਾਓ ਐਦੀ ਅਰਦਾਸ ਕਰਾਓ ਤੇ ਜੇ ਆਪਾਂ ਕਹੀਏ ਮਾਲਕ ਜੀ ਤੁਸੀਂ ਆ ਜਾਓ ਤੇ ਜਿੱਥੇ ਉਹ ਆ ਗਿਆ ਉੱਥੇ ਹੀ ਉਹਦੀਆਂ ਸਾਰੀਆਂ ਦਾਤਾਂ ਆ ਜਾਣੀਆਂ ਜਿੱਥੇ ਪਰਮਾਤਮਾ ਹੈ ਉੱਥੇ ਹੀ ਉਹਦੀਆਂ ਦਾਤਾਂ ਨੇ ਅਸੀਂ ਕਹਿੰਦੇ ਦਾਤਾਂ ਚਾਹੀਦੀਆਂ ਨੇ ਦਾਤੇ ਦੀ ਲੋੜ ਨਹੀਂ ਦਾਤ ਪਿਆਰੀ ਵਿਸਰਿਆ ਦਾਤਾਰ ਪਰ ਜੇ ਆਪਾਂ ਅੰਦਰੋਂ ਮੰਗੀਏ ਮਾਲਕ ਸੱਚੇ ਪਾਤਸ਼ਾਹ ਵਾਹਿਗੁਰੂ ਸਾਨੂੰ ਤੇਰੀ ਲੋੜ ਹੈ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਬਸ ਸਾਡਾ ਮਨ ਤੇਰੇ ਮਨ ਤੇਰੇ ਨਾਮ ਵਿੱਚ ਰੰਗਿਆ ਜਾਵੇ ਮੇਰੇ ਅੰਦਰ ਪਿਆਸ ਲੱਗੀ ਰਵੇ ਭੁੱਖ ਲੱਗੀ ਰਵੇ ਤੜਪ ਬਣੀ ਰਵੇ ਤੇਰੇ ਨਾਲ ਮੇਰਾ ਪਿਆਰ ਪੈ ਜਾਵੇ ਇਹ ਮੰਗੋ ਸੋ ਇਸ ਕਰਕੇ ਜ਼ਿੰਦਗੀ 'ਚ ਗੁਣ ਧਾਰਨ ਕਰੀਏ ਅਕਲ ਵਾਲੇ ਹੋਈਏ ਸਤਿਗੁਰਾਂ ਤੋਂ ਸਮਝੀਏ ਮਨ ਦਾ ਕਮਲਪੁਣਾ ਛੱਡੀਏ ਅਕਲ ਲਈਏ ਅਕਲ ਨਹੀਂ ਤੇ ਸਾਰੀ ਜ਼ਿੰਦਗੀ ਇਦਾਂ ਹੀ ਲੰਘ ਜਾਣੀ ਹੈ ਤੁਸੀਂ ਇਸੇ ਪਿੰਡ 'ਚ ਰਹੋ ਪਰ ਸੁਰਤ ਕਰਕੇ ਬਹੁਤ ਉੱਚੀਆਂ ਉਡਾਰੀਆਂ ਮਾਰੋ ਜਿਹੜੇ ਅਮਰੀਕਾ ਵਾਲੇ ਵੀ ਨਹੀਂ ਮਾਰ ਸਕਦੇ ਆਖੋ ਸਤਨਾਮ ਵਾਹਿਗੁਰੂ ਅਮਰੀਕਾ ਵਾਲੇ ਵੀ ਨਹੀਂ ਮਾਰ ਸਕਦੇ ਉਡਾਰੀਆਂ ਜੇ ਅਕਲ ਲੈ ਲਈਏ ਸੁਰਤ ਕਰਕੇ ਜਿੱਥੇ ਮਰਜੀ ਜਾਓ ਕਬੀਰ ਜਹਦਾਰ ਆਪਤ ਜਾਤੇ ਹੋ ਹਟਕੈ ਨਾਹੀ ਕੋਏ ਸੋਦਰ ਕੈਸੇ ਛੋਡੀਏ ਜੋਦਰ ਐਸਾ ਹੋਏ ਇੱਥੇ ਹੀ ਰਹਿ ਕੇ ਸੁਰਤ ਦੀ ਉਡਾਰੀ ਮਾਰ ਸਰੀਰ ਇੱਥੇ ਹੀ ਰਹਿਣ ਦੇ ਸੁਰਤ ਦੀ ਉਡਾਰੀ ਮਾਰ ਜੋ ਸਾਰਿਆਂ ਨੂੰ ਨਹੀਂ ਮਿਲਦੀ ਗੁਰੂ ਸਾਹਿਬ ਤੋਂ ਅਕਲ ਲੈ ਕੇ ਸੁਰਤ ਡਿਵੈਲਪ ਕਰ ਮਾਈਂਡ ਡਿਵੈਲਪ ਕਰ ਮਨ ਨੂੰ ਵਿਕਸਿਤ ਕਰੋ ਸਮਝ ਸਮਝ ਕੇ ਉਹ ਬੁਝਾਰਤ ਨੂੰ ਬੁੱਝੋ ਅਕਲ ਲੈ ਕੇ ਬੁੱਝੋ ਉਹ ਜਦੋਂ ਬੁੱਝਣ ਲੱਗ ਜਾਗੇ ਜਿਸ ਆਪ ਬੁਝਾਏ ਸੋ ਸੀ ਉਹ ਬੁਝਾਏਗਾ ਕਿਰਪਾ ਕਰੇਗਾ ਸਮਝ ਆ ਜਾਏਗੀ ਅਕਲ ਆ ਜਾਏਗੀ ਤੇ ਜਿੱਦਣ ਤੇਰੇ ਸਮਝ ਚ ਆ ਗਈ ਤੇ ਹੁਣ ਮਾਫ ਕਰਨਾ ਵੇਖੋ ਜਿਵੇਂ ਹੁਣ ਮੰਨ ਲਓ ਗੁਰਬਾਣੀ ਦਾ ਗਿਆਨ ਜੇ ਅੱਜ ਇੱਥੇ ਕਥਾਵਾਚਕ ਨੇ ਕਥਾ ਸਿੱਖ ਲਈ ਗੁਰਬਾਣੀ ਤੋਂ ਅਕਲ ਲਈ ਉਹਨੂੰ ਕਥਾ ਕਰਨ ਦਾ ਢੰਗ ਆ ਗਿਆ ਤੇ ਅਮਰੀਕਾ 'ਚ ਜਾ ਕੇ ਤੇ ਨਹੀਂ ਉਹਨਾਂ ਨੂੰ ਸਮਝ ਆ ਗਈ ਅਮਰੀਕਾ ਵਾਲੇ ਵੀ ਉਹਨੂੰ ਕਹਿਣਗੇ ਭਾਈ ਸਾਹਿਬ ਜੀ ਸਾਡੇ ਕੋਲ ਵੀ ਟਾਈਮ ਦਿਓ ਸਾਨੂੰ ਵੀ ਆ ਕੇ ਕਥਾ ਸੁਣਾਓ ਸਾਨੂੰ ਵੀ ਅਗਲ ਆਵੇ ਸਾਨੂੰ ਵੀ ਪਤਾ ਲੱਗੇ ਤੇ ਉਹ ਕਥਾਵਾਚਕ ਪਿੰਡ ਦਾ ਹੀ ਰਹਿਣ ਵਾਲਾ ਹੈ ਪਿੰਡ ਦਾ ਹੀ ਰਹਿਣ ਵਾਲਾ ਹੁਣ ਮੰਨ ਲਓ ਤੁਹਾਡੇ ਪਿੰਡ ਦਾ ਕੋਈ ਬੱਚਾ ਮੈਨੂੰ ਕਵੇ ਵੀ ਅਸੀਂ ਤੁਹਾਡੇ ਉੱਥੇ ਕਾਲਜ ਵਿੱਚ ਐਡਮਿਸ਼ਨ ਲੈ ਕੇ ਅਸੀਂ ਜੀ ਗੁਰਮਤ ਦੀ ਪੜ੍ਹਾਈ ਪੜ੍ਹਨੀ ਹੈ ਤੇ ਉਹ ਗੁਰਮਤ ਦੀ ਪੜ੍ਹਾਈ ਪੜ੍ਹ ਗਿਆ ਉਹ ਇਕੱਲੇ ਹੀ ਗੱਲਾਂ ਵੱਖਰੀਆਂ ਕਰੇਗਾ ਸਾਰੇ ਪਿੰਡ ਨਾਲ ਸਾਰਾ ਪਿੰਡ ਹੋਰ ਤਰ੍ਹਾਂ ਦੀਆਂ ਗੱਲਾਂ ਕਰੂ ਉਹ ਇਕੱਲੇ ਹੀ ਹੋਰ ਤਰ੍ਹਾਂ ਦੀਆਂ ਕਰੇਗਾ ਤੇ ਡਿਵੈਲਪ ਹੋ ਹੀ ਗਿਆ ਜਿੱਦਣ ਅਕਲ ਆ ਗਈ ਬੈਕਵਰਡ ਨਹੀਂ ਰਿਹਾ ਉਹ ਜੇ ਆਪਾਂ ਕਿ ਸਾਡਾ ਪਿੰਡ ਬੈਕਵਰਡ ਹੈ ਸਾਡਾ ਇਲਾਕਾ ਜੀ ਬਹੁਤ ਪਿੱਛੇ ਇਹ ਸਾਡਾ ਇਲਾਕਾ ਬਹੁਤ ਪਿੱਛੇ ਹੈ ਜੀ ਇਹ ਬਹੁਤ ਅਸੀਂ ਬੈਕਵਰਡ ਦੇ ਲੋਕ ਆ ਇਹ ਨਹੀਂ ਬੈਕਵਰਡ ਹੋਵੇ ਤੇ ਉਹ ਵੀ ਫਿਰ ਬੈਕਵਰਡ ਹੋ ਸਕਦਾ ਉਹ ਤੇ ਕਿਤੇ ਦੀ ਕਿਤੇ ਉਹ ਤੇ ਅਮਰੀਕਾ ਜਾਂਦਾ ਕਥਾ ਕਰਨ ਉਹਨੂੰ ਦੇ ਲੋਕੀ ਕੈਨੇਡਾ ਵੀ ਸੱਦਦੇ ਨੇ ਵੀ ਸਾਨੂੰ ਸੁਣਾ ਕੇ ਅਲਾਕਾ ਨਹੀਂ ਬਸ ਆਪ ਹੀ ਅੱਗੇ ਲੰਘਣਾ ਪੈਣਾ ਹੈ ਆਖੋ ਸਤਨਾਮ ਸ੍ਰੀ ਵਾਹਿਗੁਰੂ ਤੇ ਜਿਹੜਾ ਆਪ ਅੱਗੇ ਲੱਗੇਗਾ ਉਹ ਇਲਾਕੇ ਨੂੰ ਵੀ ਲਾ ਸਕਦਾ ਜੇ ਬੰਦਾ ਆਪ ਹੀ ਅੱਗੇ ਨਹੀਂ ਤੁਰਨਾ ਚਾਹੁੰਦਾ ਕਾਨ ਸਿੰਘ ਨਾਭਾ ਸਾਡੇ ਸਾਡੇ ਨਾਭੇ ਦੇ ਹੀ ਸੀ ਨਾਭੇ 'ਚ ਤੇ ਲੱਖਾਂ ਹੀ ਲੋਕ ਰਹਿੰਦੇ ਨੇ ਕਾਨ ਸਿੰਘ ਨਹੀਂ ਬਣ ਸਕਦਾ ਉਹ ਉਹ ਸਮਝ ਲਈ ਖੋਜੀ ਬਣੇ ਟਾਈਮ ਕੱਢਿਆ ਤਾਸ਼ਾਂ ਨਹੀਂ ਖੇਡੀਆਂ ਸਾਰਾ ਦਿਨ ਬਹਿ ਕੇ ਵੀ ਤਾਸ਼ ਕੁੱਟੀ ਚੱਲੋ ਸਾਰਾ ਦਿਨ ਤੇ ਸਾਡੇ ਤੇ ਤਾਸ਼ਾ ਖੇਡਣ ਵਾਲੇ 3 ਵਜੇ ਆਏ ਆਉਣਗੇ ਘਰ ਨੂੰ ਜਿਵੇਂ 3 ਵਜੇ ਨਾ ਲੰਚ ਟਾਈਮ ਹੋਇਆ ਇਹਨਾਂ ਦਾ ਵੀ ਆ ਰਹੇ ਨੇ ਚਾਹ ਤਿਆਰ ਕਰੋ ਰੋਟੀ ਪਾਣੀ ਤਿਆਰ ਕਰੋ 3 ਵਜੇ ਚਾਹ ਤੇ ਵਾਲੀ ਚਾਹ ਪੀ ਕੇ ਫਿਰ ਉਹ ਬਾਪੂ ਜੀ ਚਲੇ ਗਏ ਤਾਸ਼ ਖੇਡਣ ਫਿਰ ਆਵਾਂਗੇ ਹੁਣ 6 ਵਜੇ ਘਰ ਨੂੰ ਇਦਾਂ ਹੋਊ ਡਵੈਲਪ ਭਾਈ ਇਹਦੇ ਜਿਹੜਾ ਬੰਦਾ ਕੁਰਬਾਨੀ ਪੜੇ ਖੋਜੇ ਸਮਝੇ ਟਾਈਮ ਕੱਢੇ ਉਹ ਆਪੇ ਡਿਵੈਲਪ ਹੋ ਗਿਆ ਉਹ ਕਿਵੇਂ ਪਿੱਛੇ ਰਹਿ ਗਿਆ ਉਹ ਅੱਗੇ ਲੱਗ ਗਿਆ ਉਹਨੂੰ ਸਭ ਸਮਝ ਪੈ ਗਈ ਜ਼ਿੰਦਗੀ ਦੀ ਹਰ ਮੁਸ਼ਕਲ ਅਕਲ ਨਾਲ ਹੱਲ ਕਰ ਸਕਦਾ ਅਕਲ ਹੀ ਇੰਨੀ ਹੈ ਕਿ ਹਰ ਮੁਸ਼ਕਲ ਅਕਲ ਨਾਲ ਹੱਲ ਕਰ ਸਕਦਾ ਕਹਿੰਦੇ ਘਰ ਵਾਲੀ ਬੇਅਕਲ ਆ ਗਈ ਫਿਰ ਤੂੰ ਉਦੋਂ ਬੇਅਕਲ ਆ ਗਿਆ ਉਹ ਤੇਰੇ ਵੇਲਣਾ ਮਾਰਦੀ ਏ ਤੂੰ ਉਹਦੇ ਡੰਡਾ ਮਾਰਦਾ ਹੈ ਬਸ ਦੋਵੇਂ ਇੱਕੋ ਜਿਹੇ ਰਲ ਗਏ ਫਿਰ ਕਹਿੰਦੇ ਚਲੋ ਚੱਲੀਏ ਤਲਾਕ ਚਾਹੀਦਾ ਨਿਆਣੇ ਵੰਡ ਲੋ ਅੱਡ ਅੱਡ ਹੋ ਜੋ ਬੇਬੇ ਬਾਪੂ ਵੰਡ ਲੋ ਨਿਆਣੇ ਵੰਡ ਲੋ ਘਰ ਵੰਡ ਲੋ ਮਾਫ ਕਰਨਾ ਇਹ ਸਾਰਾ ਕੁਝ ਘੱਟ ਅਕਲ ਕਰਕੇ ਜਦੋਂ ਕੁਰਬਾਨੀ ਦਾ ਪਤਾ ਲੱਗੇ ਸਮਝ ਪਵੇ ਅਕਲ ਆ ਜੇ ਜਿਉਣ ਦਾ ਚੱਜ ਆ ਜੇ ਫਿਰ ਬੰਦਾ ਹਰ ਸਿਚੁਏਸ਼ਨ ਵਿੱਚ ਹਰ ਜਿਹੋ ਜੇ ਮਰਜ਼ੀ ਹਾਲਾਤ ਆ ਜਾਣ ਉਹਨਾਂ ਦਾ ਸਾਹਮਣਾ ਕਰ ਸਕਦਾ ਅਕਲ ਵਾਲਾ ਕਰ ਸਕਦਾ ਅਕਲ ਮਤਲਬ ਗਿਆਨ ਗਿਆਨ ਮਤਲਬ ਗੁਰੂ ਜਿਹੜਾ ਗੁਰੂ ਵਾਲਾ ਹੈ ਗੁਰੂ ਵਾਲਾ ਹੈ ਜਿਹੜਾ ਸਮਝਦਾਰ ਹੈ ਗੁਰੂ ਤੇ ਹੈ ਹੀ ਸਮਝਣ ਦਾ ਵਿਸ਼ਾ ਜਿਹਨੂੰ ਸਮਝ ਆ ਗਈ ਉਹਨੂੰ ਹਰ ਜ਼ਿੰਦਗੀ ਦੀ ਮੁਸ਼ਕਲ ਦੀ ਸਮਝ ਆ ਜਾਂਦੀ ਹੈ ਜਿਹਨੂੰ ਸਮਝ ਆ ਜੇ ਨਾ ਸਮਝ ਆ ਗਈ ਜਿਹਨੂੰ ਪਰਮਾਤਮਾ ਦੀ ਗੁਰਬਾਣੀ ਦੀ ਜਿਹਨੂੰ ਗੁਰਬਾਣੀ ਦੀ ਸਮਝ ਆ ਗਈ ਉਹਨੂੰ ਪਰਮਾਤਮਾ ਦੀ ਆ ਗਈ ਜਿਹਨੂੰ ਪਰਮਾਤਮਾ ਦੀ ਸਮਝ ਆ ਗਈ ਉਹਨੂੰ ਇਹ ਵੀ ਸਮਝ ਆ ਜਾਂਦੀ ਹੈ ਵੀ ਹੁਣ ਮੈਨੂੰ ਗੁੱਸਾ ਚੜ ਰਿਹਾ ਹੈ ਮੈਂ ਕੰਟਰੋਲ ਕਿਵੇਂ ਕਰਾਂ ਹੁਣ ਸਮਝਿਆ ਹੋਇਆ ਬੰਦਾ ਇਦਾਂ ਸੋਚਦਾ ਵੀ ਮੇਰੇ ਅੰਦਰ ਹੁਣ ਵਾਸ਼ਨਾ ਪ੍ਰਗਟ ਹੋ ਰਹੀ ਹੈ ਵਾਸ਼ਨਾ ਨੂੰ ਵੀ ਸਮਝ ਜਾਂਦਾ ਕਾਮ ਦੀ ਸਮਝ ਆ ਗਈ ਕ੍ਰੋਧ ਦੀ ਇਹ ਵਿਸ਼ਾ ਵੈਸੇ ਵੱਖਰਾ ਜਿਹਾ ਹੈ ਜਦੋਂ ਤੁਸੀਂ ਕਾਮ ਨੂੰ ਸਮਝੋਗੇ ਖਤਮ ਹੋ ਜਾਏਗਾ ਗੁੱਸੇ ਨੂੰ ਸਮਝਣ ਲੱਗ ਜਾਓ ਜਦੋਂ ਤੁਸੀਂ ਗੁੱਸੇ ਨੂੰ ਸਮਝਣ ਲੱਗ ਗਏ ਵੀ ਹੁਣ ਮੈਨੂੰ ਗੁੱਸਾ ਚੜ ਰਿਹਾ ਹੈ ਤੁਸੀਂ ਗੁੱਸੇ ਨੂੰ ਸਮਝਣ ਵੇਖਣ ਲੱਗੋ ਮਾੜਾ ਜਿਹਾ ਵੀ ਗੁੱਸਾ ਆ ਰਿਹਾ ਹੈ ਵੇਖਣ ਲੱਗੋ ਨਾਲ ਦੀ ਨਾਲ ਖਤਮ ਹੋ ਕਿਉਂਕਿ ਔਗਣਨ ਤੇ ਕੋਈ ਵੀ ਨਹੀਂ ਬੰਦਾ ਪਸੰਦ ਕਰਦਾ ਉਹਨੂੰ ਪਤਾ ਨਹੀਂ ਲੱਗਦਾ ਸਾਨੂੰ ਕਦੋਂ ਸਿਰ ਤੇ ਚੜ ਜਾਂਦਾ ਵੇਖ ਨਹੀਂ ਸਕਦੇ ਅਸੀਂ ਇਹਨੂੰ ਦ੍ਰਸ਼ਟਾ ਕਹਿੰਦੇ ਨੇ ਇਹਨੂੰ ਵੇਖਣਾ ਵਿਟਨੈਸ ਬਣ ਜਾਣਾ ਗਵਾਹ ਬਣ ਜਾਣਾ ਵੇਖਣਾ ਬਿਕ ਕਾਮ ਐਦਾਂ ਮੇਰੇ ਸਰੀਰ ਤੇ ਹਾਵੀ ਹੁੰਦਾ ਹੈ ਆ ਕ੍ਰੋਧ ਹਾਵੀ ਹੋ ਗਿਆ ਆ ਅੱਜ ਮੇਰਾ ਮਨ ਨਾ ਇਹ ਲੋਭ ਹੈ ਮੇਰੇ ਅੰਦਰ ਜਿਹੜਾ ਮੈਂ ਕਹਿੰਦਾ ਵੀ ਮੇਰਾ ਹੀ ਬਣੇ ਦੂਜੇ ਦਾ ਨਾ ਬਣੇ ਭਰਾ ਦੀ ਫਸਲ ਮਰਦੀ ਹੈ ਮਰ ਜੇ ਮੇਰੇ ਇਹ ਲੋਭ ਲੋਭ ਆ ਰਿਹਾ ਇਹਦਾ ਮਤਲਬ ਮੇਰੇ ਅੰਦਰ ਤੁਸੀਂ ਲੋਭ ਨੂੰ ਵੇਖੋ ਸਹੀ ਬਸ ਪਤਾ ਲੱਗ ਜੇ ਵੀ ਲੋਭ ਆ ਰਿਹਾ ਇਹ ਲੋਭ ਹੈ ਮੇਰੇ ਸਿਰ ਤੇ ਚੜਦਾ ਨਾਲ ਦੀ ਨਾਲ ਹੀ ਲੈ ਜਾਏਗਾ ਵੇਖਣ ਲੱਗ ਜਾ ਅਕਲ ਆਏ ਤਾਂ ਕਰਕੇ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਂ ਅਕਲੀ ਪੜ ਕੇ ਬੁੱਝੀਏ ਅਕਲੀ ਕੀ ਹੈ ਦਾਨ ਅਕਲ ਲੈਣਾ ਸਮਝ ਲੈਣਾ ਤਾਂ ਕਰਕੇ ਭਾਈ ਗੁਰਬਾਣੀ ਤੋਂ ਸੇਧ ਲੈ ਕੇ ਆਪਾਂ ਆਪਣਾ ਜੀਵਨ ਬਣਾਈਏ ਅਸਲੀ ਹੁਲਾਰਾ ਜਿਹੜਾ ਅੰਦਰਲਾ ਨਾ ਅੰਦਰਲਾ ਹੁਲਾਰਾ ਫਿਰ ਮਿਲੇ ਨਾਹਿਨ ਨਦਰਬ ਨ ਜੋਬਨ ਮਾਤੀ ਮੋਹੇ ਅਨਾਥ ਕੀ ਕਰ ਹੋ ਅਨਾਥ ਹੀ ਅੰਦਰੋਂ ਦੇ ਬਾਹਰੋਂ ਮਾਤਾ ਪਿਤਾ ਵਾਲਿਆਂ ਪਰ ਮਹਾਰਾਜ ਅੰਦਰੋਂ ਤੇ ਨਾ ਜਿਵੇਂ ਨਿਆਣਾ ਅਨਾਥ ਬੱਚਾ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ ਅੰਦਰੋਂ ਤੇ ਅਸੀਂ ਅਨਾਥਾਂ ਵਾਂਗੂ ਹੀ ਭਟਕਦੇ ਜਿਵੇਂ ਕੋਈ ਨਹੀਂ ਸਾਡਾ ਅਨਾਥ ਹੀ ਆ ਮੋਹੇ ਅਨਾਥ ਕੀ ਕਰੋ ਸਮਾਈ ਮੇਰ ਕਰੋ ਸਾਨੂੰ ਸਾਡੇ ਤੇ ਭਟਕਦਿਆਂ ਹੋਇਆਂ ਨੂੰ ਸਾਨੂੰ ਅਕਲ ਦੇ ਦਿਓ ਜਿਉਣ ਦਾ ਚੱਜ ਆ ਜੇ ਬਸ ਇਹ ਸਾਡੇ ਤੇ ਕਿਰਪਾ ਲੰਘਿਆ ਵੇਲਾ ਮੁੜ ਕੇ ਹੱਥ ਨਹੀਂ ਆਉਂਦਾ ਭਾਈ ਗੁਣ ਨਾ ਗਵਾਚਣ ਦਿਓ ਜ਼ਿੰਦਗੀ ਚੋਂ ਗੁਣਾ ਦਾ ਚਲੇ ਜਾਣਾ ਸੱਜਣਾ ਦਾ ਚਲੇ ਜਾਣਾ ਆਪਾਂ ਪੜ੍ਹਦੇ ਆ ਨਾ ਵੇਖੋ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਜਾਏ ਸੁੱਤੇ ਜੀ ਰਾਣ ਹੰਪੀ ਵੰਨਾ ਡੂਮਣੀ ਰੋਵਾਂ ਰੋਵਾਂਗੇ ਜੇ ਜ਼ਿੰਦਗੀ ਚੋਂ ਗੁਣ ਚਲੇ ਗਏ ਸੱਜਣ ਗਏ ਨੇ ਸੱਜਣੇ ਨਹੀਂ ਮਰ ਗਿਆ ਕੋਈ ਆਪਾਂ ਵੀ ਕਹੀਏ ਵੀ ਇਹ ਜਿਹੜਾ ਸ਼ਬਦ ਹੈ ਨਾ ਆਪਾਂ ਉਦੋਂ ਸਮਝਾਂਗੇ ਜਦੋਂ ਕੋਈ ਮਰੇਗਾ ਉਦੋਂ ਫਿਰ ਗਾਵਾਂਗੇ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀ ਰਾਣ ਉਹ ਮੜੀਆਂ 'ਚ ਪਏ ਨੇ ਮਰ ਗਏ ਸੜ ਗਏ ਉਹਨਾਂ ਚਿਰ ਵੀ ਸੱਜਣ ਕੋਈ ਮਰਦਾ ਹੈ ਤੇ ਉਦੋਂ ਹੀ ਜ਼ਿੰਦਗੀ 'ਚ ਗੁਨਾਹ ਦਾ ਮਰ ਜਾਣਾ ਸੱਜਣਾ ਦਾ ਮਰਨਾ ਹੈ ਗੁਣਾ ਨੂੰ ਸੱਜਣ ਕਹਿੰਦੇ ਨੇ ਸੱਜਣ ਸਈ ਨਾਲ ਮੈਂ ਚੱਲਦਿਆਂ ਨਾਲ ਚਲਨ ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਤੇ ਸੰ ਹੁਣ ਇਹ ਸ਼ਬਦ ਵਿੱਚ ਜਿਹੜਾ ਹੁੰਦਾ ਹੈ ਸੱਜਣ ਮੇਰੇ ਰੰਗਲੇ ਜਾਏ ਸੁੱਤੇ ਜੀਰਾਣ ਹੰਪੀ ਵੰਨਾ ਡੋਮਣੀ ਰੋਵਾਂ ਝੀਣੀ ਬਾਣ ਲਾਸਟ ਪੰਕਤੀ ਦੇ ਵਿੱਚ ਆਉਂਦਾ ਹੈ ਨਾਨਕ ਸੁੱਤੀ ਪਈ ਹੈ ਜਾਨ ਵਰਤੀ ਸਨ ਗੁਣਾ ਗਵਾਈ ਅਵਗੁਣ ਚੱਲੀ ਕੀ ਗਵਾਚਾ ਹੈ ਗੁਣਾ ਦੀ ਗਠੜੀ ਗੱਲ ਕਾਦੀ ਚੱਲ ਰਹੀ ਹੈ ਸੱਜਣਾ ਦੀ ਤੇ ਸੱਜਣ ਫਿਰ ਕੀ ਹੋਏ ਗੁਣ ਜ਼ਿੰਦਗੀ ਚੋਂ ਗੁਣਾ ਦਾ ਚਲੇ ਜਾਣਾ ਸੱਜਣਾ ਦਾ ਚਲੇ ਜਾਣਾ ਜਿਹੜੇ ਬੰਦੇ ਦੀ ਜ਼ਿੰਦਗੀ ਚੋਂ ਗੁਣ ਸੜ ਗਏ ਉਹਦੀ ਜ਼ਿੰਦਗੀ ਚੋਂ ਸੱਜਣ ਚਲੇ ਗਏ ਸੱਜਣ ਗੁਣ ਹੁੰਦੇ ਨੇ ਆ ਬਾਹਰਲੀ ਆ ਮੇਰਾ ਫਲਾਣਾ ਸੱਜਣ ਹੈ ਜੀ ਬੜਾ ਆ ਮੇਰਾ ਸੱਜਣ ਹੈ ਇਹ ਸੱਜਣ ਨਹੀਂ ਹੁੰਦੇ ਗੁਣ ਸੱਜਣ ਇੱਥੇ ਤੇ ਸੱਜਣ ਨਹੀਂ ਸੱਜਣ ਨੇ ਜਿੰਨੇ ਮਰਜ਼ੀ ਬਣਾ ਲਾਇਆ ਆਖੋ ਸਤਨਾਮ ਵਾਹਿਗੁਰੂ ਗੁਣੀ ਗੁਣ ਨੇ ਗੁਰੂ ਗ੍ਰੰਥ ਸਾਹਿਬ ਗੁਣਾ ਦਾ ਹੀ ਖਜ਼ਾਨਾ ਹੈ ਸੱਜਣ ਨਹੀਂ ਸੱਜਣ ਨੇ ਸਾਰੇ ਜਿੰਨੇ ਮਰਜ਼ੀ ਸਿੱਖ ਲੋ ਬਣਾਓ ਜਿੰਨਿਆਂ ਨਾਲ ਮਰਜ਼ੀ ਨਿਭਾ ਲੋ ਪਿਆਰ ਕਰੋ ਮਨ ਦੇ ਬਚਨਾਂ ਨਾਲ ਇਹ ਵਿਸ਼ੇ ਤੇ ਕੱਲ ਨੂੰ ਗੱਲ ਕਰਾਂਗੇ ਸੋ ਇਹ ਸੱਜਣ ਨੇ ਜਿਹੜੇ ਅਸਲੀ ਇਹਨਾਂ ਨੂੰ ਆਪਣੇ ਜੀਵਨ ਵਿੱਚ ਲਿਆਓ ਇਹਨਾਂ ਨਾਲ ਪਿਆਰ ਕਰੋ ਗੁਣਾ ਨਾਲ ਪਿਆਰ ਕਰੋ ਤੇ ਗੁਣਾ ਬਿਨਾ ਜੀਵਨ ਖਾਲੀ ਹੈ ਅਧੂਰਾ ਹੈ ਆਪਣੇ ਔਗਣ ਵੇਖੀਏ ਦੂਸਰੇ ਦੇ ਗੁਣ ਸੋ ਕਬੀਰ ਸਭ ਤੇ ਲੋ ਆਓ ਬੋਲ ਕੇ ਪੜੋ ਕਬੀਰ ਸਭ ਤੇ ਹਮ ਬੁਰੇ ਆਪਸਾ ਸਚ ਕੋਲੋ ਸਭ ਕੋਏ ਵੀ ਸਭ ਤੇ ਹਮ ਬੁਰੇ ਲੋ ਆਪ ਤਰ ਪਰੋ ਸਭ ਕੋਏ ਵੀਰ ਸਭ ਤੇ ਹਮ ਬੁਰੇ ਹਮ ਤਜ ਕਲੋ ਸਭ ਕੋਏ ਸਭ ਕਰਵੇ ਪੜੋ ਪੜੋ ਹਮ ਬੁਰੇ ਕੱਪੜੇ ਵਾਲੇ ਕਿੰਨਾਂ ਨੂੰ ਕਹਿੰਦੇ ਨੇ ਭਾਗ ਠੜੇ ਹਰ ਸੰਤ ਤੁਮਾਰੇ ਜਿਨ ਘਰ ਧਨ ਹਰ ਨਾਮ ਪਰਵਾਨ ਗਣੀ ਸਹੀ ਇਹ ਆਏ ਸਫਲ ਦਿਨਾਂ ਕੇ ਕੰਮ ਉਹਨਾਂ ਦਾ ਆਉਣਾ ਪਰਵਾਨ ਹੈ ਕਿਉਂਕਿ ਗੁਣੀ ਨੇ ਜ਼ਿੰਦਗੀ 'ਚ ਗੁਣ ਨੇ ਅਕਲ ਸਮਝ ਇਸ ਕਰਕੇ ਭਾਈ ਗੁਣਾ ਵਾਲਾ ਹੀ ਗੁਣ ਦੇ ਸਕਦਾ ਹੈ ਔਗਣਾ ਦਾ ਭਰਿਆ ਕੀ ਗੁਣ ਦਊ ਗੁਣਾ ਦਾ ਖਜ਼ਾਨਾ ਜਿੱਥੇ ਉੱਥੋਂ ਹੀ ਗੁਣ ਮਿਲਣੇ ਨੇ ਤੇ ਗੁਣਾ ਦਾ ਖਜ਼ਾਨਾ ਕਿਹੜਾ ਸ਼ੁਰੂ ਜੀ ਸ਼ੁਰੂ ਹੀ ਇੱਥੋਂ ਕਿਤੇ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੇ ਗਹੀਰਾ ਗੁਣਾ ਦਾ ਸਾਗਰ ਹੈ ਗਹੀਰ ਸਾਗਰ ਗੁਣਾ ਦਾ ਸਾਗਰ ਹੈ ਤੂੰ ਠਾਕਰੋ ਬੈਰਾਗਰੋ ਮੈਂ ਜੇਹੀ ਘਣ ਤੇਰੀ RAM ਤੂੰ ਸਾਗਰੋ ਰਤਨਾਗਰੋ ਹੌਸਾਰ ਨਾ ਜਾਣਾ ਤੇਰੇ ਚ ਇੰਨੇ ਗੁਣ ਨੇ ਮੈਂ ਤੇ ਜਾਣ ਹੀ ਨਹੀਂ ਸਕਦਾ ਤੇ ਥੋੜੇ ਜਿਹਾ ਕਿਰਪਾ ਕਰ ਸਾਨੂੰ ਵੀ ਅਕਲ ਆ ਜਾਏ ਸਮਝ ਆ ਜਾਏ ਆਓ ਭਾਈ ਸਤਿਗੁਰੂ ਜੀ ਤੋਂ ਸੇਧ ਲੈ ਕੇ ਆਪਣਾ ਜੀਵਨ ਬਣਾਉਣਾ ਹੈ ਗੁਰਬਾਣੀ ਪੜ੍ਹਨੀ ਸੁਣਨੀ ਸਮਝਣੀ ਹੈ ਧਿਆਨ ਨਾਲ ਸੁਣਨ ਨੂੰ ਹੀ ਤੀਰਤ ਦਾ ਇਸ਼ਨਾਨ ਕਹਿੰਦੇ ਨੇ ਅੱਜ ਆਪਾਂ ਤੀਰਤ ਦਾ ਇਸ਼ਨਾਨ ਕੀਤਾ ਹੈ ਜਿਹੜੇ ਸੁਣ ਕੇ ਪੱਲੇ ਬੰਨ ਲੈਣਗੇ ਉਹਨਾਂ ਦੇ ਮਨ ਦੀ ਮੈਲ ਲੈ ਜਾਣੀ ਜਿਹਦੇ ਮਨ ਚ ਆਇਆ ਵੀ ਹਾਂ ਠੀਕ ਹੈ ਮਨ ਚ ਚੱਲ ਰਿਹਾ ਹੈ ਬਦਲਣਾ ਚਾਹੀਦਾ ਹੈ ਉਗਲ ਗਈ ਹੁਣ ਇਹਨੂੰ ਬਾਹਰ ਕੱਢੋ ਜੇ ਨਾਪ ਚੰਗੀ ਤਰ੍ਹਾਂ ਸਾਫ਼ ਕੀਤਾ ਇਹਨੇ ਫੇਰ ਵਿੱਚ ਵੜ ਜਾਣਾ ਫਿਰ ਸੁੱਕ ਜੂ ਨਾਲ ਹੀ ਆ ਜਿੰਨਾ ਕ ਬਾਹਰ ਨੂੰ ਆਇਆ ਇਹਨੂੰ ਬਾਹਰ ਕੱਢੋ ਹੁਣ ਇਹ ਨਾ ਹੋਵੇ ਵੀ ਆਪਾਂ ਘਰ ਜਾਈਏ ਤੇ ਫੇਰ ਉਹ ਵਿੱਚ ਹੀ ਵਿੱਚ ਹੀ ਫੇਰ ਜਲਦੇ ਸਾਰੇ ਹੁਣ ਬਦਲ ਜੀਦਾ ਹੁੰਦਾ ਜੀਵਨ ਬਦਲੀਦਾ ਕੱਲ ਨੂੰ ਆਪਾਂ ਕੋਈ ਨਾਲ ਇਤਿਹਾਸ ਵੀ ਵਿਚਾਰਾਂਗੇ ਕਿਉਂਕਿ ਅੱਜ ਗੱਲ ਚੱਲੋ ਇਦਾਂ ਹੀ ਚੱਲਦੀ ਰਹੀ ਵੇਖੋ ਜੀ ਸਮਝਣਾ ਹੈ ਬਸ ਗੁਰੂ ਸਾਹਿਬ ਦੇ ਬਚਨਾਂ ਨੂੰ ਕਈ ਨਾ ਵਿੱਚ ਇਦਾਂ ਦੇ ਹੁੰਦੇ ਨੇ ਯਾਰ ਕੋਈ ਇਤਿਹਾਸ ਤੇ ਸੁਣਾਇਆ ਨਹੀਂ ਕੋਈ ਗੱਲ ਇੱਧਰ ਦੀ ਫੜਨ ਦੀ ਕੋਈ ਇੱਧਰ ਦੀ ਇਤਿਹਾਸ ਤੇ ਕੋਈ ਸੁਣਾਇਆ ਨਹੀਂ ਇਤਿਹਾਸ ਵੀ ਇਤਿਹਾਸ ਹੁੰਦਾ ਹੈ ਸਾਖੀ ਹੁੰਦੀ ਹੈ ਜਿੱਤੋਂ ਸਿੱਖਿਆ ਮਿਲੇ ਸਿੱਖਿਆ ਲਈ ਅਕਲ ਲਈ ਇਤਿਹਾਸ ਕੋਈ ਪ੍ਰਸੰਗ ਕੋਈ ਸੁਣ ਲਓ ਪਰ ਗੱਲ ਤੇ ਇਹ ਹੈ ਕਿ ਸਾਡੇ ਤੇ ਅਸਰ ਹੋਵੇ ਸਾਡੀ ਗੱਲ ਚੱਲੇ ਸਾਡੀ ਹੁਣ ਇਤਿਹਾਸ ਸਭ ਨੇ ਸੁਣਿਆ ਭਾਈ ਕਾਰੂ ਸਿੰਘ ਨੇ ਖੋਪਰ ਲੋਹਾਇਆ ਬੱਲੇ ਬੱਲੇ ਵੇ ਲੋਹਾਇਆ ਭਾਈ ਬਲੀ ਸਿੰਘ ਨੇ ਬੰਦ ਬੰਦ ਕਟਾਇਆ ਬੱਲੇ ਬੱਲੇ ਵੀ ਬੰਦ ਬੰਦ ਕਟਾਇਆ ਲੈ ਸਭ ਨੂੰ ਪਤਾ ਹੈ ਬਾਬਾ ਦੀਪ ਸਿੰਘ ਕਿਵੇਂ ਖੰਡਾ ਲੈ ਕੇ ਕਿਵੇਂ ਲੜੇ ਸਭ ਪਤਾ ਹੈ ਜਾਂਦੇ ਨੀਹਾਂ 'ਚ ਚਣੇ ਬੱਲੇ ਬੱਲੇ ਵੀ ਨੀਹਾਂ 'ਚ ਖੜੇ ਤੂੰ ਕਿਤੇ ਖੜਾ ਹੈ ਗੱਲ ਹੁਣ ਆਪਾਂ ਇਹ ਵੀ ਕਰਾਂਗੇ ਕਿ ਦੀਵਾਨ 'ਚ ਇਹੀ ਕਰਨੀ ਚਾਹੀਦੀ ਵੀ ਆਪਾਂ ਕਿੱਥੇ ਖੜੇ ਆ ਸਾਖੀ ਤੇ ਸੁਣਾਈ ਜਾਂਦੇ ਆ ਤੁਸੀਂ ਸੁਣੀ ਚੱਲੋ ਮੈਂ ਸੁਣਾਈ ਜਾਂਦਾ ਆਪਾਂ ਆਪਣੇ ਘਰ ਤੁਸੀਂ ਆਪਣੇ ਘਰ ਵੀ ਤਾਰੂ ਸਿੰਘ ਦਾ ਖੋਪਰ ਲੱਥਾ ਸੀ ਗੱਲ ਖਤਮ ਚਲੋ ਜੀ ਸਾਹਿਬਜ਼ਾਦੇ ਨੀਹਾਂ 'ਚ ਖੜੇ ਸੀ ਆਪਾਂ ਕਿੱਥੇ ਖੜੇ ਆ ਆਪਾਂ ਨੂੰ ਇਹ ਗੱਲ ਕਰਨੀ ਪੈਣੀ ਹੈ ਵੀ ਉਹ ਨੀਹਾਂ ਤੇ ਖੜੇ ਨੇ ਮੈਂ ਕਮਲਿਆ ਕਮਲਾ ਮਨ ਜਿਹੜਾ ਮੇਰਾ ਮੈਂ ਕਿੱਥੇ ਖੜਾ ਮੈਂ ਠੇਕੇ ਤੇ ਖੜਾ ਸਾ ਉਹ ਨੀਹਾਂ 'ਚ ਖੜੇ ਨੇ ਮੈਂ ਨਾਈ ਦੀ ਦੁਕਾਨ ਤੇ ਖੜਾ ਉਹ ਨੀਹਾਂ 'ਚ ਖੜੇ ਨੇ ਤੇ ਮੈਂ ਕਿੱਥੇ ਖੜਾ ਇਹ ਇਹ ਇਹ ਗੱਲ ਕਰਨੀ ਪੈਣੀ ਹੈ ਭਾਈ ਦੀਵਾਨਾਂ ਦਾ ਮਤਲਬ ਤਾਂ ਸਾਡੀ ਗੱਲ ਚੱਲੇ ਸਾਡੀ ਆਪਣੀ ਗੱਲ ਚੱਲੇ ਆਪਾਂ ਆਪਾਂ ਕਿਵੇਂ ਸਮਝੀਏ ਇਸ ਗੱਲ ਨੂੰ ਇਤਿਹਾਸ ਤੇ ਬਹੁਤ ਸੁਣਿਆ ਤੁਸੀਂ ਢਾਡੀ ਜੀ ਸੁਣਾ ਰਹੇ ਨੇ ਦੇ ਦਿਓ 10 ਰੁਪਏ ਉਹਨੇ ਹੋਰ ਤੇਰੇ ਨਾਮ ਬੋਲ ਦੇਣਾ ਫਲਾਣਾ ਸਿੰਘ 10 ਲੱਖ ਦਮੜੇ ਫਲਾਣਾ ਸਿੰਘ 50 ਲੱਖ ਦਮੜੇ ਦੇਈ ਥੱਲੋ ਉਹਨੇ ਨਾਂ ਤਾਂ ਤੇਰਾ ਵੀ ਬੋਲ ਦੂ ਵਿੱਚ ਹੀ ਬਚਿੱਤਰ ਸਿੰਘ ਦੇ ਨਹੀਂ ਪਤਾ ਤੈਨੂੰ ਵੀ ਨਾਲ ਹੀ ਜੋੜ ਦੇ ਇਹ ਭਾਈ ਬਚਿੱਤਰ ਸਿੰਘ ਵਾਂਗੂ ਇਹ ਵੀ ਬਹੁਤ ਦਲੇਰ ਹੈ 100 ਦਾ ਮੜਾ ਦਿੱਤਾ ਸਿੱਧਾ ਹੀ ਨਾਲ ਹੀ ਜੋੜ ਦੇਣਾ ਬਚਿੱਤਰ ਸਿੰਘ ਵਾਂਗੂ ਇਦਾਂ ਦੇ ਬੰਦੇ ਵੀ ਵੇਖੇ ਨੇ ਨਾਲ ਇਤਿਹਾਸ ਬਣਾ ਦਿੰਦੇ ਨੇ ਬੰਦੇ ਦਾ ਪੂਰਾ ਹੀ ਬਾਜੀ ਗੁਰੂ ਦੀ ਉਵੇਂ ਹੀ ਕਿਰਪਾ ਜਿਵੇਂ ਬਚਿੱਤਰ ਸਿੰਘ ਤੇ ਸੀ ਐਵੇਂ ਇਹਦੇ ਤੇ ਇਤਿਹਾਸ ਬਣਾ ਦੇਣਗੇ ਤੇਰਾ ਗੱਲ ਤੇ ਆਪਣੀ ਕਰੋ ਵੀ ਅਸੀਂ ਕਿੱਥੇ ਖੜੇ ਆ ਸਾਡੀ ਗੱਲ ਚੱਲੇ ਮੇਰੀ ਗੱਲ ਚੱਲੇ ਆਪਣੀ ਚੱਲੇ ਤਾਂ ਜੀਵਨ ਬਦਲਦਾ ਹੈ ਇਤਿਹਾਸ ਤੇ ਠੀਕ ਹੈ ਸਾਡਾ ਵੇਖੋ ਇਤਿਹਾਸ ਸੁਣਨ ਦਾ ਤਾਂ ਫਾਇਦਾ ਜੇ ਇੱਕ ਇੱਕ ਦਿਨ ਇਤਿਹਾਸ ਸੁਣਦਿਆਂ ਸੁਣਦਿਆਂ ਅਸੀਂ ਆਪਣਾ ਇਤਿਹਾਸ ਬਣਾ ਜਾਈਏ ਸਾਡਾ ਇਤਿਹਾਸ ਜੋ ਕੱਲ ਸੀ ਉਹ ਅੱਜ ਦਾ ਇਤਿਹਾਸ ਹੈ ਜੋ ਅੱਜ ਚੱਲ ਰਿਹਾ ਹੈ ਕੱਲ ਦਾ ਇਤਿਹਾਸ ਹੋਏਗਾ ਅੱਜ ਸਾਡੇ ਕੋਲ ਪਾਤਰ ਨੇ ਬਾਬਾ ਦੀਪ ਸਿੰਘ ਭਾਈ ਮਨੀ ਸਿੰਘ ਭਾਈ ਸ਼ਬੇਗ ਸਿੰਘ ਸ਼ਹਿਬਾਦ ਸਿੰਘ ਕੱਲ ਅਸੀਂ ਪਾਤਰ ਬਣੀਏ ਸਤਿਆਸ ਦੇ ਅਸੀਂ ਇਹ ਪਾਤਰ ਬਣੀਏ ਰੁਲੀਏ ਨਾ ਰੁਲੋ ਐਵੇਂ ਨਹੀਂ ਰੁਲ ਜਾਣਾ ਭੀੜ 'ਚ ਨਾ ਰੁਲਿਓ ਇਤਿਹਾਸ ਬਣਾਓ ਤੇ ਇਤਿਹਾਸ ਇਦਾਂ ਹੀ ਬਣਦੇ ਨੇ ਇਤਿਹਾਸ ਬਣਾਉਣ ਵਾਲੇ ਕੋਈ ਵੱਖਰੇ ਨਹੀਂ ਜੰਮਦੇ ਇਤਿਹਾਸ ਬਣਾਉਣ ਵਾਲੇ ਕੋਈ ਸਿੱਧੇ ਉੱਤੋਂ ਨਹੀਂ ਆਏ ਹੋਏ ਹੁੰਦੇ ਇਤਿਹਾਸ ਬਣਾਉਣ ਵਾਲਿਆਂ ਨੇ ਵੀ ਮਾਵਾਂ ਦੀਆਂ ਕੁੱਖਾਂ 'ਚੋਂ ਜਨਮ ਲਿਆ ਇਤਿਹਾਸ ਬਣਦਾ ਹੈ ਜਦੋਂ ਗੁਰੂ ਦਿਮਾਗ ਤੇ ਬਹਿ ਜੇ ਮਹਾਰਾਜ ਦੇ ਬਚਨ ਪੜ੍ਹੀਏ ਗੁਰਬਾਣੀ ਨਾਲ ਜੁੜੀਏ ਨਾ ਫਿਰ ਇਤਿਹਾਸ ਬਣਨ ਦੀ ਅੰਦਰ ਜੁਰਤ ਆਉਂਦੀ ਹੈ ਇਤਿਹਾਸ ਬਣਾਉਣ ਦੀ ਜੁਰਤ ਆਉਂਦੀ ਹੈ ਅੰਦਰ ਸਪਿਰਿਟ ਬਣਦਾ ਸੋ ਇਸ ਕਰਕੇ ਇਤਿਹਾਸ ਹੀ ਸੁਣਨੇ ਨੇ ਪਰ ਇਤਿਹਾਸ ਬਣਾਉਣਾ ਵੀ ਕੱਲ ਦੇ ਦੀਵਾਨ 'ਚ ਆਪਾਂ ਵੱਧ ਚੜ ਕੇ ਫਿਰ ਹਾਜ਼ਰ ਹੋਣਾ ਹੈ ਇੱਕ ਬੇਨਤੀ ਹੋਰ ਹੈ ਵੀ ਅੱਜ ਮੈਂ ਆਪਾਂ ਅੱਜ 2:15 15 ਮਿੰਟ ਤੇ ਸ਼ੁਰੂ ਕੀਤਾ ਸਵਾ 2 ਪਰ ਕੱਲ ਆਪਾਂ ਡੇਢ ਪੌਣੇ 2 ਕਿਉਂਕਿ ਸਮਾਪਤੀ ਤੇ 4 ਵਜੇ ਕਰਾਂਗੇ ਸ਼ੁਰੂ ਵੇਲੇ ਨਾਲ ਕਰਾਂਗੇ 2.5 ਘੰਟੇ ਤੇ ਚਾਹੀਦੇ ਨੇ ਏਡੀ ਦੂਰੋਂ ਆਪਾਂ ਉਹਨੇ ਤਿਆਰੀ ਵੀ ਕੀਤੀ ਤੁਸੀਂ ਵੀ 2.5 ਘੰਟੇ ਤੇ ਘੱਟ ਤੋਂ ਘੱਟ ਸਮਾਂ ਹੁੰਦਾ ਹੀ ਹੋਵੇ ਹੀ ਤੇ ਤੁਸੀਂ ਮੇਰੀ ਬੇਨਤੀ ਨੂੰ ਧਿਆਨ 'ਚ ਰੱਖਿਓ ਵੀ ਪੂਰੇ ਡੇਢ ਵਜੇ ਨੂੰ ਆ ਜਾਏ ਹੋਰਾਂ ਨੂੰ ਵੀ ਦੱਸਿਓ 1:30 ਵਜੇ ਤੱਕ ਮੈਂ ਕੋਸ਼ਿਸ਼ ਪੂਰੀ ਕਰੂੰ 1:30 ਵਜੇ ਪਹੁੰਚ ਜਾ ਤੇ ਜ਼ਿਆਦਾ ਲੇਟ ਹੋਇਆ ਤੇ 5 7 10 ਮਿੰਟ ਲੇਟ ਹੋ ਸਕਦਾ ਇਦੋਂ ਲੇਟ ਫਿਰ ਆਪਾਂ 4 ਸਵਾ 4 ਵਜੇ ਤੱਕ ਸਮਾਪਤੀ ਕਰ ਦਿਆ ਕਰਾਂਗੇ ਤਾਂ ਜੋ ਫਿਰ ਘਰਾਂ ਦਾ ਵੀ ਕੰਮਕਾਰ ਕਰਨਾ ਹੁੰਦਾ ਸਾਰਾ ਨਾਲ ਨਾਲ ਚੱਲੀ ਜਾਵੇ ਕੱਲ ਤੇ ਪਰਸੋਂ ਦੋਵੇਂ ਦਿਨ ਅੱਜ ਕੁਝ ਮੌਸਮ ਕਰਕੇ ਠੀਕ ਜਿਆ ਵੀ ਨਹੀਂ ਸੀ ਕੱਲ ਦੀਵਾਨ ਚੱਲਦੇ ਸੀ ਦੁਪਹਿਰ ਦੇ ਇੱਧਰ ਸ਼ੇਰਪੁਰ ਦੇ ਨੇੜੇ ਬਹੁਤ ਚੜ੍ਹਦੀ ਕਲਾ ਨਾਲ ਉੱਥੇ 400 ਤੇ 28 ਪ੍ਰਾਨੀ ਅੰਮ੍ਰਿਤਧਾਰੀ ਵੀ ਬਣੇ ਪਿੰਡ ਦਿਆਂ ਨੇ ਬਹੁਤ ਨੇ ਅੰਮ੍ਰਿਤ ਛਕਿਆ ਨੌਜਵਾਨ ਬਹੁਤ ਗੁਰੂ ਵਾਲੇ ਬਣੇ ਸਿੰਘ ਸਜੇ ਸੋ ਇਸ ਕਰਕੇ ਭਾਈ ਆਪਣੇ ਪਿੰਡ ਵਿੱਚ ਵੀ ਤਿਆਰੀ ਕਰੋ ਤਕੜੇ ਹੋਵੋ ਕਾਇਮ ਹੋਵੋ ਨੌਜਵਾਨ ਵੀਰਾਂ ਨੂੰ ਬੇਨਤੀ ਕਰਾਂਗਾ ਦਾੜੀਆਂ ਰੱਖੋ ਕੇਸ ਰੱਖੋ ਤੇ ਦਸਤਾਰਾਂ ਬੰਨੋ ਦਮਾਲੇ ਬੰਨੋ ਜਿੱਦਾਂ ਦੀ ਤੁਹਾਨੂੰ ਚੰਗੀ ਲੱਗੇ ਉਦਾਂ ਦੀ ਦਸਤਾਰ ਬੰਨ ਲਓ ਸੋਹਣੀਆਂ ਦਸਤਾਰਾਂ ਸਜਾਓ ਤੇ ਗੁਰਬਾਣੀ ਪੜ੍ਹਨੀ ਸ਼ੁਰੂ ਕਰੋ ਸਹਿਜ ਪਾਠ ਕਰੋ ਵੱਧ ਤੋਂ ਵੱਧ ਗੁਰਬਾਣੀ ਨਾਲ ਜੁੜ ਕੇ ਜੀਵਨ ਬਣਾਓ ਕੋਈ ਵੀ ਪ੍ਰਚਾਰਕ ਸਤਿਕਾਰਯੋਗ ਨੇ ਸਭ ਦਾ ਜਿਹੜੇ ਗੁਰਮਤ ਅਨੁਸਾਰ ਕਰਨ ਸਤਿਕਾਰ ਕਰੀਏ ਵੀਰ ਭਰਾ ਨੇ ਸਾਡੇ ਸਾਰੇ ਸਭ ਦੀ ਰਿਸਪੈਕਟ ਹੈ ਸਭ ਦਾ ਸਤਿਕਾਰ ਹੈ ਕੋਈ ਵੰਡੀਆਂ ਪ੍ਰਚਾਰਕਾਂ 'ਚ ਵੰਡੀਆਂ ਨਹੀਂ ਪਾਉਣੀਆਂ ਗੁਰੂ ਦੇ ਸਿੱਖ ਬਣ ਕੇ ਸਤਿਗੁਰਾਂ ਤੋਂ ਸੇਧ ਲੈਣੀ ਅਸੀਂ ਤੇ ਗੁਰੂ ਨਾਲ ਪਿਆਰ ਕਰਦੇ ਗੁਰਬਾਣੀ ਨਾਲ ਗੁਰੂ ਦੀ ਗੱਲ ਸੁਣਾਵੇ ਕੋਈ ਸੁਣਾਵੇ ਤੈ ਸਾਹਿਬ ਕੀ ਬਾਤ ਜੇ ਆਖੈ ਕਹੋ ਨਾਨਕ ਕਿਆ ਦੀਜੈ ਸੀਸ ਵੱਡੇ ਕਰ ਬੈਸਣ ਦੀਜੈ ਬਿਨ ਸਿਰ ਸੇਵ ਕਰੀਜੈ ਵੀ ਸਿਰ ਆਪਣਾ ਭੇਟ ਕਰ ਦੇਣ ਦਾ ਮਤਲਬ ਹੈ ਇਹਦੇ ਚ ਪਾ ਦੇ ਜੋ ਪਾਉਣਾ ਆਖੋ ਸਤਨਾਮ ਇਹਦੇ ਚ ਪਾ ਦੇ ਹੰਕਾਰ ਦਾ ਸਿਰ ਲਾ ਦੇ ਆਪਣੇ ਦਾ ਹੰਕਾਰ ਛੱਡ ਦੇ ਹਉਮੈ ਛੱਡ ਕੇ ਹੰਕਾਰ ਛੱਡ ਕੇ ਨਮਾਣਾ ਜਿਹਾ ਬਣ ਕੇ ਸਿੱਖੀ ਦਾ ਬਸ ਸਿੱਖ ਬਣ ਜਾ ਜਦੋਂ ਸਿੱਖਣ ਦਾ ਵੇਲਾ ਹੋਵੇ ਉਦੋਂ ਆਕੜ ਨਾ ਸਿੱਖ ਅਕਲ ਲੈ ਵੀ ਹਾਂ ਗੱਲ ਮੇਰੇ ਸਮਝ ਚ ਆ ਜਾਵੇ ਮੈਨੂੰ ਸਮਝ ਆ ਜਾਵੇ ਹੰਕਾਰ ਦਾ ਸਿਰ ਨਾ ਲਈ ਫਿਰੀ ਉੱਥੇ ਆਕੜ ਆਕੜ ਕੇ ਤੁਨੇ ਨਿਮਾਣਾ ਬੰਨਣਾ ਸਿਰ ਵੱਢ ਦੇਣ ਦਾ ਮਤਲਬ ਹੈ ਹੰਕਾਰ ਦਾ ਸਿਰ ਵੱਢ ਦੇ ਆਕੜ ਛੱਡ ਸੋ ਕੱਲ ਦਾ ਦੀਵਾਨ ਪਰਸੋਂ ਦਾ ਪਰਸੋਂ ਇੱਥੇ ਵੀ ਅੰਮ੍ਰਿਤ ਸੰਚਾਰ ਹੋਣਾ ਤੁਹਾਡੇ ਨਗਰ ਵਿੱਚ ਪਹਿਲੀ ਵਾਰੀ ਦੀਵਾਨ ਲੱਗੇ ਨੇ ਵੈਸੇ ਇਧਰ ਨੂੰ ਮੈਂ ਪਹਿਲੀ ਵਾਰੀ ਹੋਈ ਆਇਆ ਅਮਰਗੜ ਤੋਂ ਐ ਨੂੰ ਇਧਰਲੇ ਪਾਸੇ ਨੂੰ ਪਹਿਲੀ ਵਾਰੀ ਆਪਾਂ ਇਸ ਏਰੀਆ ਦੇ ਵਿੱਚ ਤੁਹਾਡੀ ਸੰਗਤ ਦੇ ਦਰਸ਼ਨ ਕੀਤੇ ਨੇ ਕੱਲ ਨੂੰ ਵੀ ਕਿਰਪਾ ਕਰਨੀ ਕੱਲ ਨੂੰ ਪੰਡਾਲ ਵਧਾ ਦਿੱਤਾ ਜਾਏਗਾ ਥੋੜਾ ਜਿਹਾ ਤਿੰਨ ਕਪੜੇ ਦੇ ਵੱਧ ਜਾਣਗੇ ਸੰਗਤ ਹੋਰ ਆ ਜਾਏਗੀ ਤੇ ਕੱਲ ਤੇ ਪਰਸੋਂ ਦੋਵੇਂ ਦਿਨ ਆਪਾਂ ਇਸੇ ਤਰ੍ਹਾਂ ਹਾਜ਼ਰੀ ਵੱਧ ਚੜ ਕੇ ਜਿੱਥੋਂ ਆਪ ਆਉਣਾ ਹੈ ਉਥੋਂ ਹੋਰ ਨਾਲਾਂ ਨਾਲ ਦੋਸਤਾਂ ਮਿੱਤਰਾਂ ਯਾਰਾਂ ਬੇਲੀਆਂ ਨੂੰ ਪ੍ਰੇਰ ਕੇ ਲੈ ਕੇ ਆਉਣਾ ਤਾਂ ਜੋ ਸਾਡਾ ਸਾਰਿਆਂ ਦਾ ਸਮਾਂ ਸਫਲ ਹੋਵੇ ਹਾਜ਼ਰੀ ਭਰੀ ਪ੍ਰਵਾਨ ਹੋਵੇ ਸੋ ਬੋਲਦਿਆਂ ਕੋਈ ਭੁੱਲ ਗਲਤੀ ਕਰ ਗਿਆ ਮੈਨੂੰ ਮਾਫੀ ਬਖਸ਼ਣੀ ਸੋ ਆਓ ਸਤਿਗੁਰਾਂ ਤੋਂ ਅਕਲ ਲਈਏ ਬਿਨ ਨਾਵੇ ਜਗ ਕਮਲਾ ਫਿਰੈ ਗੁਰਮੁਖ ਨਦਰੀਆ ਗੁਰੂ ਅਮਰਦਾਸ ਜੀ ਦਾ ਇਹ ਸ਼ਬਦ ਹੈ ਮਹਾਰਾਜ ਤੋਂ ਅਕਲ ਲੈ ਕੇ ਪਤਾ ਲੱਗਣਾ ਕਮਲ ਪੁਣਾ ਦਿਸੇਗਾ ਫਿਰ ਹੁਣ ਦਿਸਦਾ ਨਹੀਂ ਫਿਰ ਦਿਸਣ ਨਦਰੀ ਆਏਗਾ ਚੱਲ ਪੁਣਾ ਖਿਲਾਰਦੇ ਫਿਰਦੇ ਇਹਨੂੰ ਛੱਡੀਏ ਸੋ ਬਾਕੀ ਬੇਨਤੀਆਂ ਕੱਲ ਦੇ ਦੀਵਾਨ ਜਿਨ੍ਹਾਂ ਨੇ ਮੱਥਾ ਨਹੀਂ ਟੇਕਿਆ ਭਾਈ ਪਿੱਛੇ ਬਹਿ ਗਏ ਸੀ ਆ ਕੇ ਆ ਜਾਓ ਅੱਗੇ ਮੱਥਾ ਟੇਕੋ ਗੁਰੂ ਗ੍ਰੰਥ ਸਾਹਿਬ ਨੂੰ ਨਮਸਕਾਰ ਕਰੋ ਪ੍ਰੇਮ ਭੇਟਾ ਕਰੋ ਆਪਣੀ ਤੇ ਫਿਰ ਫਿਰ ਉਵੇਂ ਜਿਵੇਂ ਬਹਿ ਜਾਣਾ ਜਿੰਨਾ ਚਿਰ ਗੁਰੂ ਸਾਹਿਬ ਇੱਥੇ ਨੇ ਉਹਨਾਂ ਚਿਰ ਆਪਾਂ ਜਾਣਾ ਨਹੀਂ ਗੁਰੂ ਸਾਹਿਬ ਅੱਗੇ ਅੱਗੇ ਚੱਲਣਗੇ ਫਿਰ ਆਪਾਂ ਸਾਰਿਆਂ ਨੇ ਚੱਲ ਪਾਉਣਾ ਕੱਲ ਨੂੰ ਵੇਲੇ ਨਾਲ ਕਿਰਪਾ ਕਰਨਾ ਰਾਮ ਕਲੀ ਮਹੱਲਾ ਤੀਜਾ ਨਾਮ ਦੇ ਓੰਕਾਰ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਪਾਇਆ ਸਹਿਜ ਸਿੱਖੀ ਮਨ ਲਗਿਆ ਹੋਇਆ ਆਗਰ ਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਤਿਗੁਰੂ ਦਾ ਹਰੀ ਤੇਰਾ ਮਨ ਮਨ ਤੇਰਿਆ ਤੋਂ ਸਦਾ ਰਹੋ ਮਨ ਨਾਲੇ ਰਹੋ ਮਨ ਮੇਰੇ ਦੁੱਖ ਸਭ ਵਿਸਵਾਸ ਕੀ ਕਾਰੋ ਕਰੇ ਤੇਰਾ ਸਭ ਸਵਾਰ ਸਮਨਾ ਕਲਾ ਸਮਰਤ ਸੁਆਮੀ ਹੋ ਕਿਉ ਮਨ ਹੋ ਬਸਾਰੇ ਐ ਨਾਨਕ ਮਨ ਮੇਰੇ

Bye. ਕੈ ਸ਼ਬਦ ਵਾਜੇ ਕਲਾ ਜਿਤ ਕਰ ਸਾਰੀਆ ਮਨ ਤੂੰ ਤੋਦ ਵਰਤ ਕੀਤੇ ਕਾਲ ਕੰਤ ਕੁਮਾਰਿਆ ਹਰ ਕਰਮ ਪਾਇਆ ਸੁਧ ਜਿਤ ਕਉ ਸੇ ਨਾਮ ਹਰ ਕੈ ਲਾਵੇ ਕਹਿ ਨਾਮ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਬਾਰ ਬਰਮ ਪ੍ਰਭ ਮਾਇਆ ਰੋਗ ਰੋਗ ਸਤਾ ਬਿਉਤਰੇ ਹੁਣੀ ਸੱਚੀ ਬਾਣੀ ਪੰਜ ਸਾਧਨ ਸਹਿ ਵਰਤ ਪੂਰੇ ਪੁਰਤੇ ਜਾਣੇ ਤੇ ਮੁਨੀ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ ਦਿਲ ਦਾ ਗੁਰ ਚਰਨ ਲਾਗੇ ਵਾਸਿਆ ਮਨ ਸੁਣ ਤੇ ਮੁਨੀ ਕਹਤੇ ਪਵਿੱਤ ਸਤਗੁਰ ਰਹਿਆ ਭਰਪੂਰੇ

ਸੰਤ ਸੰਗਾਲ ਆਪ ਤੇ ਮੁਖ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਸੈ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ